ਗੁਰਮੁਖੀ ਨਾਦ ਵੇਦ ਵਿਚਾਰ ਗੁਰਮੁਖੀ ਮੱਜਣ ਚੱਜ ਅਚਾਰ ਗੁਰਮੁਖੀ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖੀ ਭਾਵੇ ਪਾਰ ਗੁਰਮੁਖੀ ਨਾਦ ਵੇਦ ਵਿਚਾਰ ਆਦ ਗੁਰਮਖਾਂ ਦੇ ਅੰਦਰ ਜਿਹੜੀ ਤੁਰਕੀ ਬਾਣੀ ਆਉਂਦੀ ਹੈ ਪ੍ਰਗਟ ਹੁੰਦੀ ਹੈ ਇਹ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਜਿਹੜਾ ਉਹਨਾਂ ਨੂੰ ਨਾਦ ਸੁਣਾਈ ਦਿੰਦਾ ਬਿਨਾਂ ਕੰਨਾਂ ਤੇ ਉਹ ਕੀ ਸੋਝੀ ਦੇ ਰਿਹਾ ਕੀ ਉਹ ਗਿਆਨ ਦੇ ਰਿਹਾ ਉਹਦੇ ਗਿਆਨ ਦੀ ਵਿਚਾਰ ਕਰਦੇ ਨੇ ਗੁਰਬਾਣੀ ਚ ਉਹਦੇ ਵਿਚਾਰੇ ਦਸੀ ਹੋਈ ਹੈ ਗੁਰਮੁਖੀ ਗੁਰਮਖਾਨ ਨੇ ਉਸ ਨਾਦ ਨੂੰ ਸੁਣ ਕੇ ਹੀ ਆ ਕੁਝ ਲਿਖਿਆ ਗੁਰਬਾਣੀ ਚ ਉਹ ਬਾਣੀ ਸੀ ਸੁਣੀ ਸੀ ਬਾਣੀ ਤੇ ਸਾਨੂੰ ਦੱਸਿਆ ਗੁਰਬਾਣੀ ਦੇ ਰਾਹੀਂ ਉਹਦਾ ਗਿਆਨ ਜੋ ਤੇ ਸੋਝੀ ਮਿਲੀ ਉਹ ਦੱਸੀ ਹੈ ਉਹ ਬਾਣੀ ਗੁਰੂ ਹੈ ਜਿਹੜੀ ਗੁਰਮੁਖਾਂ ਨੇ ਸੁਣੀ ਹੈ ਸਿੱਧੀ ਡਾਇਰੈਕਟ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਅੰਮ੍ਰਿਤ ਬਾਣੀ ਹੈ ਜਿਹੜਾ ਉਹ ਬਾਣੀ ਨੂੰ ਸੁਣ ਲੈਂਦਾ ਉਹ ਅਮਰ ਹੋ ਜਾਂਦਾ ਅਮਰਤ ਪੀਵੇ ਅੰਮ੍ਰਿਤਸੋ ਇਹ ਗੁਰਬਾਣੀ ਜਿਹੜੀ ਹੈ ਇਹ ਕਹੀ ਹੋਈ ਗੱਲ ਹੈ ਉਹ ਸੁਣ ਕੇ ਜੋ ਬੋਲੀ ਹੈ ਨਾ ਕਹੀ ਹੈ ਉਹ ਗੁਰਬਾਣੀ ਹੈ ਗੁਰਬਾਣੀ ਕਹੈ ਸੇਵਕ ਜਨ ਮੰਨ ਸੁਣਨ ਵਾਲਾ ਜਿਹੜਾ ਹੈਗਾ ਉਹ ਬੰਨੇ ਜੇ ਤਾਂ ਜੇ ਮੰਨਣ ਵੇ ਨੂੰ ਪ੍ਰਤੱਖ ਗੁਰੂ ਨਿਸਤਾਰੇ ਜਿਹੜਾ ਗੁਰੂ ਹੈ ਸੰਸਾਰ 'ਚ ਗੁਰੂ ਕੌਣ ਹੈ ਉਹਦਾ ਪ੍ਰਤੱਖ ਦਰਸ਼ਨ ਕਰਾ ਦਿੰਦੀ ਹੈ ਉਹਨੂੰ ਪ੍ਰਤੱਖ ਉਹਦੀ ਸੋਝੀ ਸਮਝ ਆ ਜਾਂਦੀ ਹੈ ਫਿਰ ਆਦਮੀ ਨੂੰ ਗੁਰੂ ਨਹੀਂ ਬਣਦਾ ਸੰਸਾਰ 'ਚ ਜਨਮ ਲੈਣ ਵਾਲਾ ਗੁਰੂ ਨਹੀਂ ਹੋ ਸਕਦਾ ਗੁਰੂ ਕੌਣ ਹੈ ਸਾਰੇ ਜੀ ਜੰਤ ਨੂੰ ਗਿਆਨ ਦੇਣ ਵਾਲਾ ਗੁਰੂ ਹੈ ਜਿਹਨੇ ਬੀਜ ਵਿੱਚ ਹੀ ਗਿਆਨ ਪਾਇਆ ਹੈ ਬੀਜ ਮੰਤਰ ਸਰਬ ਕੋ ਗਿਆਨ ਬੀਜ ਧਰਤੀ 'ਚ ਪੁੱਠਾ ਸਿੱਧਾ ਜਿਵੇਂ ਮਰਜੀ ਸੜ ਦੋ ਜੜ ਥੱਲੇ ਨੂੰ ਆਉ ਉਤਲਾ ਪਾਸਾ ਉੱਤੇ ਨੂੰ ਆਉ ਜੀ ਚਾਹੇ ਦਾਣਾ ਵਿੱਚੋਂ ਵੱਡਾ ਖਾ ਜਵੇ ਖਾਣਾ ਪਵੇ ਉਹਨੂੰ ਗਿਆਨ ਉਤਲੇ ਪਾਸੇ ਦੀ ਜ਼ਿੰਦਗੀ ਉੱਤੇ ਹਵਾ 'ਚ ਹੈ ਜੜ ਦੀ ਜ਼ਿੰਦਗੀ ਥੱਲੇ ਜੇ ਜੜ ਉੱਤੇ ਆ ਜਾਏ ਜੜ ਸੁੱਕ ਜਾਂਦੀ ਹੈ ਉਤਲਾ ਪਾਸਾ ਥੱਲੇ ਹੀ ਰਹਿ ਜਾ ਉਹ ਮਰ ਜਾਂਦਾ ਉਹ ਬੀਜ ਵਿੱਚ ਹੀ ਗਿਆਨ ਹੈ ਉਹ ਗਿਆਨ ਪਾਉਣ ਵਾਲਾ ਗੁਰੂ ਹੈ ਜਿਹਨੇ ਸਾਰੀ ਰਚਨਾ ਰਚੀ ਹੈ ਉਹ ਗੁਰੂ ਹੈ ਉਹ ਗੁਰੂ ਕੌਣ ਹੈ ਉਹ ਹੈ ਹੁਕਮ ਗੁਰੂ ਸ਼ਬਦ ਗੁਰੂ ਉਹ ਸ਼ਬਦ ਗੁਰੂ ਹੈ ਜਿਹੜਾ ਭਗਤਾਂ ਨੇ ਸੁਣਿਆ ਗੁਰਮੁਖਾਂ ਨੇ ਸੁਣਿਆ ਉਹੀ ਨਾਦ ਹੁੰਦਾ ਉਹਦਾ ਗਿਆਨ ਗੁਰਬਾਣੀ ਰਾਹੀਂ ਦਿੱਤਾ ਹੋਇਆ ਗੁਰਮੁਖੀ ਨਾਦ ਵੇਦ ਵਿਚਾਰ ਵੇਦ ਕਹਿੰਦੇ ਨੇ ਗਿਆਨ ਨੂੰ ਪਰ ਅਸੀਂ ਵੇਦ ਗ੍ਰੰਥਾਂ ਨੂੰ ਮੰਨਿਆ ਹੈ ਗ੍ਰੰਥਾਂ ਦੀ ਤਾਂ ਅਲ ਪੈ ਗਈ ਵੇਦ ਉਹ ਕਿਉਂਕਿ ਉਹਨਾਂ 'ਚ ਗਿਆਨ ਸੀਗਾ ਉਹਨੂੰ ਵੇਦ ਕਹਿਣ ਲੱਗੇ ਜਿਵੇਂ ਅਸੀਂ ਪੋਥੀ ਸਾਹਿਬ ਨੂੰ ਗੁਰੂ ਕਹਿਣ ਲੱਗੇ ਗੁਰੂਆਂ ਨੇ ਨਾਮ ਰੱਖਿਆ ਪੋਥੀ ਸਾਹਿਬ ਅਸੀਂ ਕਹਿਣ ਲੱਗੇ ਗੁਰੂ ਕਿਉਂ ਇਹ ਗਿਆਨ ਹੈ ਉਹ ਵੇਦ ਸੀ ਅਰਥ ਗਿਆਨ ਹੈ ਗੁਰੂ ਦਾ ਵੀ ਅਰਥ ਗਿਆਨ ਹੈ ਵੇਦ ਔਰ ਗੁਰੂ ਇੱਕੋ ਹੀ ਦੋਏ ਲਫ਼ਜ਼ ਇੱਕੋ ਹੀ ਨੇ ਕੋਈ ਫਰਕ ਨਹੀਂ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਗਿਆਨ ਨੂੰ ਗੁਰੂ ਕਿਹਾ ਹੋਇਆ ਵੇਦ ਨੂੰ ਵੀ ਗੁਰੂ ਕਿਹਾ ਹੈ ਵੇਦ ਗੁਰਬਾਣੀ ਔਰ ਬੇਦਵਾਣੀ ਕੋਈ ਗੱਲ ਗੁਰਬਾਣੀ ਔਰ ਬੇਦਵਾਣੀ ਉਹ ਵੀ ਇੱਕੋ ਗੱਲ ਜਿਹੜਾ ਚਿੱਤ ਹੈ ਜਿਹਨੂੰ ਗੁਰੂ ਕਿਹਾ ਹੈ ਉਹਨੂੰ ਵੇਦ ਵੀ ਕਿਹਾ ਹੈ ਕਾ ਬੂੜ ਉਚਾਰਤ ਭੇਦਾ ਜਾ ਕੋ ਭੇਦ ਬਨ ਪਾਵਤ ਵੇਦਾ ਬੂਰਖਾ ਜਿਹੜਾ ਉਹਦਾ ਭੇਦ ਉਚਾਰਨ ਕਰੇ ਜੇ ਵੇਦਾ ਜਿਹੜਾ ਹੈ ਸਤਗੁਰ ਹੈ ਜਿਹੜਾ ਗੋਰੇ ਅੰਦਰਲਾ ਅੰਦਰਲਾ ਜਿਹੜਾ ਦਰਵਾਜ਼ੇ ਤੇ ਰਹਿੰਦਾ ਉਹਦੇ ਹਰ ਵਾਰ ਦੁਆਰੇ ਤੇ ਰਹਿੰਦਾ ਉਹ ਨਹੀਂ ਜਾਣਦਾ ਉਹਦੇ ਭੇਦ ਨੂੰ ਤੂੰ ਜਿਹਨਾਂ ਕਦੇ ਦੁਆਰਾ ਵੀ ਨਹੀਂ ਦੇਖਿਆ ਤੈਨੂੰ ਕਿਵੇਂ ਪਤਾ ਲੱਗਿਆ ਜਿਹੜਾ ਉਹਦੇ ਅੰਦਰ ਨਹੀਂ ਰਹਿੰਦਾ ਦੇਖੋ ਦੁਆਰੇ ਤੇ ਰਹਿਣ ਵਾਲਾ ਅੰਦਰਲੀ ਗੱਲ ਨਹੀਂ ਦੱਸਦਾ ਸਕਦਾ ਅੰਦਰਲੀ ਉਹੀ ਗੱਲ ਦੱਸੂ ਜਿਹੜਾ ਅੰਦਰੋਂ ਦੱਸੂ ਬਾਹਰ ਵਾਲੇ ਦਰਵਾਜ਼ੇ ਵਾਲੇ ਅੰਦਰਲੀ ਗੱਲ ਜੇ ਦੱਸੀ ਵੀ ਹੈ ਜਿਹੜੀ ਉਹਨੇ ਸੁਣੀ ਅੰਦਰੋਂ ਸੁਣੀ ਉਹ ਦੱਸੀ ਹੈ ਅੰਦਰਲੇ ਅੰਦਰ ਨੇ ਇਹ ਜਿਹੜਾ ਅੱਧਾ ਹੈ ਬਾਹਰ ਖੜਾ ਦਰਵਾਜ਼ੇ ਤੇ ਜਿਵੇਂ ਚਪੜਾਸੀ ਖੜਾ ਹੁੰਦਾ ਨਾ ਫਾਈਲਾਂ ਦਾ ਤਾਂ ਜਿਹੜਾ ਕੰਮ ਅੰਦਰ ਹੋ ਰਿਹਾ ਨਾ ਉਹਦਾ ਜਿਹਨੂੰ ਕਹਿੰਦੇ ਨੇ ਹੱਥ ਮਾਰ ਦਿੰਦਾ ਵਿਚਾਰਾ ਜਿਹੜੀ ਗੱਲ ਕਹਿ ਦਿੰਦੇ ਨੇ ਉਹ ਕਰ ਦਿੰਦਾ ਵੇਦਾ ਲਫ਼ਜ਼ ਜਿਹੜਾ ਹੈ ਚੇਤਨ ਹੈ ਚੇਤਨ ਜਾਂ ਕੋ ਭੇਵਨਾ ਪਾਵਤ ਵੇਦਾ ਜਿਹਨੂੰ ਗੁਰ ਕਿਹਾ ਹੋਇਆ ਹੈ ਗੁਰ ਨੂੰ ਗਿਆਨ ਵੀ ਕਿਹਾ ਗੁਰ ਮੇਰਾ ਗਿਆਨ ਗੁਰ ਰਹਿਦੇ ਧਿਆਨ ਕੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨੋ ਬਵੇਕੋ ਬਵੇਕ ਵੀ ਇਸ ਨੂੰ ਕਿਹਾ ਹੈ ਇਹ ਨੌਰ ਨੇ ਕੋਈ ਚੀਜ਼ ਦੇ ਨੌ ਵਿਵੇਕ ਉਹ ਗਿਆਨ ਹੈ ਵਿਵੇਕ ਉਹ ਗਿਆਨ ਹੈ ਜਿਹੜਾ ਭਰਮ ਹਰ ਕਿਸਮ ਦੇ ਭਰਮ ਦਾ ਨਾਸ਼ ਕਰ ਦਿੰਦਾ ਭਰਮ ਦਾ ਹੀ ਨਾਸ਼ ਕਰ ਦਿੰਦਾ ਸੰਸਾਰ ਦਾ ਕੋਈ ਗਿਆਨ ਨਹੀਂ ਜਿਹੜਾ ਭਰਮ ਦਾ ਨਾਸ਼ ਕਰੇ ਭਰਮ ਨੂੰ ਵਧਾਉਣ ਵਾਲੇ ਗਿਆਨ ਦੇ ਸੰਸਾਰ ਦੇ ਸਾਰੇ ਜਿੰਨੇ ਮਾਇਆ ਦੇ ਗਿਆਨ ਨੇ ਭਰਮ ਵਧਾਉਂਦੇ ਨੇ ਜਿੰਨੀ ਖੋਜ ਮਾਇਆ ਦੀ ਹੋ ਰਹੀ ਹੈ ਪਤਾ ਕਿੱਧਰ ਜਾ ਰਹੀ ਹੈ ਇਹ ਸਾਨੂੰ ਬਹੁਤ ਵੱਲ ਨੂੰ ਲੈ ਜਾ ਰਹੀ ਹੈ ਬਹੁਤ ਵੱਲ ਨੂੰ ਲੈ ਜਾ ਰਹੀ ਹੈ ਖੋਜ ਸਾਰੀ ਕਿ ਤਾਂ ਸੋਨੇ ਤੇ ਮਿਰਗ ਮਗਰ ਰਾਮਚੰਦਰ ਪਿਆ ਹੋਇਆ ਸੀਤਾ ਹਣ ਹੋ ਜਾਣੀ ਹੈ ਬੁੱਧੀ ਹਣ ਹੋ ਗਈ ਇਹਨਾਂ ਦੀ ਇਹ ਹੀਰ ਹੋ ਚੁੱਕੇ ਸਾਰੇ ਮਾਇਆ ਦੀ ਖੋਜ ਕਰਨ ਵਾਲੇ ਜਿਹੜੀ ਇੱਕ ਚੀਜ਼ ਬਣਾਉਂਦਾ ਦੂਆ ਉਹਦਾ ਰੋਕ ਬਣਾ ਲੈਂਦਾ ਜਾਗਤ ਨੂੰ ਰਹੇ ਨੇ ਬਹੁਤ ਵੱਲ ਨੂੰ ਇੱਕ ਦੂਜੇ ਤੇ ਵਿਸ਼ਵਾਸ ਕੋਈ ਨਹੀਂ ਹੈ ਭਰੋਸਾ ਕੋਈ ਨਹੀਂ ਜਿੱਥੇ ਭਰੋਸਾ ਨਹੀਂ ਹੈ ਇੱਕ ਦੂਏ ਦੇ ਉੱਤੇ ਤੇ ਬੁੱਧੀ ਦੀ ਤੇ ਹੋਰ ਕੀ ਬਾਣੀ ਕੀ ਕਹਿੰਦੀ ਬਾਣੀ ਤਾਂ ਭਰੋਸਾ ਪੈਦਾ ਕਰਦੀ ਹੈ ਜੋ ਚੀਜ਼ ਭਰੋਸਾ ਤੋੜਦੀ ਹੈ ਉਹ ਬਹੁਤ ਹੈ ਉਹੀ ਤਾਂ ਬਹੁਤ ਹੈ ਭਰੋਸੇ ਵਿੱਚ ਜ਼ਿੰਦਗੀ ਹੈ ਭਰੋਸਾ ਤਾਂ ਬਹੁਤ ਹੈ ਮਨ ਬਹੁਤ ਕਿਉਂ ਹੁੰਦੀ ਹੈ ਕਿਸੇ ਤੇ ਭਰੋਸਾ ਨਹੀਂ ਕਰਦਾ ਕਰਦਾ ਕਿਉਂ ਇਹਨੂੰ ਯਕੀਨ ਨਹੀਂ ਕਿਸੇ ਤੇ ਵੀ ਭਰੋਸਾ ਨਹੀਂ ਕਰਦਾ ਜਿਆਦਾ ਭਰੋਸਾ ਕਰਦਾ ਹੈ ਫਿਰ ਮਰਦਾ ਵੀ ਹੈ ਨਹੀਂ ਫਿਰ ਨਹੀਂ ਮਰਦਾ ਜਿਹੜਾ ਅਸੀਂ ਸੰਸਾਰ 'ਚ ਭਰੋਸਾ ਕਰਦੇ ਆ ਭਰੋਸਾ ਪੱਕਾ ਨਹੀਂ ਹੁੰਦਾ ਉਹ ਇੱਕ ਪੈਰ ਉੱਤੇ ਹੁੰਦਾ ਇੱਕ ਥੱਲੇ ਹੁੰਦਾ ਉਹ ਟੈਂਪਰੇਰੀ ਭਰੋਸਾ ਹੁੰਦਾ ਭਰੋਸਾ ਨਹੀਂ ਹੁੰਦਾ ਭਰੋਸਾ ਕਰ ਪਤਾ ਨਹੀਂ ਕੀਤਾ ਭਾਵੇਂ ਰਾਹ ਭਾਵੇਂ ਮਾਰ ਭਰੋਸੇ 'ਚ ਆਪਣੀ ਅਕਲ ਦੀ ਲੋੜ ਨਹੀਂ ਹੁੰਦੀ ਆਪਣੀ ਅਕਲ ਸਰੈਂਡਰ ਹੋ ਜਾਂਦੀ ਹੈ ਤੇ ਆਪਣੀ ਅਕਲ ਨੂੰ ਸਰੈਂਡਰ ਕੌਣ ਕਰਦਾ ਆਪਣੀ ਅਕਲ ਨਾਲ ਦੇਖਦਾ ਵੀ ਇਹ ਮੇਰੇ ਨਾਲ ਗੜਬੜ ਤਾਂ ਨਹੀਂ ਕਰਦਾ ਉਹਨਾਂ ਜਿਹੜੇ ਭਰੋਸਾ ਕਰਦਾ ਜਾਂ ਦੇਖਦਾ ਗੜਬੜ ਕਰਦਾ ਜਦੋਂ ਪਿਛੜ ਜਾਂਦਾ ਇਹ ਭਰੋਸਾ ਭਰੋਸਾ ਨਹੀਂ ਹੈਗਾ ਮਨ ਕਿਸੇ ਤੇ ਨਹੀਂ ਭਰੋਸਾ ਕਰਦਾ ਕੋਈ ਮਨ ਤੇ ਨਹੀਂ ਭਰੋਸਾ ਕਰਦਾ ਮਨ ਤੇ ਤਾਂ ਸੱਚਖੰਡ 'ਚ ਭਰੋਸਾ ਨਹੀਂ ਕੀਤਾ ਜਾਂਦਾ ਮਨ ਤੇ ਭਰੋਸਾ ਨਹੀਂ ਕਰਦੇ ਮਨ ਕੋਟ ਹਰ ਤੇਰਾ ਨਹੀਂ ਵਿਸਾਸਾ ਮਨ ਦਾ ਵਿਸ਼ਵਾਸ ਨਹੀਂ ਹੈ ਜੇ ਸੱਚਖੰਡ ਜਿਹਦਾ ਕੋਈ ਭਰੋਸਾ ਨਹੀਂ ਕਰਦਾ ਤਾਂ ਸੰਸਾਰ 'ਚ ਕੋਈ ਭਰੋਸਾ ਕਰੇ ਪਾਗਲ ਅੰਦਰਲਾ ਜਿਹੜਾ ਦੁਆਰੇ ਤੇ ਰਹਿੰਦਾ ਉਹ ਭਰੋਸਾ ਮਨ ਤੇ ਕਰਨ ਦਿੰਦਾ ਨਹੀਂ ਅਸਲ 'ਚ ਅੰਦਰਲੇ ਨੂੰ ਪਤਾ ਉੱਥੇ ਰਹਿੰਦਾ ਨਾ ਸੱਚਖੰਡ ਉਹਨੂੰ ਪਤਾ ਵੀ ਮਨ ਤੇ ਭਰੋਸਾ ਨਹੀਂ ਕਰੀਦਾ ਹੁੰਦਾ ਜੋ ਨਹੀਂ ਕਰਦੇ ਕਦੇ ਕਰੇ ਚੋਰ ਤੇ ਭਰੋਸਾ ਕਰੀਦਾ ਹੁੰਦਾ ਸੱਪ ਤੇ ਭਰੋਸਾ ਕਰੀਦਾ ਹੁੰਦਾ ਇਹਨੂੰ ਤਸਕਰ ਕਿਹਾ ਜੋ ਨਾਮ ਨਹੀਂ ਲੈਂਦਾ ਉਹ ਤਸਕਰ ਉਹ ਤੇ ਭਰੋਸਾ ਕਰੀਦਾ ਇਹਨੂੰ ਨਾਮ ਕੋੜਾ ਲੱਗਦਾ ਤਸਕਰ ਹੈ ਜਿਹੜਾ ਦੁੱਧ ਪਲਾਉਂਦਾ ਡੰਗ ਉਸੇ ਨੂੰ ਮਾਰਦਾ ਸੰਤ ਉਸੇ ਨੂੰ ਫਸਾਉਂਦਾ ਜਿਹੜਾ ਉਹਦਾ ਜਾਏ ਆਪਣੇ ਖਾਏ ਉਹ ਮੱਤਾ ਨੇ ਹੈ ਇਸ ਕਰਕੇ ਜਿਹੜਾ ਵੇਦ ਹੈ ਇਹ ਗੁਰੂ ਹੈ ਇਹਦੇ ਤੇ ਭਰੋਸਾ ਕੀਤਾ ਜਾ ਸਕਦਾ ਹੈ ਇਹ ਭਰੋਸੇ ਯੋਗ ਹੈ ਬਾਹਲਾ ਭਰੋਸਾ ਕਰੂਗਾ ਜਦਨ ਕਰੂਗਾ ਬਾਹਲੇ ਤੇ ਕਦੇ ਅੰਦਰਲੇ ਨੂੰ ਭਰੋਸਾ ਨਹੀਂ ਕਰਦਾ ਇਹ ਭਰੋਸੇ ਦੇ ਕਾਬਲੇ ਨਹੀਂ ਉਹ ਅੰਦਰੋਂ ਛੱਡ ਕੇ ਬਾਹਰ ਨਹੀਂ ਆਉਂਦਾ ਇਹ ਜਿੱਥੇ ਮਰਜੀ ਫਰੀ ਜਾਓ ਇਹਨੂੰ ਬਾਹਰ ਲੈਣ ਭੇਜਿਆ ਸੀ ਕੀ ਕਰਦਾ ਕੀ ਹੈ ਭਰੋਸਾ ਕੌਣ ਕਰੇ ਤੂੰ ਇਹਨੂੰ ਤਾਂ ਕਹਿ ਰਿਹਾ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਿਆ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਇਹਦੇ ਭਰੋਸਾ ਕਰੇ ਕੌਣ ਇੱਕ ਦੂਏ ਤੇ ਅਸੀਂ ਤਾਂ ਹੀ ਨਹੀਂ ਭਰੋਸਾ ਕਰਦੇ ਵਾਇਆ ਤਾਰੀ ਕਦੇ ਕਿਸੇ ਤੇ ਭਰੋਸਾ ਨਹੀਂ ਕਰੂਗਾ ਸ਼ਰਧਾ ਕਰ ਸਕਦਾ ਭਰੋਸਾ ਨਹੀਂ ਕਰਦਾ ਸ਼ਰਧਾ ਹੋਰ ਚੀਜ਼ ਹੈ ਭਰੋਸਾ ਹੋਰ ਚੀਜ਼ ਹੈ ਸਿੱਖ ਪਰੇ ਕਿੱਥੋਂ ਨੇ ਸ਼ਰਧਾ ਨੇ ਮਾਰੇ ਨੇ ਸ਼ਰਧਾ ਹੁੰਦੀ ਹੈ ਲੋਭੀਆਂ ਦੀ ਲੋਭੀ ਕਰਦਾ ਸ਼ਰਧਾ ਇੱਕ ਪੈਰ ਰੱਖਦਾ ਉੱਤੇ ਇੱਕ ਰੱਖਦਾ ਪਿੱਛੇ ਸਰਦਾਰ ਦਾ ਦੋ ਹੈ ਗੁਰੂ ਚੇਲਾ ਦੋ ਦੋਨੋਂ ਦੋਨੋਂ ਖੇਲੇ ਦੋ ਇਹ ਤਾਂ ਦੋ ਹੈ ਆ ਦੇ ਦੇ ਆ ਲੈ ਲੈ ਉਹ ਕੁਝ ਲਾਲਚ ਦਿੰਦਾ ਤੈਨੂੰ ਦੇਣ ਦਾ ਤੂੰ ਕੋ ਚੜਾਵਾ ਦਿੰਦਾ ਹੱਥ ਨਾਲ ਫਿਰ ਵੀ ਸਿਆਣਾ ਉਹ ਹੈ ਉਹ ਨਗਦ ਲੈਂਦਾ ਤੈਨੂੰ ਉਧਾਰ ਦਿੰਦਾ ਤੈਨੂੰ ਤਾਂ ਵਿਸ਼ਵਾਸ ਨੇ ਦਿੰਦਾ ਦਿੰਦਾ ਤਾਂ ਕੋਲੋਂ ਕੁਛ ਨਹੀਂ ਕਿਆ ਅਰਦਾਸ ਕਰ ਦਿੰਦਾ ਕੋਲੋਂ ਤਾਂ ਕੋਈ ਨਹੀਂ ਦਿੰਦਾ ਜੇ ਕੋਲੋਂ ਦੇ ਹੋਵੇ ਤੇ ਤੇ ਕਾਤੇ ਲਵੇ ਚੜਾਵਾ ਜਿਹੜੇ ਚੜਾਵਾ ਲੈਣ ਵਾਲੇ ਨੇ ਦੇ ਕੁਛ ਨਹੀਂ ਸਕਦੇ ਜੋ ਲੈਵਾ ਸੋ ਦੇਵਾ ਨਹੀਂ ਇਹਨੂੰ ਕਹਾਂ ਦੀ ਜਿਹੜਾ ਗੁਰੂ ਤੇ ਤੋਂ ਕੁਝ ਚਾਹੁੰਦਾ ਤੈਨੂੰ ਕੁਛ ਨਹੀਂ ਦੇ ਸਕਦਾ ਫਿਰ ਕੀ ਗੁਰੂ ਘਰ ਦਾ ਸੰਬੰਧ ਲੈਦਾ ਹੋਊਗਾ ਇਹ ਜਵਾਬ ਗੁਰਬਾਣੀ ਚੋਂ ਲੱਭ ਲਿਓ ਗੁਰਬਾਣੀ ਦਾ ਇਸ ਗੱਲ ਨੂੰ ਬੰਦੀ ਨਹੀਂ ਜੋ ਲੈਵੇ ਸੋ ਦੇਵੇ ਨਹੀਂ ਕਹਿੰਦੀ ਇਹ ਗੱਲਾਂ ਸਾਰੀਆਂ ਸੰਗਤ ਤੱਕ ਮਹਦੂਦ ਨੇ ਗੁਰੂ ਨੇ ਕੀ ਕਰਨਾ ਕੁਛ ਉਹ ਲੋੜਾਂ ਸਾਡੀਆਂ ਨੇ ਬਦਨਾਮ ਵਿੱਚ ਗੁਰੂ ਨੂੰ ਕਰਦੇ ਕਾਲੋ ਸਾਨੂੰ ਚਾਹੀਦੇ ਨੇ ਸਕੂਲ ਸਾਡੇ ਨੇ ਨਿਆਣੇ ਅਸੀਂ ਤਾਂ ਅਜੀਬ ਕੰਮ ਕਰ ਲਿਆ ਜਿਹਨੂੰ ਜ਼ਹਿਰ ਕਿਹਾ ਸੀ ਸੰਖਿਆ ਕਿਹਾ ਸੀ ਸਿੱਖਾਂ ਨੇ ਆਪੇ ਖਾ ਲਿਆ ਉਹ ਉਹ ਚੜਾਵਾ ਆਪਣੇ ਲੋਕਾਂ ਨੂੰ ਨਹੀਂ ਖਲਾਉਣਾ ਇਹ ਤਾਂ ਲੋਕਾਂ ਨੂੰ ਖੜਾਉਣਾ ਸੀ ਉਹਨਾਂ ਨੂੰ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਖੜਾ ਦਿੰਦੇ ਅਸੀਂ ਤਾਂ ਆਪ ਖਾਣ ਲੱਗੇ ਆਪਣੇ ਘਰ ਜਵਾਕਾਂ ਨੂੰ ਖਲਾਤਾ ਸਾਰੇ ਮਰ ਗਏ ਸਿੱਖੀ ਸਾਰਿਆਂ ਦੇ ਦਰੋਂ ਮਰ ਗਈ ਸੰਖਿਆ ਆਪ ਖਾਈਦਾ ਹੁੰਦਾ ਆਪਣੇ ਜਵਾਕਾਂ ਨੂੰ ਖਲਾਈਦਾ ਇਹ ਸੰਖਿਆ ਤਾਂ ਜੇ ਕਿ ਜਿਹੜੀ ਗੁਰੂ ਦਾ ਚੜਾਵਾ ਹੁੰਦਾ ਸੰਖਿਆ ਹੁੰਦਾ ਅਸੀਂ ਆਪ ਖਾਣ ਲੱਗੇ ਵੀ ਜੇ ਕੋਈ ਸਿੱਖ ਨਹੀਂ ਉਹਨੂੰ ਉਹਨੂੰ ਨਹੀਂ ਅਸੀਂ ਇੱਥੇ ਦਾਖਲਾ ਦੇਣਾ ਉਹ ਬੈਨੀਫਿਟ ਨਹੀਂ ਲੈ ਸਕਦਾ ਇੱਥੇ ਸਾਡੇ ਜਵਾਬ ਸੰਖਿਆ ਖਾਣ ਕੇ ਬੈਨੀਫਿਟ ਲੈਣਗੇ ਕਿਹਨਾਂ ਸਗਾਈ ਦੀ ਪੜ੍ਹਾਈ ਸੀ ਸਿੱਖੀ ਹੈ ਕਿੱਥੋਂ ਪੜ੍ਹੀ ਸੀ ਸਿੱਖੀ ਇਹ ਸਿੱਖੀ ਸਾਰੀ ਮਨਮੁਖਾਂ ਦੀ ਜਿਹੜੀ ਸਿੱਖੀ ਪ੍ਰਚਾਰੀ ਜਾਂਦੀ ਹੈ ਸਾਰੀ ਮਨਮੁਖਾਂ ਦੀ ਹੈ ਗੁਰਬਾਣੀ ਵਾਲੀ ਸਿੱਖੀ ਕੋਈ ਨਹੀਂ ਹੈ ਗੁਰਬਾਣੀ ਵਾਲੀ ਸਿੱਖੀ ਆ ਹੈ ਜਿਹੜੀ ਵਿੱਚੋਂ ਆਉਂਦੀ ਹੈ ਗੁਰਬਾਣੀ ਜੋ ਕਹਿ ਰਹੀ ਹੈ ਇਹਦੀ ਵਿਚਾਰ ਜੋ ਜਾ ਰਹੀ ਹੈ ਸਿੱਖੀ ਗੁਰਮੁਖ ਨਾਦ ਵੇਦ ਵਿਚਾਰ ਤੇ ਗੁਰਦੁਆਰੇ ਦਾ ਨਾਦ ਵੇਦ ਵਿਚਾਰ ਹੋਣੀ ਚਾਹੀਦੀ ਹੈ ਗੁਰਬਾਣੀ ਦੀ ਵਿਚਾਰ ਹੋਣੀ ਚਾਹੀਦੀ ਹੈ ਇਹ ਹੋ ਨਹੀਂ ਰਹੀ ਹੋਰ ਕਹਾ ਕੀ ਕਰਦੇ ਨੇ ਗੁਰਮੁਖ ਗੁਰਮੁਖੀ ਮੱਜਣ ਚੱਜ ਅਚਾਰ ਗੁਰਮੁਖ ਮੱਜਣ ਚੱਜ ਅਚਾਰ ਜੋ ਟਿਕੜ ਕੇ ਆਉਂਦਾ ਨਾ ਬਾਜ਼ਾਰ ਚੋਂ ਗਿਆਨ ਰਤਨ ਉਹਦੇ ਨਾਲ ਮਨ ਨੂੰ ਮਾਜਦੇ ਨੇ ਆਪਣੇ ਨੂੰ ਚਿੱਟਾ ਕਰਦੇ ਨੇ ਕਾਲਾ ਹੈ ਇਹੀ ਚੱਜ ਅਚਾਰ ਹੋਰ ਕੁਝ ਨਹੀਂ ਸਾਨੂੰ ਇਹੀ ਰੋਜ਼ ਕਰਨਾ ਗੁਰਦੁਆਰੇ ਜਾ ਕੇ ਮਨ ਮਾਜਣਾ ਇਹ ਤਾਂ ਹੋਈ ਨਹੀਂ ਰਿਹਾ ਫਿਰ ਇਹ ਤਾਂ ਕੋਈ ਕਰੇ ਨਹੀਂ ਰਿਹਾ ਕੌਣ ਕਰ ਰਿਹਾ ਕਿਹੜੇ ਗੁਰਦੁਆਰੇ ਹੋ ਰਿਹਾ ਹੈ ਕਿੱਥੇ ਹੋ ਰਿਹਾ ਇੱਕ ਗੁਰਦੁਆਰਾ ਦੱਸੋ ਜਿੱਥੇ ਹੋ ਰਿਹਾ ਜੇ ਕੋ ਕਰ ਰਿਹਾ ਉਹ ਆਪਣੇ ਵੱਖਰਾ ਕਰ ਰਿਹਾ ਉਹ ਗੁਰਦੁਆਰੇ ਨਾਲ ਸੰਬੰਧ ਨਹੀਂ ਰੱਖਦਾ ਜਿਹੜਾ ਇਹ ਕੰਮ ਕਰ ਰਿਹਾ ਉਹਨੇ ਗੁਰਦੁਆਰੇ ਦੇ ਕੀ ਉਹਨੇ ਉੱਥੇ ਕੁਸੰਦ ਵਿੱਚ ਜਾਣਾ ਇੱਕ ਪੰਕਤੀ ਹੈ ਇਹਦੇ ਵਿੱਚ ਪੂਰੇ ਸ਼ਬਦ ਦਾ ਦਰਜ ਹੈ ਉਹਨੂੰ ਤਾਜਮਾਨ ਹਰ ਵਿਮੁਖਨ ਕੋ ਸਮਝ ਨਾ ਇਹਦੇ ਅੱਗੇ ਵਿੱਚ ਨਾ ਇਹਦੇ ਪਿੱਛੇ ਹੋ ਇੱਕੋ ਹੀ ਗਲਤੀ ਜਿਹੜੇ ਹਰ ਤੋਂ ਬੇਮੁਖ ਹੋ ਗਏ ਉਹਨਾਂ ਦਾ ਸੰਗ ਤਿਆਗ ਦੇ ਗੁਰਦੁਆਰਾ ਸਾਰੇ ਹਰ ਤੋਂ ਬੇਮੁਖ ਨੇ ਪਾਗਲਾ ਜਿਹੜਾ ਉੱਥੇ ਜਾਊ ਹੁਕਮ ਹੈ ਸਾਨੂੰ ਉਹਨਾਂ ਦਾ ਸੰਗ ਤਿਆਗਣ ਦਾ ਕਾਰਨ ਕੋਈ ਉਹਨਾਂ ਨੇ ਗੁਰੂ ਦਾ ਵਚਨ ਮੰਨ ਕੇ ਇਹ ਕੰਮ ਕੀਤਾ ਹੈ ਤਾਂ ਇਹਨਾਂ ਤੋਂ ਪਰੇ ਰਹੇ ਇੱਕ ਲੱਭੜ ਜਾ ਮੈਸ ਸਾਰੇ ਉਹਨੂੰ ਵੇੜ ਦਿੰਦੀ ਹੈ ਇਹ ਤਾਂ ਸਾਰੀਆਂ ਲਿਪੜੀਆਂ ਹੋਈਆਂ ਨੇ ਉਹ ਇੱਕ ਵਿੱਚ ਕੀ ਕਰੂ ਜਿਹੜੀ ਧੋਤੀ ਹੋਈ ਆ ਜਾ ਕੇ ਜੇ ਵਿਚਾਲੇ ਇੱਕ ਵੜ ਜਵੇ ਉਹ ਕੀ ਕਰੂ ਇਹਨਾਂ ਦੇ ਉਹਨਾਂ ਨੇ ਉਹਦੀ ਨਹੀਂ ਸੁਣਨੀ ਉਹਨਾਂ ਨੇ ਉਹਦੀ ਨਹੀਂ ਸੁਣਨੀ ਜਿੱਥੇ ਨਾ ਸੁਣੀ ਜਾਵੇ ਨਾ ਮੰਨੀ ਜਾਵੇ ਤੇ ਚੰਗੀ ਚੁੱਪ ਤੇ ਚੁੱਪ ਕਰ ਜਾਣਾ ਚਾਹੀਦਾ ਉੱਥੇ ਜਾ ਕੇ ਬੋਲਣ ਦੀ ਕੋਈ ਲੋੜ ਨਹੀਂ ਹੈ ਕਦੋਂ ਨਾਨਕ ਮੰਦਰ 'ਚ ਨਹੀਂ ਜਾ ਕੇ ਬੋਲਿਆ ਮੰਦਰ ਵਾਲਿਆਂ ਨੇ ਜਾਂ ਨਾ ਮੰਨੀ ਉਹਨਾਂ ਨੇ ਉੱਥੇ ਬਣੀ ਰਿਚਾ ਅਵਚਾਰਨ ਕਰਤੀ ਰੱਖਣੇ ਓੰਕਾਰ ਮੰਦਰ 'ਚ ਕੀ ਹੋ ਰਿਹਾ ਓੰਕਾਰ ਦੇ ਜਾ ਕੇ ਬੋਲੋ ਤਾਂ ਸਾਰਾ ਵਿਰੋਧ ਹੋ ਰਿਹਾ ਜੋ ਤੇ ਓੰਕਾਰ ਦੇ ਮੰਦਰ 'ਚ ਹੋ ਰਿਹਾ ਆ ਜੋ ਲਿਖਿਆ ਹੈ ਤੇ ਵਿਰੋਧ ਹੈ ਸਾਰਾ ਹੀ ਹੁਣ ਵੀ ਤੇ ਮੰਦਰਾਂ ਦਾ ਇਹ ਜਿਹਾ ਕੰਮ ਅਸੀਂ ਮੰਦਰ ਨਵੇਂ ਬਣਾ ਲਏ ਹੁਣ ਵੀ ਉਹੀ ਸ਼ੁਰੂ ਹੋ ਗਿਆ ਕੰਮ ਜਦ ਮੰਦਰ ਬਾਹਰ ਬਣੂ ਮੰਦਰ ਕਿਉਂ ਨਹੀਂ ਬਣਾਇਆ ਕਦੇ ਬ੍ਰਹਮ ਗਿਆਨੀਆਂ ਨੇ ਕਹਿੰਦੇ ਬ੍ਰਹਮ ਗਿਆਨੀਆਂ ਨੇ ਕਦੇ ਕੋਈ ਮੰਦਰ ਨਹੀਂ ਬਣਾਇਆ ਕਿਉਂ ਨਹੀਂ ਬਣਾਇਆ ਮੰਦਰ ਬਾਹਰ ਹੁੰਦਾ ਹੀ ਨਹੀਂ ਉਹਨਾਂ ਦਾ ਮਨ ਮੰਦਰ ਹੁੰਦਾ ਜਦ ਮਨ ਮੰਦਰ ਹੈ ਮਨ ਮੰਦਰ ਤਨ ਬੇਸ ਕਲੰਦਰ ਘੜੀ ਤੀਰਥ ਨਾਵਾ ਨਾ ਤੀਰਥ ਬਾਹਰ ਹੁੰਦਾ ਨਾ ਮੰਦਰ ਬਾਹਰ ਹੁੰਦਾ ਇੱਥੇ ਤਾਂ ਮੰਦਰ ਬਾਹਰ ਬਣਾ ਲੈ ਗੁਰਦੁਆਰੇ ਬਾਹਰ ਬਣਾ ਲੈ ਨਾ ਗੁਰਦੁਆਰਾ ਬਾਹਰ ਹੁੰਦਾ ਨਾ ਅੰਮ੍ਰਿਤ ਬਾਹਰ ਹੁੰਦਾ ਨਾ ਅੰਮ੍ਰਿਤ ਸਰੋਵਰ ਬਾਹਰ ਹੁੰਦਾ ਨਾ ਸਤਗੁਰ ਬਾਹਰ ਹੁੰਦਾ ਬਾਹਰ ਕੁਝ ਹੁੰਦਾ ਹੀ ਨਹੀਂ ਉਹ ਬਾਹਰਲੀ ਦੁਨੀਆ ਨੂੰ ਛੱਡ ਕੇ ਤਾਂ ਅੰਦਰਲੀ ਦੁਨੀਆ ਜਾਣਾ ਗੱਲ ਸਾਰੀ ਅੰਦਰਲੀ ਦੁਨੀਆ ਦੀ ਹੈ ਤੁਸੀਂ ਕਰਤੀ ਚੱਕ ਕੇ ਬਾਹਰਲੀ ਦੁਨੀਆ ਨਾਲ ਜੋੜਤੀ ਤੇ ਬਾਹਰਲੀ ਦੁਨੀਆ ਵਿੱਚ ਛੱਡੋਗੇ ਗੱਲ ਕਾ ਛੱਡੋਗੇ ਅੰਮ੍ਰਿਤ ਦੀ ਫਿਰ ਕੀ ਲੋੜ ਰਹਿ ਗਈ ਜਿਹੜਾ ਨੇ ਦੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਇਸ ਦਾ ਵਿਸਰਾਮ ਹੈ ਉਹ ਅੰਮ੍ਰਿਤ ਕਿਵੇਂ ਪ੍ਰਾਪਤ ਕਰੋਗੇ ਜੇ ਅੰਮ੍ਰਿਤ ਬਾਹਰ ਪ੍ਰਾਪਤ ਕਰ ਲਿਆ ਗੱਲ ਤਾਂ ਮੁੱਕ ਗਈ ਇਹ ਸਾਰੇ ਭਲੇਖੇ ਪਾ ਦਿੰਦੇ ਹੁੰਦੇ ਨੇ ਜਿਹੜੇ ਭਲੇਖੇ ਪਾਉਂਦੇ ਨੇ ਉਹਨਾਂ ਨੂੰ ਭਰਮ ਗਿਆਨੀ ਕਹਿੰਦੇ ਨੇ ਭਰਮ ਗਿਆਨੀ ਇੱਕ ਭਰਮ ਗਿਆਨੀ ਹੁੰਦੇ ਨੇ ਇੱਕ ਭਰਮ ਗਿਆਨੀ ਹੁੰਦੇ ਨੇ ਉਹ ਭਰਮ ਪਾ ਕੇ ਲੀਡਰ ਬਣਦੇ ਹੁੰਦੇ ਨੇ ਜਿਹੜੇ ਭਰਮ ਪਾ ਕੇ ਲੀਡਰ ਬਣਦੇ ਨੇ ਮਤ ਦੇ ਉਹ ਮਤ ਹੈ ਜਾਏ ਆਪਣੇ ਖਾਏ ਵਾਲੀ ਉਹਨੂੰ ਕਿਹਾ ਹੋਇਆ ਭਰਮ ਤਾਂ ਕੱਟਣਾ ਸੀ ਭਰਮ ਕੱਟੀਏ ਨਾਨਕ ਸਾਧ ਸੰਤ ਦੁਤੀਆ ਭਾਉ ਮਟਾਏ ਉਹ ਮਾਇਆ ਦਾ ਭੁੱਖ ਮਾਇਆ ਦੀ ਭੁੱਖ ਮਿਟੇ ਤੇ ਬਿਨਾ ਕਿਵੇਂ ਭਰਮ ਕਟਿਆ ਜਾਊ ਤੁਹਾਡਾ ਦੁਤੀਆ ਪਾਉ ਮਟਾਏ ਦੂਜੀ ਆ ਦੂਆ ਸਰੀਰ ਹੈ ਨਾ ਇਹਦੀ ਜਿਹੜੀ ਭੁੱਖ ਹੈ ਜਿੰਨਾ ਜਰਮਾਨ ਇਹ ਸਰੀਰ ਵਾਲੀ ਭੁੱਖ ਨਹੀਂ ਤਿਆਗਦਾ ਮਾਇਆ ਦੀ ਰੇਸ ਤੋਂ ਬਾਹਰ ਨਹੀਂ ਜਾਂਦਾ ਉਹਨਾਂ ਚਿਰ ਇਹ ਗੁਰਬਾਣੀ ਵਾਲੀ ਏਬੀਸੀ ਸ਼ੁਰੂ ਹੋ ਰਹੀ ਹੁੰਦੀ ਗੁਰਬਾਣੀ ਵਾਲਾ ਅਸਰ ਸ਼ੁਰੂ ਹੋ ਰਹੀ ਗੁਰਬਾਣੀ ਦਾ ਇੱਕ ਵੀ ਅੱਖਰੇ ਮੰਨਦਾ ਹੀ ਨਹੀਂ ਜਿੱਦਣ ਇੱਕ ਵੀ ਕੋਈ ਮੰਨ ਲਈ ਨਾ ਗੱਲ ਉਦੋਂ ਇਹ ਰੇਸ ਚੋਂ ਬਾਹਰ ਨਿਕਲ ਜੂ ਮਾਇਆ ਦੀ ਦੁਨੀਆ ਦੀਆਂ ਵਡਿਆਈਆਂ ਦੀ ਰੇਸ ਤੋਂ ਬਾਹਰ ਨਿਕਲ ਜੂ ਫਿਰ ਵੇ ਭਰੋਸਾ ਕਰੂਗਾ ਬਾਣੀ ਤੇ ਹੁਣ ਮੈਨੂੰ ਦੱਸਣ ਤਾਂ ਸਹੀ ਬਾਣੀ ਤੇ ਭਰੋਸਾ ਹੈ ਕੀ ਦਾ ਉਹਨਾਂ ਕਿਸੇ ਦਾ ਭਰੋਸਾ ਹੈ ਸਕਦਾ ਜੇ ਬਾਣੀ ਤੇ ਭਰੋਸਾ ਨਹੀਂ ਵੇ ਸਿੱਖ ਕਾਦੇ ਜਿਹਦਾ ਗੁਰੂ ਤੇ ਹੀ ਭਰੋਸਾ ਨਹੀਂ ਗੁਰੂ ਚੰਗਾ ਹੀ ਭਰੋਸਾ ਕਰੂ ਤੁਹਾਡੇ ਤੇ ਗੁਰੂ ਪਾਗਲਾਂ ਨੂੰ ਵੀ ਭਰੋਸਾ ਕਰ ਲੂ ਤੁਸੀਂ ਗੁਰੂ ਤੇ ਭਰੋਸਾ ਨਾ ਕਰੋ ਜਿਹੜੇ ਖੁਦ ਭਰੋਸਾ ਨਹੀਂ ਕਰਦੇ ਗੁਰੂ ਤੇ ਉਹਨਾਂ ਦੇ ਕਹੇ ਤੇ ਸਿੱਖ ਬਣ ਕੌਣ ਜਾਊਗਾ ਕੀ ਲੋਕ ਜਾਣਦੇ ਨਹੀਂ ਜਵਾਕ ਵੀ ਜਾਣਦੇ ਨੇ ਪਸ਼ੂ ਵੀ ਜਾਣਦੇ ਹੁੰਦੇ ਨੇ ਕਿਹੜਾ ਉਹਦੇ ਨਾਲ ਪ੍ਰੇਮ ਦਿਲੋਂ ਕਰਦਾ ਕਿਹੜਾ ਉਤੋਂ ਕਰਦਾ ਜਿਹੜੇ ਖੁਦ ਗੁਰੂ ਤੇ ਭਰੋਸਾ ਨਹੀਂ ਕਰਦੇ ਉਹਨਾਂ ਦੇ ਕਹੇ ਤੇ ਕੋਈ ਸਿੱਖ ਨਹੀਂ ਬਣਦਾ ਚਾਹੇ ਜ਼ੋਰ ਲਾਈ ਜਾਣ ਉਹ ਆਪੇ ਸਿੱਖ ਨਹੀਂ ਦੂਏ ਨੂੰ ਕੀ ਬਣਾਉਣਾ ਇਹ ਆ ਫਿਰ ਜਿਹੇ ਜੇ ਆਪ ਨੇ ਉਹ ਜਾ ਬਣਾ ਦੇਣਗੇ ਚੋਰ ਦਾ ਜਿਹੜਾ ਕੇਲਾ ਚੋਰ ਬਣ ਜਾਊਗਾ ਹਾਂ ਉਹ ਤੋਂ ਵਧੀਆ ਚੋਰ ਬਣ ਸਕਦਾ ਤਰੱਕੀ ਕਰ ਸਕਦਾ ਜ਼ਿਆਦਾ ਬਣ ਸਕਦਾ ਔਰ ਦਰ ਜ਼ਿਆਦਾ ਹੀ ਹੋ ਰਿਹਾ ਕੰਮ ਗੋਲਕ ਦੀ ਚੋਰੀ ਨੂੰ ਬਦਨਾਮ ਵੀ ਨਹੀਂ ਸਮਝਿਆ ਜਾਂਦਾ ਹੁਣ ਕੋਈ ਡਰ ਪੈ ਨਹੀਂ ਤੇ ਬਹੁਤ ਡਰਦੇ ਸੀ ਲੋਕ ਇਹ ਮਾਇਆ ਗੁਰਦਾਰੇ ਦੀ ਨੂੰ ਆਪਣੀ ਮਾਇਆ ਦੇ ਵਿੱਚ ਨਹੀਂ ਸੀ ਰੱਖਦੇ ਜਿਹੜੇ ਅੱਬਲ ਤਾਂ ਕੋਈ ਖਜ਼ਾਨਚੀ ਬਣਦਾ ਨਹੀਂ ਸੀ ਪਿੰਡਾਂ ਦੇ ਗੁਰਦਾਰੇ ਜੇ ਬਣਦਾ ਸੀ ਨਾ ਉਹ ਪੈਸੇ ਨੂੰ ਅੱਡ ਬੰਨ ਕੇ ਰੱਖਦੇ ਤੇ ਵੀ ਦੋਆਂ 'ਚ ਅਸ਼ੂਭ ਨਾ ਜਾਣ ਦੋਆਂ ਨੂੰ ਪਤਾ ਨਹੀਂ ਦੂਏ ਪੈਸੇ ਨੂੰ ਛੂ ਕੇ ਵੀ ਕੋਈ ਕਰੰਟ ਲੱਗ ਜੂ ਸਾਡੇ ਵਾਲੇ ਪੈਸੇ ਵੀ ਖਰਾਬ ਹੋ ਜਾਣ ਐਡੀ ਭੈ ਸੀ ਵੀ ਇਹ ਜ਼ਹਿਰ ਹੈ ਇਹ ਸਾਡੇ ਪੈਸਿਆਂ ਨੂੰ ਵੀ ਜ਼ਹਿਰ ਨਾ ਚੜ ਜੂ ਉਹ ਚਾਹੇ ਸਿੱਖ ਅੰਮ੍ਰਿਤਧਾਰੀ ਨਹੀਂ ਸੀਗੇ ਉਹਨਾਂ ਦੇ ਅੰਦਰ ਭੈ ਸੀ ਅੱਜ ਸਾਰੇ ਅੰਮ੍ਰਿਤਧਾਰੀ ਕਿਰਪਾਨ ਵਾਲਿਆਂ ਨੇ ਅੱਜ ਭੈ ਘਟ ਗਈ ਤਰੱਕੀ ਹੋ ਗਈ ਬਾਣੀ ਹੀ ਯਾਦ ਹੈ ਪੜ ਗਏ ਕਹਿੰਦੇ ਜੀ ਪੜਾ ਪੜਾਓ ਤਰੱਕੀ ਹੋਊਗੀ ਤਰੱਕੀ ਕਾ ਹੋਈ ਪੜਾਈ ਨਾਲ ਆ ਤਰੱਕੀ ਹੋਗੀ ਸ਼ਰਮੇ ਚੱਕੀ ਗਈ ਭੈਓ ਚੱਕਿਆ ਹੋਇਆ ਗੁਰੂ ਦਾ ਆ ਤਰੱਕੀ ਹੋ ਜਿਹੜਾ ਕੁਝ ਪੜਨਾ ਸੀ ਉਹ ਨਹੀਂ ਪੜਿਆ ਵਿਦਿਆ ਵਿਚਾਰੀ ਨਹੀਂ ਵਿਦਿਆ ਪੜੀ ਪੜੇ ਤੇ ਵਿਦਿਆ ਇਹੀ ਹੁੰਦਾ ਹੁੰਦਾ ਜੋ ਹੋਇਆ ਹੋਇਆ ਵਿਦਿਆ ਵਿਚਾਰ ਨਹੀਂ ਸੀ ਵਿਦਿਆ ਵਿਚਾਰ ਦੇ ਤਾਂ ਨਿਰਾਕਾਰੀ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਜੇ ਵਿਦਿਆ ਪੜ੍ਹਦੇ ਨੇ ਇਹ ਦੁਨੀਆ ਨਾਲੇ ਜੁੜੇ ਰਹਿ ਜਾਂਦੇ ਗੁਰਮੁਖ ਮੱਜਣ ਚੱਜ ਅਚਾਰ ਇਹੀ ਚੱਜ ਅਚਾਰ ਅਚਰਣ ਕੀ ਹੈ ਇੱਕ ਤਾਂ ਗੁਰਮੁਖ ਨੂੰ ਵੱਜਣ ਦਾ ਚੱਜ ਹੈ ਵੱਜਣ ਕਿੱਥੇ ਕਰਨਾ ਸਰੋਵਰ 'ਚ ਨਹੀਂ ਨਹਾਉਣਾ ਸਰੀਰ ਨਹੀਂ ਧੋਣਾ ਹੈ ਉਹ ਤਾਂ ਸਾਨੂੰ ਕਿਹਾ ਸੀ ਨਿਤ ਨਿਤ ਮਿਹਨਤ ਕਰਨਾਈ ਹੈ ਜਲ ਕੇ ਜੇਗਾ ਤਾਂ ਹੋਵੇ ਨਿਤਨ ਤੇ ਮਿਹਣ ਕਨਾਈਏ ਉਹ ਮਿਹਣ ਕਮਾਉਣੀ ਰੋਦੇ ਉਹ ਕੀ ਕਰਦੇ ਨੇ ਅੰਬਰਸਰ ਜਿਹੜੇ ਸਰੋਵਰ ਚ ਗੋਤੇ ਮਾਰਦੇ ਨੇ ਉਹੀ ਕੁਝ ਕਰਦੇ ਨੇ ਤੇ ਕੀ ਅਸਰ ਲਿਆ ਉਸ ਗੱਲ ਦਾ ਤੁਸੀਂ ਅਸਰ ਕੀ ਹੋਇਆ ਔਰ ਜਿਹੜੇ ਰਹਿੰਦੇ ਨੇ ਆਪ ਉੱਥੇ ਉਹ ਨਾ ਉਹ ਜਾਣਦੇ ਨੇ ਉਹ ਨਹੀਂ ਨਾ ਉਹ ਟੁੱਟੀਆਂ ਦੇ ਨਾ ਨੇ ਇਹਦਾ ਪ੍ਰਚਾਰ ਹੋਣਾ ਚਾਹੀਦਾ ਸੀ ਉੱਥੇ ਸਰੋਵਰ ਦੇ ਕੰਢੇ ਤੇ ਇਸੇ ਗੱਲ ਦਾ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਸ਼ਰਧਾ ਰਹੀ ਨਾ ਪਰਮ ਪੈਦਾ ਹੋ ਜਵੇ ਵੀ ਇੱਥੇ ਸਰੋਵਰ ਦੇ ਵਿੱਚ ਨਾਤੇ ਤੇ ਕੁਝ ਹੋ ਜੂਗਾ ਉੱਥੋਂ ਦਾ ਲੋਕ ਪਾਣੀ ਲੈ ਜਾਂਦੇ ਨੇ ਉਪਰ ਸਮਝ ਕੇ ਰਿਆਣੇ ਨੂੰ ਬੁਲਾ ਲੈਂਦੇ ਨੇ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਨੇ ਪਾਣੀ ਦੇ ਵਿੱਚ ਉਹਨਾਂ ਮੰਨੇ ਨੇ ਕਹੇ ਤੇ ਹੁਣ ਪਲਾਂਟ ਲਾਇਆ ਸਾਫ਼ ਕਰਨ ਦਾ ਹੁਣ ਕਾਤੇ ਰਾਤੋਂ ਤਾਂ ਅੰਬਲ ਸੀ ਪਲਾਂਟ ਕਿਉਂ ਲਾਇਆ ਹੁਣ ਫਿਰ ਉਹ ਅਮਰਤ ਨੂੰ ਅਮਰਤ ਖਰਾਬ ਹੋ ਗਿਆ ਸੀ ਉਹ ਟ੍ਰੀਟਮੈਂਟ ਵਾਲਾ ਪਲਾਂਟ ਕਿਉਂ ਲਾਇਆ ਸਭ ਕੁਝ ਬਣਾ ਲੈਣਗੇ ਉਹਨਾਂ ਨੇ ਬੜੇ ਹਿਸਾਬ ਨਾਲ ਪਲਾਂਟ ਲਵਾਤਾ ਇਹਨਾਂ ਤੇ ਸਮਝਾ ਕੇ ਵਿਆਹੀ ਜੀ ਨੂੰ ਕਹ ਹੁਣ ਨੇ ਪੁੱਛਣ ਲੱਗ ਜਾਣਗੇ ਪਿੱਛੋਂ ਉਹਨੂੰ ਪਿੱਛੇ ਨੂੰ ਜਾ ਨਹੀਂ ਸਕਦੇ ਇਹ ਆ ਗਈ ਪੜੇ ਲਿਖਿਆ ਦੇ ਨਿਗਾਹ ਜਿਹਨਾਂ ਦੀ ਸਾਰੀ 420 ਸਿਆਣਿਆਂ ਦੇ ਉਹ ਸਿੱਧੇ ਤਾਂ ਨਹੀਂ ਅਟੈਕ ਕਰਦੇ ਗੁਰਬਾਣੀ ਦੀ ਘੱਟ ਸਮਝ ਆ ਉਹਨਾਂ ਨੂੰ ਪਤਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਇਹਨਾਂ ਦਾ ਉਹਨਾਂ ਦੀ ਗੁਰਬਾਣੀ ਦੀ ਸਮਝ ਨਹੀਂ ਉਹਨਾਂ ਨੂੰ ਜਿੱਦਾਂ ਆ ਗੁਰਬਾਣੀ ਦੀ ਸਮਝ ਆ ਗਈ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਰਹਿਣਾ ਪੱਲੇ ਤਾਂ ਹੁਣ ਵੀ ਨਹੀਂ ਹੈ ਕੱਖ ਗੁਰਮੁਖੀ ਸ਼ਬਦ ਅੰਮ੍ਰਿਤ ਹੈ ਸਾਰ ਹਾਂ ਗੁਰਮੁਖੀ ਦਾ ਜਿਹੜਾ ਸ਼ਬਦ ਹੈ ਉਪਦੇਸ਼ ਹੈ ਜੋ ਗੁਰਮੁਖ ਦੇ ਬੋਲ ਨੇ ਜੋ ਗੁਰਸਿੱਖ ਦੇ ਬੋਲ ਨੇ ਗੁਰਸਿੱਖ ਦੀ ਕਥਨੀ ਹੈ ਉਹ ਕੀ ਹੈ ਅੰਮ੍ਰਿਤ ਹੈ ਸਾਰ ਅੰਮ੍ਰਿਤ ਹੈ ਅੰਮ੍ਰਿਤ ਬਾਣੀ ਸਾਰ ਸਾਰਾ ਨਿਚੋੜ ਹੈ ਸਾਰੇ ਸੰਸਾਰ ਦੀ ਗੱਲ ਨਿਚੋੜ ਦੀ ਗੱਲ ਹੈ ਲੋਕ ਆਖਰੀ ਗੱਲ ਹੈ ਸਾਰ ਬਾਣੀ ਹੈ ਜਿਹਦੇ ਚ ਹਰ ਕਿਸਮ ਦਾ ਗਿਆਨ ਹੈ ਕੋਈ ਗਿਆਨ ਐਸਾ ਨਹੀਂ ਜਿਹੜਾ ਉਸ ਬਾਣੀ ਦੇ ਵਿੱਚ ਨਹੀਂ ਹੈ ਇਹ ਸਾਰ ਗਿਆਨ ਦੇ ਵਿੱਚ ਸਾਰੇ ਗਿਆਨ ਹੁੰਦੇ ਜਿਵੇਂ ਸੂਰਜ ਦੀ ਰੋਸ਼ਨੀ ਵਿੱਚ ਸਾਰੇ ਰੰਗ ਨੇ ਹਾਲਾਂਕਿ ਧੁੱਪ ਦਾ ਕੋਈ ਰੰਗ ਨਹੀਂ ਹੈ ਸਾਨੂੰ ਦੀਦਾ ਧੁੱਪ ਦਾ ਕੋਈ ਰੰਗ ਹੈ ਚਿੱਟਾ ਰੰਗ ਚਿੱਟੇ ਰੰਗ ਨੂੰ ਅਸੀਂ ਕੋਈ ਰੰਗ ਨਹੀਂ ਬੋਲਦੇ ਪਰ ਇਹ ਸਾਰੇ ਰੰਗ ਨੇ ਇਵੇਂ ਜਿਹੜਾ ਗਿਆਨ ਪ੍ਰਭ ਗਿਆਨ ਹੈ ਤਤ ਗਿਆਨ ਹੈ ਇਹ ਜੇ ਸਾਰੇ ਹੀ ਗਿਆਨ ਨੇ ਹਰ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ ਜਿਵੇਂ ਸੂਰਜ ਦੀ ਲਾਈਟ ਵਿੱਚ ਸਾਰੇ ਰੰਗ ਨੇ ਇਵੇਂ ਬ੍ਰਹਮ ਵਿੱਚ ਸਾਰੇ ਗਿਆਨ ਨੇ ਬ੍ਰਹਮ ਗਿਆਨ ਵਿੱਚ ਇਸ ਕਰਕੇ ਗੁਰਮੁਖ ਦੀ ਜਿਹੜੀ ਸਾਰ ਗੱਲ ਹੈ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਗੁਰਮੁਖ ਦਾ ਜਿਹੜਾ ਸ਼ਬਦ ਹੈ ਇੱਕ ਤਾਂ ਅੰਮ੍ਰਿਤ ਹੈ ਤੋਂ ਨੂੰ ਕਹਿੰਦੇ ਨੇ ਜਿਹੜਾ ਕਦੇ ਵੀ ਉਹਨੂੰ ਤੁਸੀਂ ਖੋਟਾ ਸਾਬਤ ਨਹੀਂ ਕਰ ਸਕਦੇ ਜਿਉਂਦਾ ਤਿਉਂ ਰਹੂਗਾ ਕਿਸੇ ਕਿਸਮ ਦਾ ਵੀ ਤਰਕ ਉਹਦੇ ਤੇ ਦਿੱਕਾ ਹੀ ਨਹੀਂ ਜਾ ਸਕਦਾ ਉਹਦੇ ਸੁਣ ਕੇ ਤਰਕ ਪੈਦਾ ਹੀ ਨਹੀਂ ਹੁੰਦੇ ਤਰਕੇ ਖਤਮ ਹੋ ਜਾਂਦੇ ਅੰਦਰੇ ਸਭ ਹਰ ਗਿਆਨ ਤੇ ਤਰਕ ਹੋ ਸਕਦਾ ਗੁਰਮੁਖ ਦੀ ਕਥਨੀ ਤੇ ਤਰਕ ਨਹੀਂ ਹੋ ਸਕਦਾ ਗੁਰਬਾਣੀ ਤਰਕ ਤੋਂ ਉੱਪਰ ਗੁਰਬਾਣੀ ਦੇ ਵਿੱਚ ਬਹੁਤ ਤੀਰ ਨੇ ਤਰਕ ਨੇ ਸਾਰੇ ਰੰਗ ਗੁਰਬਾਣੀ ਜਿਹਨੇ ਤਰਕ ਨੇ ਤਰਕਾਂ ਦੀ ਹੀ ਪਈ ਹੈ ਸਾਰੀਆਂ ਮਨਮਤਾਂ ਫੇਲ ਕਰਤੀ ਗੁਰਮਤ ਨੇ ਪਰ ਇਹ ਆਪ ਤਰਕ ਤੋਂ ਉੱਪਰ ਇਹ ਬੜੀ ਹੋਈ ਹੋਈ ਤਰਕਾਂ ਦੀ ਹੈ ਇਹ ਸਾਰੀ ਇਹਦੀ ਬਣਾਉਟ ਹੈ ਤਰਕਾਂ ਤੋਂ ਹੋਈ ਹੋਈ ਹੈ ਤਰਕੇ ਤਰਕ ਤਰਕਾਂ ਦੇ ਸਿਰ ਤੇ ਖੜੀ ਹੈ ਨਾਨਕ ਗੁਰਮੁਖੀ ਪਾਵੇ ਪਾਰ ਇਸ ਕਰਕੇ ਜਿਹੜਾ ਗੁਰਮੁਖੀ ਹੈ ਗੁਰਮੁਖ ਹੈ ਗੁਰਮੁਖੀ ਬੁੱਧ ਹੈ ਵਿਵੇਕ ਬੁੱਧੀ ਹੈ ਉਹਨੇ ਇਸ ਭਵ ਸਾਗਰ ਦਾ ਪਾਰ ਪਾ ਲਿਆ ਤਿੰਨ ਲੋਕ ਦਾ ਗਿਆਨ ਲੈ ਕੇ ਚੌਥੇ ਲੋਕ ਤੱਕ ਪਹੁੰਚ ਗਈ ਪਾਰ ਹੈ ਭਵ ਸਾਗਰ ਤੇ ਪਾਰ ਜਿੱਥੇ ਤੱਕ ਰਚਨਾ ਜਿੱਥੇ ਤੱਕ ਆਕਾਸ਼ ਹੈ ਉਹਦੇ ਪਾਰ ਚਲੀ ਗਈ ਭਰਮ ਦੇ ਆਂਡੇ ਤੋਂ ਪਾਰ ਚਲੀ ਗਈ ਭਰਮ ਦਾ ਆਂਡਾ ਭੰਤਾ ਤੇ ਬਣੇ ਪਿਆ ਪ੍ਰਗਾਸਾ ਉਹਦੇ ਅੰਦਰ ਪ੍ਰਗਾਸ ਹੋ ਗਿਆ ਕੋਈ ਭਰਮ ਨਹੀਂ ਰਿਹਾ ਤਿੰਨ ਲੋਕ ਦਾ ਗਿਆਨ ਹੁੰਦਾ ਗੁਰਮੁਖ ਨੂੰ ਤ੍ਰੈ ਕਾਲ ਦਰਸ਼ੀ ਹੁੰਦਾ ਗੁਰਮੁਖ ਇਹਨਾਂ ਨੇ ਤ੍ਰੈ ਕਾਲ ਦਰਸ਼ੀ ਜਿਹੜਾ ਬਣਾਇਆ ਹੋਇਆ ਉਹ ਨਹੀਂ ਉਹ ਤ੍ਰੈ ਕਾਲ ਹੀ ਨਹੀਂ ਕਿਉਂਕਿ ਉਹ ਜਿਹੜੇ ਯੁੱਗ ਨੇ ਤੈਨੂੰ ਉਹਨਾਂ ਵਾਲੇ ਤਾਂ ਗੁਰਮੁਖ ਮੰਨਦੇ ਹੀ ਨਹੀਂ ਗੁਰਮੁਖ ਨਾਲ ਬੁੱਝੇ ਨੇ ਯੁੱਗ ਚਾਰੇ ਚਤਵਾਰੇ ਗੁਰਮੁਖ ਬੁੱਝੇ ਯੁੱਗ ਚਤਵਾਰੇ ਘਟ ਘਟ ਵਰਤੇ ਉਧਰ ਉਹਦੇ ਤਾਂ ਅੰਦਰ ਨੇ ਯੁੱਗ ਚਾਰੇ ਹਰ ਵਕਤ ਘਟ ਘਟ ਵਰਤੇ ਉਧਰ ਮੁਝਾਰੇ ਤ੍ਰੈ ਕਾਲ ਦਰਸ਼ੀ ਹੁੰਦੇ ਨੇ ਗੁਰਮੁਖ ਤੇ ਨਾ ਲੋਕਾਂ ਦਾ ਗਿਆਨ ਹੁੰਦਾ ਉਹਨਾਂ ਨੂੰ ਗੁਰਮੁਖ ਆਇਆ ਜਾਏ ਨਾ ਸੰਗ ਦਾ ਮਤਲਬ ਵੀ ਇਹੀ ਹੈ ਇਹ ਕਹਿੰਦੇ ਨੇ ਸੁਰਗ ਦਾ ਗਿਆਨ ਹੁੰਦਾ ਜੀ ਉਹਨੂੰ ਨਰਕ ਦਾ ਉੱਥੇ ਵੀ ਜਾ ਸਕਦਾ ਸਭ ਝੂਠ ਹੈ ਸੁਰਗ ਨਰਕ ਨੂੰ ਤਾਂ ਬਾਣੀ ਮੰਨਦੀ ਹੋਣੀ ਦੱਸੋ ਸੁਰਗ ਕਿੱਥੇ ਹੈ ਸੁਰਗ ਦਾ ਸੱਚਖੰਡ ਨੂੰ ਕਹਿੰਦੇ ਨੇ ਜ਼ਾਹਿਰ ਦਾ ਸੁਰਗ ਸਵਾਇ ਘਰ ਕੌਣ ਸੁਰਗ ਕਿਆ ਦਰਕ ਵਿਚਾਰਾ ਸੱਤਰ ਦੋ ਰਾਦੇ ਦੋਏ ਰਦ ਕੀਤੇ ਸੁਖ ਹੈ ਸੰਸਾਰੀ ਸੁਖ ਉਹਨੂੰ ਇਹ ਸੁਰਗ ਮੰਨਦੇ ਨੇ ਸੰਸਾਰੀ ਸੰਪਤੀ ਸੁਖ ਹੁੰਦਾ ਨਹੀਂ ਅਸਲ ਦੇ ਵਿੱਚ ਉੱਥੇ ਸਾਨੂੰ ਲੱਗਦਾ ਵੀ ਇਹ ਸੁਖੀ ਹੈ ਉਹਨੂੰ ਪੁੱਛ ਕੇ ਦੇਖ ਉਹ ਸੁਖੀ ਹੈ ਬੜੇ ਬੜੇ ਜੇ ਦਿਸੇ ਲੋ ਤੇਰੇ ਕੋ ਮੈਂ ਆਪੇ ਚੰਤਾ ਰੋ ਸੁਖੀ ਕੋਈ ਵੀ ਨਹੀਂ ਸਾਨੂੰ ਲੱਗਦਾ ਸੁਖੀ ਹੈ ਪੈਸੇ ਵਾਲਾ ਕੋਈ ਚਿੰਤਾ ਨਹੀਂ ਹੈ ਕੋਈ ਕੰਮ ਨਹੀਂ ਰੁਕਦਾ ਅਸੀਂ ਕਹਿੰਦੇ ਸੁਰਗਾ 'ਚ ਤੇ ਜਿਹੜੇ ਵਿਚਾਰੇ ਤੰਗ ਨੇ ਹਰ ਵਕਤ ਨਾ ਦੁੱਖ ਭੁੱਖ ਸਦਮਾਰ ਸਦਾ ਹੀ ਦੁੱਖ ਭੁੱਖ ਦੀ ਮਾਰ ਰਹਿੰਦੀ ਉਹਨੂੰ ਨਰਕ ਚ ਕਹਿੰਦੇ ਨੇ ਪਰ ਗੁਰਬਾਣੀ ਕਹਿੰਦੀ ਹੈ ਵੀ ਦਾਤ ਤੇਰੀ ਦਾਤਾ ਇਹ ਵੀ ਦਾਤ ਹੈ ਜੇ ਦਾਤ ਹੈ ਹਰ ਭੁੱਖ ਸਾਨੂੰ ਦੁਖੀ ਨੂੰ ਦੇਖ ਕੇ ਚਿੰਤਾ ਕਿਉਂ ਹੁੰਦੀ ਹੈ ਉਹ ਤਾਂ ਦੱਸ ਦਿੱਤੀ ਹੈ ਦਾਤਾ ਨੇ ਖਬਰਾਂ ਨੇ ਆਪ ਕੀ ਹੋਵੇ ਮੈਨੂੰ ਦੁੱਖ ਭੁੱਖ ਨਹੀਂ ਹੁਣ ਨਾ ਪਤਾ ਹੋਵੇ ਸੁਧਰਨ ਵਾਸਤੇ ਦਾਖਲ ਹੋਇਆ ਹੋਵੇ ਹੁਣ ਭੁੱਲ ਗਿਆ ਹੋਵੇ ਭੁੱਲ ਤਾਂ ਸਾਰੇ ਗਏ ਕੀ ਕਰਨ ਆਇਆ ਸੀ ਦੁੱਖ ਦਾਰੂ ਹੈ ਤਾਂ ਜਾਣ ਕੇ ਦੁੱਖ ਮੁੱਕਿਆ ਹੋਵੇ ਪਿਛਲੇ ਜਨਮ 'ਚ ਉਹਨੇ ਗੜਬੜ ਕੀਤੀ ਹੋਵੇ ਬਹੁਤਾ ਸੁਖੀ ਹੋਵੇ ਬਹੁਤਾ ਰਾਜਾ ਹੋਵੇ ਗੜਬੜ ਹੋ ਗਈ ਹੋਵੇ ਉਹਨੇ ਕਹੇ ਹੁਣ ਨਾ ਮੈਨੂੰ ਰਾਜਾ ਬਣਾ ਦੀ ਇਦੋਂ ਵੀ ਮਰ ਜਾਊਗਾ ਕਮਾਈ ਤਾਂ ਗਰੀਬੀ ਚ ਹੁੰਦੀ ਹੈ ਮੈਨੂੰ ਤਾਂ ਗਰੀਬ ਬਣਾ ਕੇ ਰੱਖੀ ਉਹ ਤੋਂ ਮੰਗਿਆ ਹੁਣ ਦੁਖੀ ਹੋ ਗਿਆ ਗਰੀਬੀ ਤੋਂ ਇਹ ਉਹਦੇ ਤੇ ਰਹਿਣ ਦੋ ਜੋ ਕੁਝ ਉਹਨੇ ਕੀਤਾ ਹੈ ਤੁਸੀਂ ਆਪਣੀ ਆਪਣੀ ਤੇ ਰਹੋ ਉਹਨੇ ਜੋ ਬਣਾਇਆ ਠੀਕ ਬਣਾਇਆ ਪਾਣਾ ਜੋ ਹੈਗਾ ਉਹਨੂੰ ਮਿੱਠਾ ਕਰਕੇ ਮੰਨੋ ਜੇ ਤੁਹਾਡੇ ਅੰਦਰ ਕੋਈ ਫੁਰਨਾ ਪੈਦਾ ਕਰਦਾ ਹੈ ਉਹ ਇਹ ਚੱਲੀ ਜਾਓ ਫੁਰਨਾ ਕਿਹੜਾ ਸਾਡੇ ਬਸ ਦੀ ਗੱਲ ਹੈ ਫੁਰਨਾ ਵੀ ਉਸੇ ਨੇ ਪੈਦਾ ਕਰਦਾ ਚੰਚਲ ਚੀਤ ਨ ਰਹੇ ਹੀ ਠਾਏ ਠਾਏ ਠਾਏ ਜਿਹੜਾ ਚੰਚਲ ਮਨ ਹੁੰਦਾ ਹੈ ਚਿੱਤ ਚੰਚਲ ਹੁੰਦਾ ਹੈ ਉਹ ਟਿਕਾਣੇ ਨਹੀਂ ਰਹਿੰਦਾ ਇੱਕ ਥਾਂ ਉਹ ਰੁਕਦਾ ਨਹੀਂ ਹੈ ਭੱਜਿਆ ਫਿਰਦਾ ਰਹਿੰਦਾ ਜਿਵੇਂ ਚੋਰੀ ਮਿਰਗ ਅੰਗੂਰੀ ਖਾਏ ਅੰਗੂਰੀ ਲਫ਼ਜ਼ ਪੰਜਾਬੀ ਦਾ ਹਿੰਦੀ ਦਾ ਲਫ਼ਜ਼ ਅੰਕੁਰੀ ਜਿਵੇਂ ਘਾਹ ਰੋਜ਼ ਰਵਾਂ ਫੁੱਟਦਾ ਅੰਕੁਰਦਾ ਅੰਕੁਰਦਾ ਪੱਤੇ ਕੱਟ ਦਿੰਦੇ ਨੇ ਉਹ ਪੱਤੇ ਨਵੇਂ ਫੁੱਟਦੇ ਨੇ ਜਿਹੜੇ ਬਿਰਗ ਹੁੰਦੇ ਅੱਗੇ ਜਿੱਥੇ ਘਾਹ ਹੁੰਦਾ ਉਹ ਚੁਗਦੇ ਨਵਾਂ ਜਿਹੜਾ ਵੀ ਘਾਹ ਨਰਮ ਹੈ ਹਰ ਡੰਗਰ ਨਰਮ ਚੀਜ਼ ਖਾਂਦਾ ਜਿਵੇਂ ਮਿਰਗ ਨੂੰ ਪਤਾ ਹੋਵੇ ਵੀ ਫਲਾਣੇ ਤੋਂ ਤਾਲ ਹੈ ਤਾਲ ਬੀਬੀ ਜਗ੍ਹਾ ਨੂੰ ਕਹਿੰਦੇ ਸੀ ਇਹ ਹਰਿਆਲਾ ਤਾਲ ਕਬੀਰ ਹਰਨਾ ਦੂਬਰਾ ਦੂਬਰਾ ਜਿਹੜਾ ਬਾਨ ਬਿਰਗ ਹੈ ਇਹਦੇ ਮੂੰਹ ਦੁਬਾ ਜਿਹੜਾ ਘਾ ਲੱਗ ਗਿਆ ਦੂਬਰਾ ਦਾ ਮਤਲਬ ਦੁਬਲਾ ਬਣਾਤਾ ਚੱਕ ਕੇ ਸਾਹਿਬ ਉਹ ਦੁਬਲਾ ਨਹੀਂ ਦੂਬਰਾ ਘਾਹ ਖਾ ਕੇ ਬੜਾ ਖੁਸ਼ ਹੈ ਘਾਹ ਲੱਗਿਆ ਹੈ ਇਹਦੇ ਇਹ ਹਰਿਆਲਾ ਤਾਲ ਸੰਸਾਰੀ ਪਦਾਰਥ ਜਿਹੜੇ ਨੇ ਖਾਣ ਵਾਲੇ ਇਹ ਦੂਬਰਾ ਇਹਦੇ ਮੂੰਹ ਲੱਗੇ ਇਹਦੇ ਸੰਸਾਰ ਪਦਾਰਥਾਂ ਨੂੰ ਭਰਿਆ ਪਿਆ ਤਾਂ ਨਹੀਂ ਜਾਣਾ ਚਾਹੁੰਦਾ ਚਾਹੇ ਮਰਦਾ ਰਹੇ ਇਹ ਹਰਿਆਲਾ ਤਾਲ ਇਹ ਤਾਲ ਉਹ ਨੂੰ ਕਹਿੰਦੇ ਨੇ ਜਿਹੜੀ ਨੀਵੀਂ ਜਗ੍ਹਾ ਹੁੰਦੀ ਹੈ ਹਰ ਵਕਤ ਤੋਂ ਜਿਸਲ ਰਹਿੰਦੀ ਹੈ ਜਿੱਥੇ ਸਿਲਰ ਹੋ ਉੱਥੇ ਘਰ ਹੋ ਸਲਾਬ ਰਹੂ ਤਾਂ ਹੀ ਘਰ ਰਹੂ ਲਾਖ ਇਹਰੀ ਇੱਕ ਜਿਓ ਸ਼ਿਕਾਰੀ ਸ਼ਿਕਾਰੀ ਵੀ ਉੱਥੇ ਆਉ ਜਿੱਥੇ ਮਰ ਜਾਉ ਰੋਜ਼ ਉਹਨੂੰ ਪਤਾ ਇੱਥੇ ਰੋਜ਼ ਆਉਣਾ ਲਾਖ ਇਹਰੀ ਇੱਕ ਜਿਓ ਜਿਓ ਕੱਲਾ ਕਾਲ ਦੇ ਲਖਾ ਭੇਖ ਨੇ ਕਬ ਤੱਕ ਬਚੇ ਕਾਲ ਕਾਲ ਤੋਂ ਕਿੰਨਾ ਚਿਰ ਬਚੂਗਾ ਉਹ ਗੱਲ ਇੱਥੇ ਕਹੀ ਹੈ ਉਹ ਕਬੀਰ ਦੇ ਸ਼ਲੋਕ ਜਿਹੜੀ ਗੱਲ ਹੈ ਉਸੇ ਦਾ ਹਵਾਲਾ ਦੇ ਵਿੱਚ ਚੰਚਲ ਚੀਤਨ ਰਹੀ ਠਾਏ ਚੰਚਲ ਚੀਤ ਜਿਵੇਂ ਬਿਰਗ ਦਾ ਮਨ ਚੰਚਲ ਹੈ ਬਚ ਗਿਆ ਕੁੱਤਿਆਂ ਤੋਂ ਬਚ ਗਿਆ ਤੀਰਾਂ ਤੋਂ ਬਚ ਗਿਆ ਗੋਲੀਆਂ ਤੋਂ ਬਚ ਗਿਆ ਜਾਲ ਤੋਂ ਬਚ ਗਿਆ ਰੋਜ਼ ਬਚ ਕੇ ਆ ਜਾਂਦਾ ਪਰ ਫੇਰ ਘਾ ਖਾਣ ਜਾਂਦਾ ਨਹੀਂ ਹਟਦਾ ਸੁਰਤ ਰੋਜ਼ ਨਕੜ ਕੇ ਬਾਹਰ ਫਿਰ ਜਾਂਦੀ ਹੈ ਤਾਲ 'ਚ ਰੋਜ਼ ਵੱਜ ਕੇ ਆ ਜਾਂਦੀ ਹੈ ਇੱਕ ਦਿਨ ਜਾਲ 'ਚ ਫਸ ਜਾਣਾ ਬਾਹਰ ਜਦੋਂ ਸੁਰਤ ਨਾ ਬਾਰੀ ਜਾਣੇ ਬਾਰੀ ਜਾਣੇ ਤਾਲ ਦੇ ਵਿੱਚ ਬਾਹਰ ਕਈ ਹੋਈ ਅੰਦਰ ਨਹੀਂ ਮਰਦੀ ਅੰਦਰ ਟਿਕਦੀ ਨਹੀਂ ਸੁਰਤ ਮਿਰਗ ਬੋਗੂ ਬਾਹਰ ਜਾਂਦੀ ਹੈ ਬਾਹਰ ਮੂੰਹ ਲੱਗਿਆ ਹੈ ਮਾਰੀਆਂ ਨੇ ਬਾਹਰ ਜਾਣਾ ਜੇ ਸੁਰਤ ਅੰਦਰ ਟਿਕ ਜੇ ਹਿਰਦੇ 'ਚ ਉੱਥੇ ਕਾਲ ਤੋਂ ਪਰੇ ਹੈ ਨਕਸ਼ਾ ਇਹ ਹੈ ਸੰਸਾਰ ਹਰਿਆਲਾ ਤਾਲ ਜਾਗਦੀ ਸਾਰ ਸੁਰਤ ਦਿਮਾਗ ਦੇ ਦਿਮਾਗ 'ਚੋਂ ਬਾਹਰ ਹਰਿਆਲੇ ਤਾਲ ਤੇ ਜਦੋਂ ਭੁੱਖ ਜਾਗਦੀ ਹੈ ਬਿਰਗ ਨੂੰ ਫਿਰ ਕਹਿੰਦਾ ਵੀ ਚੱਲਦੇ ਆ ਦੇਖੀ ਜਾਊ ਜਿਹੜਾ ਹੋ ਰੋਜ਼ ਵੱਜਦਾ ਰੋਜ਼ ਖਾਂਦਾ ਰੋਜ਼ ਵੱਜਦਾ ਰੋਜ਼ ਖਾਂਦਾ ਸੜਕ ਰੋਜ਼ ਪਾਰ ਕਰਦਾ ਰੋਜ਼ ਵੱਜਦਾ ਗੱਡੀ ਰੋਜ਼ ਚਲਾਉਂਦਾ ਰੋਜ਼ ਵੱਜਦਾ ਵੀ ਹੈ ਕਹਿੰਦਾ ਲੱਭੇ ਜਮਾ ਬਾੜਾ ਜਿਹੀ ਵੱਜ ਗਿਆ ਅੱਜ ਤਾਂ ਫੇਰ ਕਿਹੜਾ ਸੜਕ ਤੋਂ ਹਟਦਾ ਜਾਣਦੇ ਫੇਰ ਗੱਡੀ ਚਲਾਉਣ ਤੋਂ ਹਟਦਾ ਇਹ ਹਰਿਆਲਾ ਤਾਲ ਚੰਚਲ ਜੀਤ ਨਾ ਰਹੇ ਠਾਏ ਚੰਚਲ ਜੀਤ ਹਿਰਦੇ ਚ ਟਿਕਦਾ ਨਹੀਂ ਆ ਕਿਉਂਕਿ ਹਰਿਆਲਾ ਤਾਲ ਹੈ ਬਾਤ ਚੋਰੀ ਮਿਰਗਾ ਗੂਰੀ ਖਾਏ ਇਹ ਜਿਹੜੀ ਨਵੀਂ ਨਵੀਂ ਚੀਜ਼ ਹੈ ਨਵੇਂ ਨਵੇਂ ਫੜ ਨਵੀਂ ਨਵੀਂ ਸਬਜ਼ੀ ਇਹ ਖਾਣ ਨੂੰ ਜੀ ਕਰਦਾ ਉਹ ਚੋਰੀ ਖਾਂਦਾ ਵੀ ਜਦ ਐਸ ਮੌਕੇ ਜਾਓ ਜਦ ਇਹ ਨਹੀਂ ਹੁੰਦੇ ਨਹੀਂ ਸੁੱਤੇ ਪਏ ਹੁਣ ਸਾਜਰੇ ਸਾਜਰੇ ਜਾਓ ਸੜਕ ਤੇ ਭੀੜ ਨਹੀਂ ਹੁੰਦੀ ਘੱਟ ਹੁੰਦੀ ਹੈ ਯਾ ਫਿਰ ਉਦੋਂ ਜਾਓ 9-10 ਵਜੇ ਦੇ ਬਾਅਦ ਜਾਂ ਭੀੜ ਘਟ ਜਾਂਦੀ ਹੈ ਭਾਈ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਸਮਾਂ ਆਪਣਾ ਕੋਈ ਚੁਣੇ ਪੱਟੇ ਕਿ ਨਹੀਂ ਸਕਦਾ ਚੰਚਲ ਚੇਤਨ ਰਹੇ ਠਾਏ ਜਿਵੇਂ ਜੋਰੀ ਮਿਰਗਾ ਜਿਵੇਂ ਮਿਰਗਾ ਉਹ ਤਾਲ ਵਾਲਾ ਰਾਖੀ ਰੱਖੇ ਚਾਹੇ ਫਿਰ ਵੀ ਚੋਰੀ ਦੇ ਖੜ ਜਾਂਦਾ ਉਹਨੇ ਤਾਂ ਆਪਣੇ ਪਸ਼ੂਆਂ ਖਾਤਰ ਰੱਖਿਆ ਮਿਰਗਾ ਦੀ ਦਾਰ ਖਾਣ ਚਲੀ ਜਾਂਦੀ ਉਹ ਵਿਚਾਰੇ ਕਿੱਥੋਂ ਖਾਣ ਉਹਨਾਂ ਨੇ ਵੀ ਤਾਂ ਖਾਣਾ ਇੱਥੋਂ ਹੀ ਹੈ ਚੋਰੀ ਮਿਰਗਾ ਗੋਰੀ ਖਾਏ ਚਰਨ ਤਾਜੀ ਫੁੱਟੀ ਹੋਈ ਘਾਹ ਜਿਹੜੀ ਉਤਲੀ ਹੁੰਦੀ ਹੈ ਨਾ ਉਹ ਖਾਣੀ ਚਾਹੁੰਦਾ ਚਰਨ ਕਮਲ ਉਰ ਧਾਰੇ ਚੀਤ ਜੇ ਚਰਨ ਕਮਲ ਹਿਰਦੇ ਵਿੱਚ ਜਿਹੜੇ ਅੰਤਰਾਤਮਾ ਦੀ ਆਵਾਜ਼ ਹੈ ਉਸੇ ਨੂੰ ਧਾਰਨ ਕਰਕੇ ਉੱਥੇ ਬੈਠਾ ਰਹੇ ਨਾ ਜਾਵੇ ਬਾਹਰ ਸੁਰਤ ਉਹ ਹਿਰਦਾ ਹੁੰਦਾ ਜੇ ਚਿੱਤ ਹਿਰਦੇ ਵਾਲੇ ਜਿਹੜੇ ਹਿਰਦੇ ਚ ਗੁਰਬਾਣੀ ਨੂੰ ਹਿਰਦੇ ਚ ਵਿਚਾਰਦਾ ਰਹੇ ਬੱਤਰ ਗੁੱਡੀ ਜਾਵੇ ਹੀ ਨਾ ਬਣਾ ਫਿਰ ਭੁੱਖਾ ਮਰ ਜੂ ਫਿਰ ਕੋਈ ਹੋਰ ਹੀ ਲਾਹੋ ਜੂ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਫਿਰ ਚਿਰ ਜੀਵਨ ਫਿਰ ਨਹੀਂ ਵਰਦਾ ਚੇਤਨ ਨਿਤ ਨੀਤ ਜਿੰਨਾ ਜਰ ਉੱਥੇ ਬੈਠਾ ਰਹੂ ਅੰਦਰ ਵਰਦਾ ਹੀ ਨਹੀਂ ਚਿਰ ਜੀਵਨ ਚੇਤਨ ਚੇਤਨ ਨਿਤ ਨੀਤ ਰੋਜ਼ ਚੇਤਨ ਹੋਊਗਾ ਨਾਲੇ ਤਾਂ ਰੋਜ਼ ਗਿਆਨ ਵਧੂਗਾ ਨਾਲੇ ਮਰਦਾ ਹੀ ਨਹੀਂ ਵਰਦਾ ਨਹੀਂ ਹੈ ਫਿਰ ਇਹ ਵਰਦਾ ਇਧਰ ਗੁੜੀ ਚ ਹੈ ਜੇ ਹਿਰਦੇ ਟਿਕਿਆ ਰਹੇ ਵਰਦਾ ਨਹੀਂ ਹੈ ਜੇ ਸਰੀਰ ਛੱਡੂ ਵਰਦਾ ਨਹੀਂ ਹੈ ਬਾਹੋਸ਼ ਸਰੀਰ ਛੱਡੂਗਾ ਬੇਹੋਸ਼ ਹੋ ਕੇ ਸਰੀਰ ਨਹੀਂ ਛੱਡਦਾ ਚੇਤ ਹਾਂ ਵਰਦਾ ਨਾ ਵਰਦੇ ਦਾ ਕੀ ਹੈ ਜਦੋਂ ਬੇਹੋਸ਼ ਹੋ ਕੇ ਸਰੀਰ ਛੱਡਦਾ ਉਹਨੂੰ ਵਰਦਾ ਕਹਿੰਦੇ ਨੇ ਜਿਹੜਾ ਬਾਹੋਸ਼ ਸਰੀਰ ਛੱਡਦਾ ਉਹਨੂੰ ਵਰਦਾ ਨਹੀਂ ਕਹਿੰਦੇ ਜਾਗਦਾ ਹੁੰਦਾ ਜਿਹੜਾ ਅੰਦਰ ਜੁੜਿਆ ਹੋਇਆ ਸ਼ਬਦ ਵਿਚਾਰ ਕਰਦਾ ਉਹਨੂੰ ਜਾਗਦਾ ਕਹਿੰਦੇ ਨੇ ਉਹ ਇੱਕ ਹੈ ਉਦੋਂ ਇੱਕ ਹੋਇਆ ਆਇਆ ਉਦੋਂ ਦੋ ਜਗ੍ਹਾ ਨਹੀਂ ਹੈ ਜਾਂ ਤਿਰਗੁਣੀ ਚ ਹੈ ਇੱਕ ਦਮ ਛੱਡ ਕੇ ਚਲਾ ਗਿਆ ਨਾ ਦਿਮਾਗ ਨੂੰ ਕਨੈਕਸ਼ਨ ਟੁੱਟ ਗਿਆ ਬੇਹੋਸ਼ ਹੋ ਗਿਆ ਜਿਹੜਾ ਦਿਮਾਗ ਨਾਲ ਕਦੇ ਦਿਮਾਗ ਤੋਂ ਬਿਨਾ ਹੋਸ਼ ਦੇ ਵਿੱਚ ਰਹਿੰਦਾ ਤਿਰਗੁਣੀ ਜੁੜੇ ਤੇ ਬਿਨਾ ਜਿਹੜੀ ਹੋਸ਼ ਹੈ ਉਹ ਹੋਸ਼ ਰਖੜੀਆਂ ਤਿਰਕੁਟੀ ਵਾਲੀ ਹੋਸ਼ ਤੇ ਅਗ ਦੇਣੀ ਤਿਰਕੁਟੀ ਵਾਲੀ ਹੋਸ਼ ਹੋਰ ਚੀਜ਼ ਹੈ ਕੁਟੀ ਤੇ ਬਿਨਾਂ ਵੀ ਹੋਸ਼ ਰਹਿੰਦਾ ਹੈ ਪਰ ਦੋਹਾਂ ਦੇ ਵਿੱਚ ਫਰਕ ਦੀ ਗੱਲ ਗੁਰਮੁਖ ਕੁਟੀ ਤੋਂ ਬਿਨਾਂ ਹੋਸ਼ ਬਾਹੋਸ਼ ਹੈ ਤਿਰਕੁਟੀ ਵਾਲੇ ਬਾਹੋਸ਼ ਨਹੀਂ ਹੁੰਦੇ ਕਦੇ ਵੀ ਅਸੀਂ ਉਹਨਾਂ ਨੂੰ ਬਾਹੋਸ਼ ਮੰਨਦੇ ਹਾਂ ਬਾਹੋਸ਼ ਸੰਸਾਰ ਦੀ ਜਮਾਨ ਚ ਬਾਹੋਸ਼ ਨੇ ਸੰਸਾਰ ਦੀ ਨਗਾ ਚ ਬਾਹੋਸ਼ ਨੇ ਪਰ ਬਾਹੋਸ਼ ਨਹੀਂ ਹੋ ਫਿਰ ਉਹ ਕੀ ਨੇ ਉਹ ਬਾਹੋਸ਼ ਨਹੀਂ ਉਹ ਮਦਹੋਸ਼ ਨੇ ਬਾਹੋਸ਼ ਹੋਰ ਚੀਜ਼ ਮਦਹੋਸ਼ ਹੋਰ ਚੀਜ਼ ਉਹ ਤਾਂ ਮਦਹੋਸ਼ ਨੇ ਉਹ ਤਾਂ ਮਦਹੋਸ਼ ਨੇ ਉਹਨਾਂ ਨੂੰ ਨਹੀਂ ਪਤਾ ਬਾਣੀ ਦਾ ਕੀ ਹੈ ਬਾਣੀ ਨਾਲ ਨਹੀਂ ਜੁੜੇ ਹੋਏ ਉਹ ਤਾਂ ਸ਼ਬਦ ਦਾ ਵਿਰੋਧ ਕਰ ਰਹੇ ਨੇ ਤਿਰਕੁੜੀ ਜੁੜਿਆ ਹੋਇਆ ਤਾਂ ਹੁਕਮ ਦਾ ਵਿਰੋਧ ਕਰ ਰਿਹਾ ਹੁਕਮ ਦਾ ਵਿਰੋਧ ਕਰਨ ਵਾਲਾ ਬਾਹੋਸ਼ ਨਹੀਂ ਹੁੰਦਾ ਵੱਧ ਹੋਸ਼ ਹੁੰਦਾ ਸ਼ਬਦ ਦੇ ਅਨੁਸਾਰ ਚੱਲਣ ਵਾਲਾ ਬਾਹੋਸ਼ ਹੁੰਦਾ ਜਿਹਨੂੰ ਪਤਾ ਹੈ ਵੀ ਖਸਮ ਕੌਣ ਹੈ ਮੈਂ ਉਹਦੇ ਪਾਣੀ ਚੱਲਣਾ ਉਹ ਬਾਹੋਸ਼ ਹੈ ਕਿ ਜਿਹੜਾ ਉਹਦਾ ਵਿਰੋਧ ਕਰਨ ਵਾਲਾ ਉਹ ਬਾਹੋਸ਼ ਹੈ ਉਧਰੋਂ ਟੇਰ ਆਉਂਦੀ ਉਧਰੋਂ ਉਹ ਭੱਜਿਆ ਜਾਂਦਾ ਹੈ ਲੈ ਤੇ ਤੁਸੀਂ ਉਹਨੂੰ ਬੇਹੋਸ਼ ਕਹੋਗੇ ਬਾਹੋਸ਼ ਕਹੋਗੇ ਕਮਾਦ ਹੋਸ਼ ਕਹੋਗੇ ਕੀ ਕਹੋਗੇ ਉਹਨੂੰ ਰੇਲ ਦੀ ਲੈਣ ਤੇ ਭੱਜਿਆ ਜਾਂਦਾ ਰੇਲ ਵੱਲ ਨੂੰ ਲੋਕ ਆਕਾ ਮਾਰਦੇ ਨੇ ਕਿਉਂ ਜਾਂਦਾ ਛੁੱਟਦਾ ਹੀ ਨਹੀਂ ਕਿਸੇ ਦੀ ਕੀ ਕਹੋਗੇ ਉਹਨੂੰ ਬਾਹੋਸ਼ ਹੈ ਉਹ ਪਤਾ ਬਾਦ ਹੋ ਜਾ ਵੀ ਟੇਰ ਮੈਂ ਨਾ ਉਹਨੂੰ ਟ੍ਰੇਨ ਨੂੰ ਚੱਕ ਕੇ ਪਰੇ ਮਾਰੂ ਲੈਣ ਤੋਂ ਉਹ ਤਾਂ ਟ੍ਰੇਨ ਨੂੰ ਲੈਣ ਤੋਂ ਹਟਾਉਣ ਨੂੰ ਫਿਰਦਾ ਮਾਇਆ ਕਰਕੇ ਹੀ ਦਿਖੂਗਾ ਆਏ ਹੋਊਗਾ ਹੀ ਹੋਊਗਾ ਹੋਊਗਾ ਕਿਵੇਂ ਨਹੀਂ ਉਹ ਤਾਂ ਭਾਣੇ ਨੂੰ ਪਲਟਣ ਨੂੰ ਫਿਰਦਾ ਤੁਸੀਂ ਕਹਿੰਦੇ ਉਹ ਬਾਹੋਸ਼ ਹੈ ਉਹ ਤਾਂ ਮਦ ਹੋਸ਼ ਹੈ ਜਿਹੜੇ ਮਦ ਹੋਸ਼ ਨੇ ਉਹਨਾਂ ਨੂੰ ਪਤਾ ਹੀ ਨਹੀਂ ਮਦ ਹੋਸ਼ ਹੁੰਦਾ ਕੀ ਹੈ ਸ਼ਰਾਬੀ ਨੂੰ ਨਹੀਂ ਪਤਾ ਹੁੰਦਾ ਸ਼ਰਾਬੀ ਕੌਣ ਹੈ ਸ਼ਰਾਬੀ ਨੂੰ ਪਤਾ ਹੁੰਦਾ ਸ਼ਰਾਬੀ ਕੌਣ ਹੈ ਉਹ ਆਪੇ ਸ਼ਰਾਬੀ ਹੈ ਉਹ ਜਿਹੜਾ ਪੂਰਾ ਸ਼ਰਾਬੀ ਹੋਵੇ ਉਹ ਕੀ ਪਤਾ ਸ਼ਰਾਬੀ ਹੁੰਦਾ ਕੌਣ ਹੈ ਉਹ ਤਾਂ ਦੁਨੀਆ ਨੂੰ ਪਾਗਲ ਸਮਝਦਾ ਬਾਦ ਹੋਸ਼ ਨੂੰ ਬਾਹੋਸ਼ ਕਹੀ ਜਾਂਦੇ ਨੇ ਸਾਰੇ ਵਿਦਵਾਨ ਕਹੀ ਜਾਂਦੇ ਨੇ ਵਿਦਵਾਨ ਸਾਰੇ ਹੀ ਬਾਦ ਹੋਸ਼ ਨੇ ਸੰਸਾਰ ਸਾਰਾ ਹੀ ਬਾਦ ਹੋਸ਼ ਹੈ ਤਿੰਨ ਕੋ ਮੋਹ ਪਿਆ ਮਨ ਮਦ ਬ੍ਰਹਮਾ ਵਿਸ਼ਨੂੰ ਮੇਰਾ ਤਾਂ ਬ੍ਰਹਮਾ ਵਿਸ਼ਨੂੰ ਵੀ ਮਦ ਹੋਸ਼ ਨੇ ਚੇਲਿਆਂ ਦੀ ਤਾਂ ਗੱਲ ਛੱਡੋ ਇਹਨਾਂ ਦੇ ਗੁਰੂ ਮਦ ਹੋਸ਼ ਨੇ ਚੇਲੇ ਕੀ ਕਰਨਗੇ ਉਹ ਪੀਂਦੇ ਕੀ ਨੇ ਬਿਖ ਪੀਂਦੇ ਨੇ ਨਸ਼ਾ ਮਾਇਆ ਕਹਿ ਹੁੰਦੀ ਹੈ ਬਿਖ ਮਾਇਆ ਦਾ ਨਸ਼ਾ ਬ੍ਰਹਮਾ ਵਿਸ਼ਨ ਸਰੇ ਤਨ ਅਗਣਤ ਜਿਨੇ ਜੀਵ ਨੇ ਬ੍ਰਹਮਾ ਵਿਸ਼ਨ ਨੇ ਸਾਰੇ ਤਿੰਨ ਕੋ ਮੋਹ ਪਿਆ ਮਨ ਬਦਕਾ ਬਲ ਹੋਸ਼ ਨੇ ਫਿਰੇ ਬਾਹੋਸ਼ ਕਿਵੇਂ ਨੇ ਨਾ ਬੇਹੋਸ਼ ਨੇ ਨਾ ਬਾਹੋਸ਼ ਨੇ ਨਾ ਬੇਹੋਸ਼ ਨੇ ਨਾ ਬਾਹੋਸ਼ ਨੇ ਬਦ ਹੋਸ਼ ਨੇ ਹਾਂਜੀ ਚਿੰਤਤ ਹੀ ਦਿਸੈ ਸਭ ਕੋਏ ਚਿੰਤਤ ਹੀ ਦਿਸੈ ਸਭ ਕੋਏ ਕਿਸੇ ਨੂੰ ਪੁੱਛ ਲੋ ਚਿੰਤਾ ਜਗਰਸਤ ਹੈ ਮਦ ਦੇ ਲੋ ਚੇਤੇ ਏਕ ਤਹੀਂ ਸੁਖ ਹੋਏ ਚੇਤੇ ਬਸ ਚੇਤੇ ਤੇ ਕੋਮਾ ਲਗਣਾ ਏਕ ਦੀ ਏਕ ਤਾਂ ਸੁੱਤਾ ਹੀ ਨਹੀਂ ਏਕ ਕੀ ਜੇਤੂਗਾ ਏਕ ਕਦੇ ਸੁੱਤਾ ਹੁੰਦਾ ਜਦ ਏਕਾ ਹੈ ਉਹਦੇ ਨਾਲ ਉਹਦਾ ਸੁੱਤਾ ਹੁੰਦਾ ਹੀ ਚੇਤਾ ਜਦ ਚੇਤ ਦਾ ਜਾਗਦਾ ਉਹ ਫਿਰ ਇਹੀ ਇੱਕ ਹੈ ਇੱਕ ਤਹੀ ਤਹੀ ਉਹ ਜਿਹੜਾ ਜਾਗਦਾ ਉਹ ਆਪੇ ਇੱਕ ਹੁੰਦਾ ਜੇ ਚੇਤੇ ਏਕਲਾ ਦੀ ਨਾਲ ਇਕੱਠਾ ਕਰਦੀਏ ਪਹਿਲੀ ਗੱਲ ਚੇਤਾ ਨੂੰ ਦੋ ਲੱਗੀਆਂ ਹੋਈਆਂ ਲਾਉਂਦੇ ਹਾਂ ਇਹਨੂੰ ਸਹੀ ਹੈ ਚੇਤਾ ਚੇਤਾ ਚਾਹ ਇਹਨੂੰ ਸਹੀ ਜਦੋਂ ਚੇਤਦਾ ਫਿਰ ਇੱਕ ਫਿਰ ਆਪ ਇੱਕ ਜਿਬ ਸੁਪਨਾ ਦੇਖਦੇ ਤੇ ਸਾਡੇ ਦੋ ਸਰੀਰ ਹੁੰਦੇ ਨੇ ਜਿਹੜਾ ਸੁਪਨਾ ਆਦਮੀ ਹੈ ਉਹਦੇ ਸਰੀਰ ਦੋ ਹੁੰਦੇ ਨੇ ਇੱਕ ਤਾਂ ਪਿਆ ਹੁੰਦਾ ਬੱਜੇ ਤੇ ਇਹ ਜਿੱਥੇ ਵੀ ਪਿਆ ਸੁੱਤਾ ਇੱਕ ਤੁਰਿਆ ਫਿਰਦਾ ਹੁੰਦਾ ਜਾਂ ਜਾਗਦਾ ਇੱਕੋ ਰਹਿ ਜਾਂਦਾ ਫਿਰ ਦੋ ਰਹਿ ਜਾਂਦੇ ਨੇ ਬਸ ਜਦ ਜਾਗਦਾ ਫਿਰ ਇੱਕੇ ਹੁੰਦਾ ਦੋ ਹੁੰਦੇ ਨਹੀਂ ਇਹ ਤਾਂ ਜਿੰਨਾ ਜਲ ਸੁਪਨਾ ਦੇਖਦਾ ਉਹਨਾਂ ਜਲ ਦੋ ਨੇ ਉਹਨਾਂ ਜਿਹੜਾ ਤਿਰਕੁੜੀ ਚ ਇਹਦਾ ਤਿਰਕੁੜੀ ਜਦੇ ਛੱਡ ਦਿੰਦਾ ਹੈ ਕੀਤਾ ਹੈ ਜਦ ਚੇਤ ਦਾ ਜਾਗਦਾ ਫਿਰ ਇੱਕ ਆਪੇ ਹੁੰਦਾ ਇੱਕ ਹੋਰ ਕੋਈ ਨਹੀਂ ਹੈ ਆਪੇ ਇੱਕ ਹੈ ਤਹੀ ਇੱਕ ਤਹੀ ਇੱਕ ਤਹੀ ਬਸ ਇੱਕ ਤੇ ਫਿਰ ਕੌਮ ਤਹੀ ਸੁਖ ਹੋਏ ਉਹ ਅਵਸਥਾ ਸੁਖ ਦੀ ਹੈ ਵਰਨਾ ਸੁਖ ਨਹੀਂ ਹੈ ਜਦ ਹੀ ਸੁਖ ਹੋ ਜਾਂਦਾ ਜਦ ਇਹ ਜਾਗਦਾ ਇਹ ਆਪ ਇੱਕ ਹੁੰਦਾ ਇੱਕ ਦੁਖੀ ਕਦੇ ਹੁੰਦਾ ਹੀ ਨਹੀਂ ਅੱਧਾ ਦੁਖੀ ਹੁੰਦਾ ਦੁਖੀ ਉਹਨਾਂ ਜਿਹੜਾ ਜਿਹੜਾ ਅੱਧਾ ਵਿਛੋੜੇ ਦਾ ਦੁੱਖ ਵਿਛੋੜੇ ਦਾ ਦੁੱਖ ਹੁੰਦਾ ਹੋਰ ਦੁੱਖਾਂ ਦਾ ਬਿਰਾ ਦਾ ਦੁੱਖ ਹੈ ਬਿਰਾ ਖਤਮ ਹੋ ਗਈ ਤੂੰ ਖਤਮ ਹੋ ਗਿਆ ਬਾਕੀ ਸੰਸਾਰ ਦਾ ਸੁਪਨ ਸੁਪਨ ਤੋਂ ਤਾਂ ਪਤਾ ਲੱਗ ਗਿਆ ਤਾਂ ਸੁਪਨਾ ਸੁਪਨੇ 'ਚ ਨਵਾਂ ਨੁਕਸਾਨ ਦਾ ਦੁੱਖ ਖਤਮ ਹੋ ਜਾਂਦਾ ਜਾਗਦੀ ਸਾਰੇ ਸੁਪਨੇ ਵਾਲਾ ਨਵਾਂ ਨੁਕਸਾਨ ਦਾ ਖਤਮ ਸੁਪਨੇ ਵਾਲੇ ਜਿਹੜੇ ਰਿਸ਼ਤੇਦਾਰ ਮੁੰਡੇ ਕੁੜੀਆਂ ਸਭ ਖਤਮ ਕੋਠੀਆਂ ਉਹ ਤਾਂ ਸੁਪਨੇ ਦਾ ਧਰਮ ਸੀ ਸੁਪਨੇ ਦਾ ਧਰ ਵੀ ਕਦੇ ਡਿਸਟਰਬ ਕਰਦਾ ਜਾਗਦੇ ਨੂੰ ਸੁਪਨੇ ਦੀ ਚਾਹੇ ਖੰਗਾਲੀ ਸੀ ਚਾਹੇ ਸੁਪਨੇ ਦਾ ਪ੍ਰੋਸਪੈਰਿਟੀ ਸੀ ਦੋਵੇਂ ਦੁਖੀ ਨਹੀਂ ਕਰਦੇ ਜਾਗਦੀ ਸਾਰੇ ਇਹ ਤਾਂ ਉਹਨਾਂ ਜਿਹੜੇ ਦੁਖੀ ਕਰਦੇ ਨੇ ਜਿੰਨਾ ਚਿਰ ਸੁਪਨਾ ਚੱਲਦਾ ਹੈ ਫਿਰ ਨਹੀਂ ਕਰਦੇ ਦੁਖੀ ਕਿਉਂਕਿ ਉਹਨਾਂ ਜਿਹੜਾ ਅਟੈਚਮੈਂਟ ਹੈ ਉਹਦੇ ਨਾਲ ਸੁਪਨਾ ਦੇ ਦੌਰਾਨ ਸੁਪਨਾ ਸੱਚਾ ਹੁੰਦਾ ਜਾਗਦੀ ਸਾਰ ਸੁਪਨਾ ਝੂਠਾ ਹੋ ਜਾਂਦਾ ਹਾਲੇ ਝੂਠਾ ਝੂਠਾ ਅਸੀਂ ਕਹੀ ਜਾਂਦੇ ਆ ਸੰਸਾਰ ਨੂੰ ਝੂਠਾ ਮੰਨੀਏ ਕਿਵੇਂ ਸੁਪਨਾ ਹਟਿਆ ਨਹੀਂ ਜਾਗਿਆ ਨਹੀਂ ਹੈ ਕਹਿਣ ਕੋਣ ਦੀਆਂ ਗੱਲਾਂ ਨੇ ਉੱਤੇ ਦੀ ਰਹਿ ਜਾਂਦੀਆਂ ਨੇ ਜੇ ਦੇਖੂਗਾ ਫਿਰ ਮੰਨ ਲੂਗਾ ਚੇਤਾ ਇਹ ਜੋ ਕੁਝ ਕਿਹਾ ਬਾਣੀ ਅੱਖੀ ਦੇਖ ਕੇ ਕਿਹਾ ਹੈ ਸੋ ਬੋਲੇ ਜੋ ਪੇਖੇ ਅੱਖੀ ਉਹਨਾਂ ਨੇ ਤਾਂ ਅੱਖੀ ਦੇਖ ਕੇ ਕਿਹਾ ਹੈ ਅਸੀਂ ਜੋ ਦੇਖਣਾ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਜੋ ਅਸੀਂ ਦੇਖਣੀਆਂ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਉਹਨਾਂ ਤੇ ਵਿਸ਼ਵਾਸ ਹੋਵੇ ਵੀ ਕਿਵੇਂ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਜੋ ਦੇਖਣੀਆਂ ਨੇ ਸੁਣਦੇ ਆ ਸਮਝਦੇ ਵੀ ਹਾਂ ਵੀ ਹਾਂ ਠੀਕ ਹੈ ਪਰ ਜੋ ਦੇਖੀਆਂ ਨਹੀਂ ਹਨ ਦੇਖੇ ਤੇ ਮੈਨੂੰ ਉਹਨਾਂ ਤੇ ਵਿਸ਼ਵਾਸ ਹੈ ਜੋ ਛਿੜਕਿਆ ਹੋਇਆ ਉਹ ਚਿੱਤ ਏਕ ਤਹੀਂ ਸੁਖ ਹੋਏ ਪਰ ਚੇਤਾ ਹੈ ਫਿਰ ਇੱਕ ਹੁੰਦਾ ਪਰ ਜਦ ਹੀ ਉਸੇ ਅਵਸਥਾ ਸੁਖ ਹੈ ਉੱਥੇ ਬੈਠਾ ਹੀ ਚਾਹੇ ਹੈ ਤਤੀ ਤਵੀ ਤੇ ਬੈਠਾ ਉੱਥੇ ਸੁਖੀ ਹੋ ਜਾਂਦਾ ਫੇਰ ਨਹੀਂ ਰੋਣਾ ਫੇਰ ਨਹੀਂ ਰੋਣਾ ਆਤਮਾ ਦਾ ਸੁਖ ਹੁੰਦਾ ਸਰੀਰ ਦਾ ਸੁਖ ਦੁੱਖ ਤਾਂ ਰਹਿੰਦਾ ਹੀ ਸੰਸਾਰ ਦਾ ਸੁਖ ਦੁੱਖ ਸੰਸਾਰ 'ਚ ਰਹਿ ਜਾਂਦਾ ਸਰੀਰ ਦੇ ਸੁਖ ਦੁੱਖ ਦਾ ਸੰਸਾਰ ਨਾਲ ਸੰਬੰਧ ਹੈ ਆਤਮਾ ਨਾਲ ਕੀ ਸੰਬੰਧ ਆਤਮਾ ਨਾਲ ਉਹਨਾਂ ਚਿਰ ਸੰਬੰਧ ਹੈ ਜਿੰਨਾ ਚਿਰ ਆਤਮਾ ਸਰੀਰ ਨਾਲ ਸੰਬੰਧ ਰੱਖਦੀ ਹੈ ਜਿੰਨਾ ਚਿਰ ਸੁਪਨਾ ਸੱਚ ਮੰਨਿਆ ਹੋਇਆ ਹੈ ਜਿਵੇਂ ਜਿੰਨਾ ਚਿਰ ਜਗ ਜੀਵਨ ਸੱਚ ਮੰਨਿਆ ਹੋਇਆ ਹੈ ਆ ਜੀਵਨ ਨੂੰ ਸੱਚ ਮੰਨਿਆ ਹੋਇਆ ਹੈ ਉਹਨਾਂ ਜਿਹੜਾ ਇਹਦਾ ਸੁਖ ਦੁੱਖ ਹੈ ਚਿੱਤ ਵਸੈ ਰਾਚੈ ਹਰ ਨਾਏ ਚਿੱਤ ਵਸੈ ਰਾਚੈ ਹਰ ਨਾਏ ਜਦੋਂ ਚਿੱਤ ਟਿਕ ਜਾਂਦਾ ਵਸ ਜਾਂਦਾ ਇੱਕ ਹੋ ਕੇ ਉਹਦੇ ਬਾਅਦ ਉਹ ਅਸਤਾ ਕੀ ਹੁੰਦੀ ਹੈ ਇਹ ਸਤ ਸੰਤੋਖ ਦੀ ਅਵਸਥਾ ਜਦ ਚਿੱਤ ਵਸ ਗਿਆ ਟਿਕ ਗਿਆ ਚਿੱਤ ਵਸੈ ਜਦ ਵਸ ਗਿਆ ਇਹ ਸਤ ਸੰਤੋਖ ਦੀ ਅਵਸਥਾ ਸੰਸਾਰ ਨਾਲ ਕੋਈ ਮਤਲਬ ਨਹੀਂ ਰਿਹਾ ਸੰਸਾਰ ਸੁਪਨਾ ਬਣ ਗਿਆ ਸੰਸਾਰ ਦੀ ਮਾਇਆ ਸਭ ਝੂਠੀ ਹੋ ਗਈ ਜੇ ਕੋਲ ਦੀ ਤਾਂ ਝੂਠੀ ਹੋ ਗਈ ਜੇ ਨਹੀਂ ਸੀ ਤਾਂ ਲੋੜ ਨਹੀਂ ਰਹੀ ਠੀਕ ਹੈ ਵਧੀਆ ਇੱਕੋ ਜੇ ਹੋ ਗਏ ਉੱਥੇ ਮਾਇਆ ਵਾਲੇ ਉੱਥੇ ਰਾਜਾ ਔਰ ਰੰਗ ਬਰਾਬਰ ਨੇ ਹੋ ਗਏ ਨਾ ਬਰਾਬਰ ਸੁਪਨੇ ਦੀ ਮਾਇਆ ਸੀ ਉਹਦੇ ਜਿਹਦੇ ਕੋਲ ਜ਼ਿਆਦਾ ਸੀ ਉਹ ਵੀ ਬਰਾਬਰ ਹੈ ਜਿਹਦੇ ਕੋਲ ਹੈ ਨਹੀਂ ਸੀ ਉਹ ਵੀ ਬਰਾਬਰ ਉਹਦੇ ਕੋਲ ਵੀ ਸੁਪਨੇ ਉਹਦੇ ਕੋਲ ਸੁਪਨੇ 'ਚ ਹੈ ਨਹੀਂ ਸੀ ਉਹਦੇ ਕੋਲ ਸੁਪਨੇ 'ਚ ਬਹੁਤ ਹੈ ਦੋਹਾਂ ਦੀ ਬਰਾਬਰ ਹੈ ਉੱਤੇ ਨਾ ਕੋਈ ਵੀ ਨਹੀਂ ਰਾਜਾ ਕੋਈ ਵੀ ਨਹੀਂ ਰੱਖ ਇੱਕੋ ਜਿਹੇ ਨੇ ਦੋ ਲੈ ਕੇ ਤਾਂ ਨਾ ਉਹਨੇ ਜਾਣੀ ਹੈ ਨਾ ਉਹਨੇ ਜਾਣੀ ਹੈ ਚਿੱਤ ਵਸੈ ਰਾਚੇ ਹੈ ਉਸ ਤੋਂ ਬਾਅਦ ਲੋ ਦੇ ਵਿੱਚ ਇਹ ਸੁਭਾ ਸਕਦਾ ਹੈ ਰਜਦਾ ਹੈ ਰਾਚੇ ਹੈ ਇਹ ਅਵਸਥਾ ਸਤ ਸੰਤੋਖ ਦੀ ਆ ਇਹੀ ਮਰਤਿਉ ਦਾ ਪਾਦਾ ਸੰਸਾਰ ਚੋਂ ਵਰ ਗਿਆ ਇਹਨੂੰ ਕਹੇ ਸੀ ਮਰਨੀ ਜੇ ਮਰ ਕੌਣ ਨਾ ਹੋਏ ਸੰਸਾਰ ਦਾ ਜਿਹੜਾ ਜੀਵਨ ਹੈ ਝੂਠਾ ਸਾਬਤ ਹੋ ਗਿਆ ਜਿਹੜਾ ਸੱਚ ਬਣਿਆ ਸੀ ਨਹੀਂ ਜੀਵਨ ਜਾਂ ਜੀਵਨ ਸੱਚ ਨਾ ਰਿਹਾ ਮਰ ਗਿਆ ਜੀਵਨ ਨਹੀਂ ਸੱਚ ਸੱਚ ਦਾ ਜੀਵਨ ਉਹ ਤੋਂ ਸ਼ੁਰੂ ਹੋਣਾ ਸੱਚ ਦਾ ਜੀਵਨ ਸ਼ੁਰੂ ਹੋਇਆ ਝੂਠ ਦਾ ਜੀਵਨ ਛੁੱਟ ਗਿਆ ਸੱਚ ਦਾ ਸ਼ੁਰੂ ਹੋਇਆ ਸ਼ੁਰੂ ਕੇ ਬਗੈਰ ਰਾਜਾ ਹਰ ਨਾਏ ਨਾਮ ਦੇ ਵਿੱਚ ਰਚ ਗਿਆ ਇਹ ਕੋਈ ਤੇ ਅੰਦਰੋਂ ਨਾਮ ਪੈਦਾ ਹੋ ਗਿਆ ਫਟਿਆ ਆ ਨਾਮ ਦੇ ਵਿੱਚ ਸ਼ਬਦ ਦੇ ਵਿੱਚ ਸੁਭਾ ਗਿਆ ਗੁਰ ਸ਼ਬਦ ਹੈ ਹੁਕਮ ਦੇ ਵਿੱਚ ਲੀਨ ਹੋ ਗਿਆ ਹੁਕਮ ਦੇ ਵਿੱਚ ਹੀ ਲੀਨ ਹੋ ਗਿਆ ਹੁਕਮ ਨਾਲ ਜੁੜ ਗਿਆ ਹੁਕਮ ਦਾ ਹੀ ਰੂਪ ਬਣ ਗਿਆ ਰਾਜਾ ਹਰ ਨਾਏ ਮੁਕਤੀ ਭਇਆ ਪਤਸਿਓਂ ਘਰ ਜਾਏ ਇਹ ਹੈ ਮੁਕਤ ਹੋਇਆ ਇਹ ਜੀਵਨ ਮੁਕਤ ਅਵਸਥਾ ਹੈ ਇਹ ਜਿਉਂਦਾ ਮੁਕਤ ਹੈ ਮੁਕਤ ਭਇਆ ਮੁਕਤ ਹੋ ਗਿਆ ਸੰਸਾਰ ਚੋਂ ਖੜਾ ਛੁੱਟ ਗਿਆ ਸੰਸਾਰ ਚੋਂ ਖੜਾ ਛੁੱਟ ਗਿਆ ਭਰਮ ਦੇ ਅੰਡੇ ਤੋਂ ਬਾਹਰ ਆ ਗਿਆ ਭਰਮ ਦੇ ਅੰਡੇ ਤੋਂ ਬਾਹਰ ਆਉਣਾ ਹੀ ਮੁਕਤੀ ਹੈ ਇਹਦੀ ਬੱਚਾ ਅੰਡੇ ਤੋਂ ਬਾਹਰ ਆ ਗਿਆ ਜਿੱਦਣ ਮਰਜੀ ਤੁਰਿਆ ਫਿਰ ਫਿਰ ਬੱਚੇ ਮੁਰਗੀਆਂ ਦੇ ਹੁੰਦੇ ਨੇ ਜਿਹੜਾ ਜਿਹੜਾ ਅੰਡੇ ਦੇ ਵਿੱਚ ਆ ਵਿਚਾਰਾ ਬਾਹਰ ਕਿਵੇਂ ਤੁਰੂ ਕਿਵੇਂ ਜਿਹੜਾ ਅੰਡਾ ਤੋਂ ਬਾਹਰ ਆਇਆ ਪੈਰ ਚੱਲਣ ਲੱਗੇ ਜਦੋਂ ਮਰਜੀ ਤੁਰਿਆ ਫਿਰੇ ਭੱਜਿਆ ਫਿਰੇ ਪਤ ਸਿਓ ਘਰ ਜਾਏ ਪਤ ਸਿਓ ਘਰ ਜਾਏ ਫੇਰ ਜਾਂਦਾ ਆਪਣੇ ਘਰ ਨੂੰ ਫਿਰ ਆਪਣੇ ਘਰ ਪਹੁੰਚ ਗਿਆ ਮਾਇਆ ਤੋਂ ਬਾਹਰ ਚਲਾ ਗਿਆ ਇਹਦਾ ਮਾਇਆ ਤੋਂ ਉਹ ਹੈ ਬਾਹਰ ਦੀ ਬਾਟ ਆਏ ਬਾਹਰ ਬਾਟ ਉਹਨੇ 12 ਬਣਾਤਾ ਇਹਦੀ ਬਾੜ ਹੈ ਮਾਇਆ ਤੋਂ ਬਾਹਰ ਹੋ ਗਈ ਸੰਤੋਖ ਤੋਂ ਬਾਅਦ ਬਾੜ ਮਾਇਆ ਤੋਂ ਬਾਹਰ ਆਪਣਾ ਘਰ ਹੈ ਘਰ ਬਹੁਤ ਖੁੱਲਾ ਜਿੱਥੇ ਮਰਜੀ ਫਿਰੇ ਤੁਰੇ ਕਾਜੇ ਜਿੱਥੇ ਮਰਜੀ ਫਿਰੇ ਤੁਰੇ ਕੋਈ ਨਹੀਂ ਰੋਕਦਾ ਕਿਲਾ ਬਹੁਤ ਬੜਾ ਹੈ ਸਾਰਾ ਇਹਨਾਂ ਦਾ ਹੀ ਹੈ ਜਿੱਥੇ ਮਰਜੀ ਫਿਰੇ ਸਾਰੇ ਮਹਿਰਬ ਨੇ ਕੋਈ ਅਟਕਾਉਂਦਾ ਨਹੀਂ ਕੋਈ ਰੋਕਦਾ ਨਹੀਂ ਕੋਈ ਟੋਕਦਾ ਨਹੀਂ ਗੁਰਮੁਖ ਆਏ ਜਾਏ ਤਾਂ ਸਾਧੂ ਜਿੱਥੇ ਮਰਜੀ ਤੁਰਿਆ ਫਿਰੇ ਛੀਜੇ ਦੇ ਖੁੱਲਾ ਇੱਕ ਗੰਢ ਛੀਜੇ ਦੇ ਖੁੱਲਾ ਇੱਕ ਗੰਢ ਜਦੋਂ ਦੇ ਛਿੱਜ ਜਾਂਦੀ ਹੈ ਨਾ ਇਹ ਜਿਵੇਂ ਕੰਜ ਛੱਡ ਦਿੰਦੀ ਹੈ ਸੱਪ ਨੂੰ ਆ ਸਰੀਰ ਐ ਕੰਜ ਬੋਬਾ ਲੈ ਜਾਂਦਾ ਅਲੱਗ ਹੋ ਗਿਆ ਉਹ ਗੰਢ ਹੈ ਨਾ ਗੰਢ ਕੁਟਲਤਾ ਦੀ ਗੰਢ ਖੁੱਲ ਜਾਂਦੀ ਹੈ ਉਡਲਦਾ ਨਹੀਂ ਗਨ ਉਹਨਾਂ ਜਰਾ ਜਿੰਨਾ ਜਰ ਸਰੀਰ ਨਾਲ ਜੁੜਿਆ ਹੋਇਆ ਕੁਟਲਤਾ ਤਾਂ ਹੈ ਹੀ ਸਰੀਰ ਵਾਸਤੇ ਜਿਹੜੀ ਕੁਟਲ ਨੀਤੀ ਹੈ ਨਾ ਦੀ ਸਿਆਸਤਦਾਨਾਂ ਦੀ ਇਹ ਤਾਂ ਢਿੱਡ ਦੀ ਭੁੱਖ ਵਾਸਤੇ ਸਰੀਰ ਦੀ ਲੋੜਾਂ ਵਾਸਤੇ ਹੈ ਸਰੀਰ ਦੀਆਂ ਲੋੜਾਂ ਤੋਂ ਜਿਹਨੇ ਉੱਤੇ ਉੱਠਣਾ ਗੁਰਮਤ ਨੂੰ ਬੋਲਣਾ ਉਹਨੂੰ ਇਸ ਕੁਟਲ ਨੀਤੀ ਦੀ ਕੀ ਲੋੜ ਹੈ ਜਿਹੜੀ ਇਹ ਸਿਆਸਤਦਾਨ ਲਈ ਫਿਰਦੇ ਨੇ ਜਿਹੜੀ ਇਹਨਾਂ ਨੇ ਅਪਣਾ ਲਈ ਸਿੱਖਾਂ ਨੇ ਕੁਟਲ ਦੀ ਦਿੱਤੀ ਇਹਦੀ ਲੋੜ ਤਾਂ ਮਾਇਆ ਧਾਰੀਆਂ ਨੂੰ ਹੈ ਅੰਨੇ ਬੋਲਿਆਂ ਨੂੰ ਹੈ ਗੁਰਮੁਖਾਂ ਨੂੰ ਇਹਦੀ ਲੋੜ ਨਹੀਂ ਹੈ ਇਹ ਤਾਂ ਫਸਾਉਣ ਵਾਲੀ ਹੈ ਮਾਇਆ 'ਚ ਇਹ ਕਹਿੰਦੇ ਨੇ ਨਾ ਧਰਮ ਚੱਲੂਗਾ ਧਰਮ ਦੀ ਇਹਦੇ ਨਾਲ ਚੱਲੂਗਾ ਧਰਮ ਚੱਲਣਾ ਬੰਦ ਤਾਂ ਹੋ ਜਾਊਗਾ ਜਿਹੜਾ ਧਰਮ ਚੱਲੂਗਾ ਜਿਹੜਾ ਧਰਮ ਇਹਦੇ ਨਾਲ ਚੱਲੂਗਾ ਉਹ ਉਹੀ ਤਾਂ ਪਖੰਡਵਾਦ ਹੈ ਉਸ ਨੂੰ ਪਖੰਡਵਾਦ ਕਹਿ ਬਾਣੀ ਨੇ ਜਿਹਨੇ ਧਰਮ ਹੈ ਦੂਏ ਨੇ ਨਾ ਹੋਰ ਸੱਚ ਧਰਮ ਨਹੀਂ ਹੋਊਗਾ ਝੂਠ ਧਰਮ ਚੱਲੂਗਾ ਮਾਇਆ ਜਿਹੜੀ ਝੂਠ ਹੈ ਤੇ ਝੂਠੇ ਧਰਮ ਚ ਜੇ ਧਰਮ ਵੀ ਜਰੂਰ ਝੂਠ ਚੱਲੂਗਾ ਸੱਚ ਧਰਮ ਨਹੀਂ ਚੱਲ ਸਕਦਾ ਸੱਚ ਧਰਮ ਬਿਨ ਸੱਚ ਤੇ ਨਹੀਂ ਚੱਲ ਸਕਦਾ ਸੱਚ ਧਰਮ ਵਾਸਤੇ ਸੰਸਾਰੀ ਤਾਂ ਦੀ ਕੋਈ ਲੋੜ ਨਹੀਂ ਕਬੀਰ ਕੋਲ ਬਹੁਤ ਜ਼ਿਆਦਾ ਧਨ ਚਾਹੀਦਾ ਸੀ ਫਿਰ ਰਵਿਦਾਸ ਕੋਲ ਬਹੁਤ ਧਨ ਚਾਹੀਦਾ ਸੀ ਭਗਤਾਂ ਕੋਲ ਤਾਂ ਧਨ ਹੈ ਨਹੀਂ ਸੰਸਾਰੀ ਉਹਨਾਂ ਨੇ ਕਿਵੇਂ ਚਲਾਤਾ ਧਰਮ ਧਰਮ ਤਾਂ ਉਹਨਾਂ ਨੇ ਚਲਾਇਆ ਸੀ ਉਹਨਾਂ ਕੋਲ ਤਾਂ ਪੈਸਾ ਹੈ ਨਹੀਂ ਸੀ ਰਾਜ ਹੈ ਨਹੀਂ ਸੀ ਇਹ ਸਭ ਛਾਤਰ ਲੋਕਾਂ ਦੇ ਦਿਮਾਗ ਦੀ ਕਾੜ ਹੈ ਜਿਹੜੇ ਛਾਤਰ ਸੀ ਨਾ ਛਾਤਰ ਸ਼ੈਤਾਨ ਉਹਨਾਂ ਦੇ ਦਿਮਾਗ ਦੀ ਕਾੜ ਹੈ ਉਹਨਾਂ ਨੇ ਭਗਤੀ ਬਦਲੀ ਹੈ ਰਾਜ ਬਿਨਾਂ ਨਹੀਂ ਧਰਮ ਚੱਲਿਆ ਲਿਖਿਆ ਤਾਂ ਧਰਮ ਬਿਨਾਂ ਨਹੀਂ ਰਾਜ ਚੱਲਿਆ ਕਿਉਂਕਿ ਛਾਤਰਾਂ ਨੇ ਰਾਜ ਕਰਨਾ ਸੀ ਛਾਤਰ ਵੱਡਾ ਛਾਤਰ ਸੀ ਉਹ ਬੰਦਾ ਬਹਾਦਰ ਉਹ ਆਇਆ ਹੀ ਵਕਤ ਕਿਉਂ ਸੀ ਸਿੱਖੀ ਦਾ ਰੰਗ ਨਹੀਂ ਸੀ ਉਹਨੂੰ ਚੜਾਇਆ ਉਹਦਾ ਲੜਨ ਵਾਸਤੇ ਭੇਜਿਆ ਸੀ ਸਿੱਖੀ ਵਾਲਾ ਰੰਗ ਉਹਦੇ ਕੋਲ ਕਿੱਥੇ ਸੀ ਐਡੀ ਦੀ ਰੰਗ ਜੜਦਾ ਹੁੰਦਾ ਸਿੱਖੀ ਦਾ ਸਿੱਖੀ ਦਾ ਰੰਗ ਤਾਂ ਪਹਿਲਾਂ ਲਾ ਹੈ ਤੇ ਦੂਆ ਤਾਂ ਦੂਆ ਚੜਦਾ ਹੁੰਦਾ ਉਹਦਾ ਨਾਲ ਭੇਜੇ ਸੀ ਸਿੱਖ ਉਹਨਾਂ ਕੋਲ ਸੀ ਲੜਾਈ ਦੀ ਗੱਲ ਸੀ ਉਹਨੇ ਕਹਾਂ ਵੀ ਬਾਕੀ ਇਹਨਾਂ ਦੀ ਰਾਇ ਨਾਲ ਕੰਮ ਕਰੀ ਪੰਜਾਂ ਦੀ ਗੁਰਮਤ ਇਹ ਦੱਸਣਗੇ ਤੈਨੂੰ ਗੁਰਮਤ ਕਦਰ ਨੀਤੀ ਇਹ ਦੱਸਣਗੇ ਜੰਗ ਦਾ ਲੀਡਰ ਤੂੰ ਨੀਤੀ ਇਹਨਾਂ ਦੀ ਚੱਲੂ ਗੁਰਮਤੀ ਨੀਤੀ ਪੰਜ ਪਿਆਰੇ ਕੋਲ ਸੀ ਉਹਨਾਂ ਦੀ ਬਦਲ ਤੇ ਹਟ ਗਿਆ ਉਹਨੇ ਫਿਰ ਰਾਜ ਤਾਂ ਹੀ ਕਰ ਕੀਤਾ ਉਹ ਤੇ ਵਿਸ਼ਵਾਸ ਨਹੀਂ ਕੀਤਾ ਪੰਜ ਪਿਆਰੇ ਨਾਲ ਦਿੱਤੇ ਉਹਨਾਂ ਨਾਲ ਟਕਰਾ ਗਿਆ ਉਹਨੂੰ ਕਿਹਾ ਵੀ ਇਹਨਾਂ ਦੇ ਨਾਲ ਚੱਲੀ ਉਹ ਕਹਿੰਦਾ ਮੈਂ ਨਹੀਂ ਚੱਲਣਾ ਇਹ ਤਾਂ ਪਾੜਾ ਦਵਾ ਦਵਾ ਵੱਧ ਗਿਆ ਖਾਲਸਾ ਹੀ ਬਦਈ ਬਣ ਗਿਆ ਹੋਰ ਕਿਸੇ ਬੰਦੇ ਦੇ ਨਾਮ ਖਾਲਸਾ ਨਹੀਂ ਆਇਆ ਲਫ਼ਜ਼ ਕਿ ਬਦਈ ਬੰਦੇ ਦੇ ਨਾਮ ਖਾਲਸਾ ਆਇਆ ਕਿਉਂ ਬਦਈ ਖਾਲਸਾ ਕਿਉਂ ਲਫ਼ਜ਼ ਆ ਗਿਆ ਬਾਕੀ ਵਿਰੋਧ ਸਿੰਘ ਦੇ ਨਾਮ ਦੇ ਖਾਲਸਾ ਕਿਉਂ ਨਹੀਂ ਹੋਇਆ ਇੱਥੇ ਪੰਥ ਬਾਦਲ ਦਾ ਧੜਾ ਹੋ ਗਿਆ ਟੋੜੇ ਦਾ ਧੜਾ ਹੋ ਗਿਆ ਪਹਿਲਾਂ ਹੋ ਗਏ ਫਤਿਹ ਸਿੰਘ ਦਾ ਸੀ ਤਾਰਾ ਸਿੰਘ ਦਾ ਸੀ ਅਕਾਲੀ ਦਲ ਬੰਦਿਆਂ ਦੇ ਨਾਂ ਤੇ ਆਏ ਨੇ ਸਾਰੇ ਉੱਥੇ ਸਵਾਏ ਬੰਦੇ ਬਾਦ ਤੇ ਕਿਸੇ ਦੇ ਨਾਂ ਦਾ ਖਾਲਸੇ ਨਾਲ ਲੱਗਿਆ ਹੈ ਹੁਣ ਤੱਕ ਨਹੀਂ ਲੱਗਿਆ ਇਹ ਗੱਲ ਅਲੱਗ ਹੈ ਵੀ ਨਾਮਧਾਰੀ ਅਲੱਗ ਹੋ ਗਏ ਪਰ ਖਾਲਸੇ ਦੇ ਨਾਂ ਬੰਦੇ ਦਾ ਨੋ ਨਹੀਂ ਲੱਗਿਆ ਸਿਰਫ ਬੰਦੇ ਹੀ ਖਾਲਸਾ ਇੱਕ ਲਫ਼ਜ਼ ਲੱਗਿਆ ਉਹ ਕਹਤੇ ਪਰ ਇਹਦੇ ਵਿੱਚ ਸਾਰਾ ਕੁਝ ਭੇਜ ਜੇ ਬਾਜ਼ਾਰ ਲਈਏ ਇਹ ਗੰਢਾ ਨਾ ਜਿਹੜੀ ਕੁਟਲਦਾ ਦੀ ਇਹਦੇ ਇਹ ਜਾਂ ਖੁੱਲੂਗੀ ਇਹ ਸਾਰਾ ਉਹਨਾਂ ਦਾ ਝੂਠ ਇੱਥੋਂ ਜਿਹੜੇ ਬੰਦੇ ਦੇ ਫੇਵਰ 'ਚ ਗੱਲ ਕਰਦੇ ਨੇ ਇਹ ਕੱਲੀ ਗੱਲ ਨਹੀਂ ਬਾਲ ਲੈਣੇ ਨੇ ਜਵਾਬ ਦੇ ਦੇਣੂ ਇਹਦੇ ਸਾਰਾ ਹੀ ਉਹਨਾਂ ਦੇ ਖਿਲਾਫ ਨਿਕਲੂਗਾ ਸੌਦਾ ਇਹ ਕੁਟਲਦਾ ਦੀ ਗੱਲ ਇੱਥੇ ਪਈ ਬਦਾਈ ਖਾਲਸਾ ਹੁਣ ਤੇ ਵੀ ਵੱਜਦਾ ਕਿਉਂ ਹੋਇਆ ਸਵਾਲ ਪੈਦਾ ਹੋਇਆ ਬੰਦਾ ਖਾਲ ਜਿਵੇਂ ਇਮਾਨਦਾਰ ਸੀ ਉਹਦੇ ਨਾਲ ਕਿਉਂ ਲੱਗਿਆ ਖਾਲਸਾ ਕਿਉਂ ਲੱਗਿਆ ਬੰਦਾ ਹੀ ਕਿਉਂ ਉਹਦਾ ਇਮਾਨਦਾਰ ਸੀ ਬਾਕੀ ਹੋਰ ਹੈਗੇ ਨੇ ਪਰੋਸ ਉਹ ਸਭ ਹੈ ਹੈਗਾ ਬਾਬਾ ਹੋਰ ਨੇ ਉੱਥੇ ਕਿਉਂ ਨਹੀਂ ਲੱਗਿਆ ਕਿਸੇ ਬੰਦੇ ਦਾ ਨੂੰ ਮਾਤਾ ਗੁਜਰੀ ਦਾ ਨਾ ਕਿਉਂ ਮਾਤਾ ਸੁਦਰੀ ਦਾ ਨਾ ਕਿਉਂ ਨਹੀਂ ਲੱਗਿਆ ਖਾਲਸੇ ਨੂੰ ਕਬਰ ਉਹਦੇ ਕੋਲ ਉੱਥੇ ਖਾਲਸਾ ਕਾਲਪੁਰ ਅਕਾਲਪੁਰ ਕੀ ਫੌਜ ਹੈ ਖਾਲਸਾ ਦਾ ਗੁਰੂ ਗੋਬਿੰਦ ਸਿੰਘ ਦਾ ਬਣਾਇਆ ਵਾਹਿਗੁਰੂ ਦਾ ਖਾਲਸਾ ਉਹਦੀ ਫਤਿਹ ਤੇ ਉਹ ਹੀ ਨੇ ਬੰਦੇ ਬਹਾਦਰ ਨੇ ਆਪਣਾ ਲੋ ਖਾਲਸਾ ਕਿਉਂ ਬਣਾਇਆ ਸਵਾਲ ਹੈ ਫਿਰ ਉਹਨਾਂ ਗੁਰੂ ਗੋਬਿੰਦ ਸਿੰਘ ਦਾ ਗੁਰੂ ਨਾਨਕ ਦਾ ਨਾਮ ਫਤਿਹ ਕਿਉਂ ਲਿਖਿਆ ਮੋਹਰ ਤੇ ਵਾਹਿਗੁਰੂ ਦੀ ਫਤਿਹ ਮੋਹਰ ਤੇ ਕਿਉਂ ਲਿਖੀ ਜੋ ਨੇ ਸਿੱਕਾ ਬਣਾਇਆ ਉੱਥੇ ਵੀ ਉਹਨੇ ਵਗਿਆ ਕੀਤੀ ਗੁਰੂ ਦੀ ਆਪਣੀ ਮਤ ਕੀਤੀ ਕਿਉਂਕਿ ਜੋੜ ਕੇ ਵਾਹਿਗੁਰੂ ਤੋਂ ਤੋੜ ਕੇ ਬੰਦੇ ਨਾਲ ਜੋੜਦੇ ਬੰਦੇ ਨਾਲ ਜੋੜ ਕੇ ਆਪਣੇ ਨਾਲ ਜੋੜ ਲੈ ਨਾ ਗੁਰੂ ਮਿਲਸਿਓ ਰਿਆ ਨਾ ਨਾਨਕ ਰਿਆ ਹੁਣ ਮੈਂ ਆ ਗਿਆ ਦਰਸ਼ਨ ਦੀ ਫਤਿਹ ਕਰ ਲਈ ਬੜੀ ਚਲਾਕੀ ਨਾਲ ਕੰਮ ਕੀਤਾ ਸੀ ਛਾਤਰ ਸੀ ਛਾਤਰ ਦਿਮਾਗ ਸੀ ਬੜਾ ਛਾਤਰ ਦਿਮਾਗ ਸੀ ਖਾਲਸਾ ਸਮਝਦਾ ਸੀ ਸਾਰੀ ਗੱਲ ਨੂੰ ਤੇ ਹੁਣ ਕਿਹੜਾ ਨਹੀਂ ਸਮਝਦਾ ਉਹਦੀ ਛਾਤਰਾਂ ਨਾਲ ਚਾਲ ਨੂੰ ਜਿਹੜੇ ਵਿਦਵਾਨ ਨੇ ਨਾ ਤਾਂ ਮੂਰਖ ਹੁੰਦੇ ਨੇ ਇਹਨਾਂ ਕੋਲ ਕਿਤੇ ਅਕਲ ਹੁੰਦੀ ਹੈ ਇਹਦੇ ਜਿਹੜੀ ਲਿਖਤ ਪੜ ਲਈ ਉਸ ਤੇ ਵਿਸ਼ਵਾਸ ਕਰ ਲੈਂਦੇ ਨੇ ਇਹਨਾਂ ਨੂੰ ਕਦੇ ਅਗਲ ਹੈ ਆ ਰੋਜ਼ ਇਹਨਾਂ ਦੇ ਵੱਜਦੀਆਂ ਨੇ ਸੱਚ ਕਿਸੇ ਇੱਕ ਗੱਲ ਦਾ ਵੀ ਜਵਾਬ ਨਹੀਂ ਇਹਨਾਂ ਕੋਲ ਹੈਗਾ ਬਕ ਬਕ ਕਰੀ ਜਾਂਦੇ ਨੇ ਕੌਣ ਪੁੱਛਦਾ ਇਹਨਾਂ ਨੂੰ ਅਗਰ ਪੜਨ ਮਾਰਦਾ ਸੀ ਪੜਨ ਦਾ ਕੋਈ ਪੜਨ ਨੂੰ ਮੇਰਾ ਮੱਟੇ ਨਹੀਂ ਸਿਆਣਦਾ ਵਿਦਵਾਨਾਂ ਨੂੰ ਕਹਿੰਦੇ ਮੇਰਾ ਮੱਟੇ ਨਹੀਂ ਸਿਆਣਦਾ ਕਾਲਾ ਫਗਾਨਾ ਬਹੁਤ ਕੱਢਿਆ ਸੀ ਕੋਈ ਸਿਆਣਦਾ ਨਹੀਂ ਹੁਣ ਸਭ ਇਹਦਾ ਉਹੀ ਚੁੱਪ ਕਰ ਜਾਂਦੇ ਹੁੰਦੇ ਨੇ ਇੱਕ ਹੁੰਦੇ ਪੱਤੀ ਹੁੰਦੀ ਹੈ ਕਾਹੂਸ ਪੱਤੀ ਆ ਹੋਈ ਰੂ ਜਿਹਨੂੰ ਕਾਫੀ ਧੂਆ ਜਾਂ ਪਰਾਲੀ ਹੈ ਜਾਂ ਜਿਹੜਾ ਨਾੜ ਹੈ ਇਹਨੂੰ ਜਾਲ ਲਈਏ ਜੇ ਢੇਰ ਕਾਫੀ ਵੱਡਾ ਹੋ ਜਾਂਦਾ ਹੋ ਜਾਂਦਾ ਇਹਦੇ ਕੋਲੇ ਕਦੇ ਨਿਕਲੇ ਨੇ ਇਹ ਕਾਬਾ ਦਾ ਚੌਕਾ ਹੈ ਪਤਾ ਵੀ ਰਹਿੰਦਾ ਵੀ ਕਿੱਥੇ ਗਈ ਇਹਦਾ ਇੱਕ ਝੌਕਾ ਗਿਆਨ ਦੀ ਹਵਾ ਲਾਂਦੀ ਦਾ ਆ ਗਿਆ ਪਤਾ ਵੀ ਰਹਿਣਾ ਵੀ ਇੱਥੇ ਥੀ ਵੀ ਨਹੀਂ ਥੀ ਢੇਰ ਇਹਦਾ ਕੀ ਹੁੰਦਾ ਪੱਤੀ ਦੀ ਅੱਗ ਦਾ ਇਹਦਾ ਫੂਸ ਦੀ ਅੱਗ ਹੈ ਫੂਸ ਦੀ ਸਵਾ ਹੈ ਇੱਕ ਫੂਕ ਨਾ ਹੋ ਜਾਣੀ ਦੀ ਤੇ ਨਿਸ਼ਾਨ ਵੀ ਨਹੀਂ ਰਹਿੰਦਾ ਵੀ ਕਦੇ ਇੱਥੇ ਪੱਤੀ ਦਾ ਢੇਰ ਥਾ ਪਿਆ ਅੱਗ ਲਾਈ ਸੀ ਗੁਰੂ ਸੀਜੇ ਦੇ ਖੁੱਲੇ ਇੱਕ ਗੰਢ ਸੀਜੇ ਦੇ ਖੁੱਲੇ ਇੱਕ ਗੰਢ ਸੀਜੇ ਕੀ ਜਾਣੀ ਹੈ ਛੇ ਜਾਣੀ ਹੁੰਦੀ ਹੈ ਜਰਾ ਰੋਗ ਤੋਂ ਮਤਲਬ ਹੈ ਪ੍ਰਾਣ ਪੈ ਜਾਣਾ ਪੁਰਾਣਾ ਹੋ ਜਾਣਾ ਕਪੜਾ ਨਹੀਂ ਛਿੱਜ ਜਾਂਦਾ ਕਮਜ਼ੋਰੇ ਪੈ ਹਾਂ ਕਮਜ਼ੋਰ ਕਹ ਲੋ ਪੈ ਜਾਂਦੀ ਹੈ ਸਮਝ ਲੋ ਜਿਹਨੂੰ ਚੀਜ਼ ਨੂੰ ਖਾ ਜਾਂਦਾ ਜਿਹੜਾ ਸੀਜੇ ਦੇ ਖੁੱਲੇ ਇੱਕ ਗੰਢ ਜਦ ਖੁੱਲਦੀ ਆਹ ਦੇਹ ਸਾਡੀ ਉਹ ਤੋਂ ਦੇਹ ਤੋਂ ਮਨ ਹਟ ਜਾਂਦਾ ਤੇ ਹੀ ਅੱਡ ਹੋ ਜਾਂਦੀ ਹੈ ਫਿਰ ਗੰਡ ਖੁੱਲਦੀ ਛਿਆ ਨਿਤ ਦੇਖੋ ਜਗ ਹੰਡ ਜਿਹੜਾ ਸਰੀਰ ਨਾਲ ਜੋੜਿਆ ਹੈ ਨਾ ਸਰੀਰ ਨਾਲ ਜਿਆਦਾ ਜੋੜਿਆ ਹੋਇਆ ਪਹਿਲਾਂ ਸ਼ਾਸਤਰਾਂ ਨੇ ਸਿਮਰਤੀਆਂ ਨੇ ਦੂਜੇ ਧਰਮਾਂ ਨੇ ਸਰੀਰ ਨਾਲ ਜੋੜ ਕੇ ਰੱਖਿਆ ਹੈ ਸਰੀਰ ਦੀਆਂ ਹੀ ਫੋਟੋਆਂ ਬਣਦੀਆਂ ਨੇ ਇਸੇ ਕਰਕੇ ਮੂਰਤੀ ਪੂਜਾ ਹੋ ਗਈ ਜਿਉਂ-ਜਿਉਂ ਕੁਟਲਤਾ ਦੀ ਗੰਢ ਖੁੱਲਦੀ ਜਾਂਦੀ ਹੈ ਕੁਟਲਤਾ ਨੂੰ ਆਦਮੀ ਤਿਆਗ ਹੁੰਦਾ ਚਲਾ ਜਾਂਦਾ ਹੈ ਨਾ ਆਪਣੀ ਮਤ ਦਾ ਤਿਆਗ ਕਰੀ ਜਾਂਦਾ ਹੈ ਕੁਟਲਤਾ ਆਪਣੀ ਮਤ ਹੈ ਇੱਕ ਤਾਂ ਭਲੇਖਾ ਦੂਰ ਹੋ ਜਾਂਦਾ ਅੱਛਾ ਜਿਉਂ-ਜਿਉਂ ਆਪਣੀ ਮਤ ਦਾ ਅਸੀਂ ਤਿਆਗ ਕਰੀ ਜਾਂਦੇ ਹਾਂ ਗੁਰਮਤ ਨੂੰ ਗ੍ਰਹਿਣ ਕਰੀ ਜਾਂਦੇ ਹਾਂ ਗੁਰਮਤ ਸਾਡੀ ਆਪਣੀ ਮਤ ਨੂੰ ਛਡਾਉਂਦੀ ਹੈ ਜੋ ਅਸੀਂ ਬੰਦੀ ਬੈਠੇ ਹਾਂ ਉਹਦੇ ਖਿਲਾਫ ਹੈ ਜਦੀ ਗੁਰਮਤ ਨੂੰ ਮੰਨੀ ਜਾਈਏ ਇਹ ਗੰਢ ਹੌਲੀ ਹੌਲੀ ਖੁੱਲਦੀ ਚਲੀ ਜਾਂਦੀ ਇੱਕ ਗੰਢ ਕੁਟਲਤਾ ਦੀ ਜਿਹੜੀ ਗੰਢ ਹੈ ਨਾ ਇਹ ਖੁੱਲਦੀ ਚਲੀ ਜਾਂਦੀ ਛਿਆ ਨਿਤ ਦੇਖੋ ਜਗ ਹੰਡ ਆਪਣੀ ਮਤ ਦਾ ਤਿਆਗ ਕਰ ਦਿੰਦਾ ਇਹ ਤਾਂ ਇਦਾਂ ਹੋਊਗਾ ਆਪਣੀ ਮਤ ਦਾ ਤਿਆਗ ਗੁਰਬਾਣੀ ਨੂੰ ਸਮਝ ਸਮਝ ਕੇ ਸਮਝ ਸਮਝ ਕੇ ਸਭ ਸਮਝ ਕੇ ਜਿਹੜੀ ਕੋਟਲਤਾ ਹੈ ਨੂੰ ਛੱਡ ਦਿਓ ਬਨ ਤੋਂ ਗੁਰਮੁਖ ਹੋ ਜੋ ਹੋ ਜਾਂਦਾ ਇਹ ਤਾਂ ਇਹ ਹੁੰਦਾ ਜੇ ਕਿਸੇ ਨੇ ਇਦਾਂ ਨਹੀਂ ਮੰਨਣਾ ਗੁਰਬਾਣੀ ਨੂੰ ਨਹੀਂ ਮੰਨਣਾ ਗੁਰਬਾਣੀ ਤੇ ਵਿਸ਼ਵਾਸ ਨਹੀਂ ਕਰਨਾ ਤਾਂ ਉਹ ਫਿਰ ਤੁਰ ਕੇ ਸੰਸਾਰ 'ਚ ਦੇਖ ਲਵੇ ਵੀ ਜਿਹੜੇ ਛੇ ਸ਼ਾਸਤਰ ਨੇ ਜੋ ਕੁਝ ਉਹਨਾਂ 'ਚ ਲਿਖਿਆ ਹੋਇਆ ਉਹਦੇ ਖਿਲਾਫ ਬਾਣੀ ਲਿਖ ਰਹੀ ਹੈ ਸਿਮਰਤ ਸ਼ਾਸਤਰਾਂ ਨੂੰ ਸੁਧ ਕਰ ਰਹੀ ਹੈ ਨਾ ਸੋਧੇ ਸਿਮਰਤ ਸ਼ਾਸਤਰ ਸਦਮ ਕਹਿੰਦੇ ਸੰਸਾਰ 'ਚ ਘੁੰਮ ਕੇ ਦੇਖ ਲਓ ਤੁਸੀਂ 6 ਆ 6 ਆਰ ਜਿਹੜਾ ਲਫ਼ਜ਼ ਲੱਗਿਆ ਸੋ ਅਸਲ ਵਿੱਚ 6 ਲਫ਼ਜ਼ ਹੈ 6 ਛੱਛੇ ਨੂੰ ਬਿਹਾਰੀ ਆੜਾ ਜਮਾ ਅਨਿਤ ਦੋ ਲਫ਼ਜ਼ ਨੇ ਅੱਡ ਅੱਡ ਕਰਤੇ ਇੱਥੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਲਫ਼ਜ਼ ਬਣਿਆ ਕਿੱਥੋਂ 6 6 ਆ ਤਾਂ ਕੋਈ ਲਫ਼ਜ਼ ਨਹੀਂ ਹੈ 6 ਲਫ਼ਜ਼ ਹੈ 6 ਦਾ ਮਤਲਬ ਹੁੰਦਾ 6 6 ਆ ਆੜਾ ਤਾਂ ਹੈ ਅਨੰਤ ਦੇ ਨਾਲ ਜਿਹੜਾ ਆੜਾ ਸੀ ਨਾ ਆੜਾ ਨਨਤ ਤੇ ਨਨੂ ਜਾਰੀ ਤਤ ਅਨੰਤ 6 ਜਮਾ ਅਨੰਤ ਹੈ 6 ਅਨੰਤ ਦੇਖੋ ਜਦੋਂ 6 ਅਨੰਤ ਜਦੋਂ ਦੋਹਾਂ ਨੂੰ ਇੱਕ ਲਫ਼ਜ਼ ਬਣਾਇਆ ਜੋੜ ਤੇ ਤਾਂ ਇੱਕ ਆੜਾ ਅਨੰਤ ਵਾਲੇ ਦਾ ਕੰਨਾ ਬਣ ਗਿਆ ਛੀ ਆਦਿਤ ਇੱਕ ਲਫ਼ਜ਼ ਹੈ ਅੱਡ ਅੱਡ ਨਹੀਂ ਬੋਲ ਛੀ ਸ਼ਾਸਤਰਾਂ ਦਾ ਗਿਆਨ ਤਾਂ ਨਾਸਵੰਤਾ ਨਿੱਤੈ ਨਿਤਰੈਣ ਵਾਲਾ ਨਹੀਂ ਹੈ ਅਸਲ ਸੰਸਾਰ 'ਚ ਫਿਰ ਕੇ ਦੇਖ ਲਓ ਇੱਥੇ ਇੱਥੇ ਬੰਦੇ ਨੇ ਉਹ ਪਰੇ ਨਹੀਂ ਬੰਦੇ ਤੁਸੀਂ ਸੱਚ ਮੰਨੀ ਬੈਠੇ ਤੁਸੀਂ ਥੋੜੇ ਜਿਹੇ ਏਰੀਏ 'ਚ ਰਹਿੰਦੇ ਹੋ ਜੇ ਤੁਸੀਂ ਸੰਸਾਰ 'ਚ ਘੁੰਮੋਗੇ ਇਹ ਤੁਹਾਡੇ ਬੰਦਤਾ ਆਪੇ ਹੀ ਹਟ ਜੂਗੀ ਪਰ ਵਿਗਿਆਨ ਦੀ ਬੰਦਤਾ ਆਪੇ ਹਟ ਜੂਗੀ ਜਿਹੜੇ ਇੱਕ ਦਾਇਰੇ 'ਚ ਬੰਦ ਲੋਕ ਨੇ ਉਹਨਾਂ ਦਾ ਗਿਆਨ ਵੀ ਦਾਇਰੇ 'ਚ ਬੰਦ ਹੁੰਦਾ ਹੈ ਇਹਨਾਂ ਨੇ ਸਮੁੰਦਰ ਪਾਰ ਕਰਨ ਤੇ ਪਾਬੰਦੀ ਕਿਉਂ ਲਾਈ ਸੀ ਜੋ ਇਹਨਾਂ ਨੇ ਇੱਥੇ ਜਾਤ ਪਾਤ ਬਣਾਈ ਸੀ ਹਿੰਦੁਸਤਾਨ ਸੀ ਕੇਵਲ ਉੱਚ ਨੀਚ ਵਾਲੀ ਫਲਸਫੀ ਬਾਹਰ ਸਮੁੰਦਰੋਂ ਬਾਹਰ ਹੈ ਨਹੀਂ ਸੀ ਇਹ ਕਹਿੰਦੇ ਸਮੁੰਦਰ ਤੇ ਸਫ਼ਰ ਕਰਨਾ ਪਾਪ ਹੈ ਅੰਗਰੇਜ਼ਾਂ ਨਾਲ ਮਿਲਣਾ ਪਾਪ ਹੈ ਉਹਨਾਂ ਉਹ ਗਿਆਨ ਇਹਨਾਂ ਨਾਲ ਵਧੀਆ ਸੀ ਵੀ ਸਾਡਾ ਗਿਆਨ ਨਹੀਂ ਲੋਕਾਂ ਨੇ ਮੰਨਣਾ ਜੇ ਬਾਹਰ ਫਿਰਿਆ ਹੈ ਆਪਣੇ ਕੇਲਿਆਂ ਨੂੰ ਜਿਹੜੇ ਪਰਮ ਗਿਆਨੀ ਨੇ ਦੂਜੇ ਨੂੰ ਕੋਲ ਬੈਠਣ ਨਹੀਂ ਦਿੰਦੇ ਵੀ ਸਾਡੀ ਬੋਲ ਨਾ ਖੋਲ ਦਵੇ ਇਹ ਝੂਠ ਦੀ ਬੋਲਤਾ ਤੁਸੀਂ ਕੋ ਲਓ ਆਪੇ ਖੁੱਲ ਜੂਗੀ ਤੁਹਾਨੂੰ ਜਿਹੜਾ ਤੁਸੀਂ ਬੰਦੀ ਬੈਠੇ ਹੋ ਨਾ ਬਾਹਰ ਬਈ ਆ ਬਿਸ਼ਨੂ ਤੋਂ ਪੈਦਾ ਹੋਇਆ ਸ੍ਰਿਸ਼ਟੀ ਇਹ ਹੋਇਆ ਉਹ ਹੋਇਆ ਇਹਨੂੰ ਸੱਚ ਬੰਦੀ ਬੈਠੇ ਹੋ ਜੇ ਵਕੀਲ ਸਾਦਰ ਸੀ ਇਹਨੂੰ ਕੋਈ ਵੀ ਨਹੀਂ ਬੰਦਾ ਜਿਹੜਾ ਕੋਈ ਵੀ ਨਹੀਂ ਮੰਨਦਾ ਇੰਨੀ ਦੁਨੀਆ ਉਹ ਕਿਵੇਂ ਹੋਰ ਬੰਦੇ ਨੇ ਉਹ ਕਿਵੇਂ ਹੋਰ ਬੰਦੇ ਨੇ ਉਹ ਕਿਵੇਂ ਹੋਰ ਬੰਦੇ ਨੇ ਉਹ ਕਿਵੇਂ ਹੋਰ ਬੰਦੇ ਨੇ ਤਾਂ ਕਿਹਨੂੰ ਤੁਸੀਂ ਸੱਚ ਕਹੋਗੇ ਕਿਹਨੂੰ ਝੂਠ ਕਹੋਗੇ ਸ਼ੱਕਾ ਤਾਂ ਇੱਥੇ ਪਹਿਲਾਂ ਹੋ ਜਾਣੀ ਤਾਂ ਜਿਹੜੇ ਕਹਿੰਦੇ ਨੇ ਇਹ ਦੇਵੀ ਤੋਂ ਹੀ ਸਾਨੂੰ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਦੌਲਤ ਉਹ ਜਿਹੜੇ ਦੇਵੀ ਨੂੰ ਅੰਗਰੇਜ਼ ਨਹੀਂ ਮੰਨਦੇ ਉਹਨਾਂ ਕੋਲ ਦੌਲਤ ਦਵਾਈ ਹੈ ਫਿਰ ਜਿਹੜਾ ਕਹਿੰਦਾ ਗੁਰੂ ਘਰ ਤੋਂ ਮਿਲਦਾ ਸਭ ਕੁਝ ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ ਉਹਨਾਂ ਉਹ ਦੌਲਤ ਕਿੱਥੋਂ ਆਈ ਹੈ ਇਹ ਥੋੜਾ ਭਲੇਖਾ ਨਾ ਫਿਰ ਘੁੰਮ ਕੇ ਦੂਰ ਹੋ ਜਾਊਗਾ ਜੇ ਅਕਲ ਨਾਲ ਖੋਜ ਕਰੋਗੇ ਕੁਰਬਾਨੀ ਦੀ ਲੋੜ ਨਹੀਂ ਹੈ ਦੇਸ਼ ਆਟਮ ਹਾਂ ਦੇਸ਼ ਆਟਮ ਦੇਸ਼ ਆਟਮ ਦੇ ਨਾਲ ਪ੍ਰਭੂ ਕਰਨ ਵਾਲੇ ਇਹ ਗਿਆਨ ਤੁਹਾਡਾ ਪਰਮ ਚੱਕਿਆ ਜਾਊ ਛੀ ਅਨੰਤ ਦੇਖੋ ਜਗ ਜੀ ਆ ਅਨਿਤ ਦੇਖੋ ਜਗ ਹੰਡ ਜਗ ਜੇ ਫਿਰ ਤੁਰ ਕੇ ਦੇਖ ਲੋ ਇਹ ਭਰਮ ਗਿਆਨ ਤਾਂ ਜਦ ਹੀ ਦਾਸ ਹੋ ਜਾਂਦਾ ਹੈਗਾ ਇਹ ਤਾਂ ਭਰਮ ਤੁਹਾਡਾ ਇੱਥੋਂ ਹੀ ਚੱਕਿਆ ਜਾਣਾ ਸ਼ਾਸਤਰਾਂ ਦਾ ਜਿਹੜਾ ਤੁਸੀਂ ਛੇ ਸ਼ਾਸਤਰਾਂ ਦਾ ਗਿਆਨ ਵੱਡੀ ਬੈਠੇ ਹੋ ਨਾ ਇਹਦੇ ਵਿੱਚ ਨਹੀਂ ਕੁਝ ਵੀ ਰੱਖਿਆ ਹੋਇਆ ਬਤੇਰੇ ਸਾਹਮਣੇ ਬੈਠੇ ਨੇ ਇਹ ਜੇ ਤਰਕ ਰਹੇ ਉਹਨਾਂ ਕੋਲ ਤੁਹਾਡੇ ਕੋਲ ਜਵਾਬ ਇੱਕ ਨਹੀਂ ਹਾਂਜੀ ਧੂਪ ਛਾਵ ਜੇ ਸਮਕਰ ਜਾਣਾ ਬੰਧਨ ਕਾਲ ਆ ਗੱਲ ਤੂੰ ਪਿਸ਼ਾਬ ਜੇ ਸਭ ਕਰ ਜਾਣਾ ਜਿਹੜਾ ਸੰਸਾਰ ਦਾ ਸੁਖ ਔਰ ਦੁੱਖ ਤੂੰ ਬਰਾਬਰ ਮੰਨਦਾ ਧੁੱਪ ਦੇ ਵਿੱਚ ਤੰਗੀ ਹੁੰਦੀ ਹੈ ਛੋ ਦੇ ਵਿੱਚ ਠੰਡ ਹੁੰਦੀ ਹੈ ਜਿਹੜਾ ਤੰਗੀ ਨੂੰ ਔਰ ਗਰਮੀ ਔਰ ਸਰਦੀ ਨੂੰ ਬਰਾਬਰ ਬੁੱਧਦਾ ਸੁਖ ਔਰ ਦੁੱਖ ਨੂੰ ਬਰਾਬਰ ਬੁੱਧਦਾ ਸਭ ਕਰ ਜਾਣਾ ਸੰਕਰ ਜਾਣੇ ਬੰਧਨ ਕਾਟ ਮੁਕਤ ਕਰਾਣਾ ਸਮਝੋ ਕੱਟੇਗਾ ਬੰਧਨ ਗੱਲ ਤਾਂ ਸਿਰਫ ਦੁੱਖ ਸੁੱਖ ਨੂੰ ਬਰਾਬਰ ਮੰਨਣ ਦੀ ਹੈ ਇਹ ਸੰਸਾਰ ਕੋਈ ਵੀ ਨਹੀਂ ਬੰਦਾ ਬਾਕੀ ਤਾਂ ਸਭ ਕੁਝ ਮੰਨਦੇ ਨੇ ਸੁੱਖ ਤੋਂ ਕੋਈ ਨਹੀਂ ਬਰਾਬਰ ਬੰਦਾ ਉਹ ਕਹਿੰਦੇ ਸਾਡੇ ਦੇਵਤਾ ਨੇ ਦਿੱਤਾ ਉਹ ਕਹਿੰਦੇ ਅੱਲਾ ਰਾਜ ਦਿੰਦਾ ਇਹ ਕਹਿੰਦੇ ਨੇ ਗੁਰੂ ਕਹਿੰਦਾ ਤੁਹਾਨੂੰ ਗਰੀਬ ਸਿੱਖਾਂ ਨੂੰ ਮੈਂ ਰਾਜ ਦੇ ਦੂੰਗਾ ਪਾਸ਼ਾਹੀ ਦਊਂਗਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇੱਕ ਨੇ ਝੂਠ ਬੋਲਿਆ ਦੂਆ ਤੋਂ ਵੱਡਾ ਝੂਠ ਬੋਲਦਾ ਉੱਥੇ ਲਿਖਿਆ ਸੀ ਵੀ ਉਹ ਅੱਲਾ ਦਿੰਦਾ ਰਾਜ ਉੱਥੋਂ ਮਿਲਦਾ ਸੰਸਾਰ ਦਾ ਰਾਜ ਜੇ ਗੁਰੂ ਦਿੰਦਾ ਕੀ ਗੁਰੂ ਚਾਹੁੰਦਾ ਸਿੱਖ ਨਰਕ ਚਲਾ ਜਾਵੇ ਮੇਰਾ ਨਰਕੇ ਚ ਭੇਜ ਕੇ ਰਾਜੀ ਹੈ ਗੁਰੂ ਸਿੱਖ ਨੂੰ ਤਪੋ ਰਾਜ ਰਾਜੋ ਨਰਕ ਲਿਖਿਆ ਹੋਇਆ ਹੈ ਗੁਰਬਾਣੀ 'ਚ ਜੇ ਤਪ ਕਰਕੇ ਰਾਜ ਬਣੂ ਜਿਹਨੇ ਰਾਜ ਲੈ ਲਿਆ ਨਰਕ ਜਾਊਗਾ ਜਾਊਗਾ ਨਹੀਂ ਰਾਜ ਵਿੱਚ ਕੋਈ ਸਟੇਸ਼ਨ ਦੀ ਗੱਡੀ ਨਹੀਂ ਰੁਕਦੀ ਹੈ ਨਰਕ ਤੋਂ ਹੀ ਮੋੜ ਪੈਂਦਾ ਫਿਰ ਉੱਥੋਂ ਹੀ ਘੁੰਮ ਫੇਰ ਆਉਂਦੀ ਹੈ ਬੈਗ ਗੈਰ ਗੱਡੀ ਰੋਈ ਨੂੰ ਹੈਗਾ ਤਬੋ ਰਾਜ ਰਾਜੋ ਨਰਕ ਸਿੰਗਲ ਲਾਈਨ ਉੱਤੇ ਤੱਕ ਕਿਤੇ ਨਹੀਂ ਹੈ ਡੋਲ ਨਰਕ ਜਾਊਗਾ ਰੋਕ ਨਹੀਂ ਸਕਦਾ ਤੇ ਜੇ ਰਾਜ ਦੇਣ ਦੀ ਗੱਲ ਕੀਤੀ ਗੁਰੂ ਨੇ ਨਰਕ ਨੂੰ ਭੇਜਣ ਦੀ ਗੱਲ ਕੀਤੀ ਫਿਰ ਸਭ ਛਾਤਰਾਂ ਦੇ ਗੱਲਾਂ ਦਿਮਾਗ ਦੀ ਕਾੜ ਹੈ ਵੀ ਗੁਰੂ ਨੇ ਕਿਹਾ ਸਿੱਖਾਂ ਨੂੰ ਮੈਂ ਰਾਜ ਦਊਗਾ ਆਸ਼ਾਈ ਦਊ ਸਭ ਛਾਤਰ ਨੇ ਛਾਤਰੇ ਲੋਕ ਨੇ ਜਿਹੜੇ ਇਹਦਾ ਪ੍ਰਚਾਰ ਕਰਦੇ ਨੇ ਉਹ ਵੀ ਛਾਤਰੇ ਨੇ ਕਿ ਉਹਨਾਂ ਨੇ ਬਾਣੀ ਦੇ ਲੈਣ ਕੀ ਹੈ ਦੇ ਤਾਂ ਖਿਲਾਫ ਨੇ ਉਹ ਬੋਲਦੇ ਨਹੀਂ ਬੋਲਣ ਦਾ ਸਿਰ ਖਿਲਾਫ ਹੋ ਜਾਣਗੇ ਗੁਰਮਤ ਨੂੰ ਪ੍ਰਚਾਰ ਦੇ ਖਿਲਾਫ ਨੇ ਉਹ ਅੰਦਰੋਂ ਰੌਲਾ ਪਾਈ ਜਾਂਦੇ ਨੇ ਹੋਰੇ ਸਿੱਖੀ ਗਈ ਸਿੱਖੀ ਗਈ ਸਿੱਖੀ ਕਾਹਨੂੰ ਬਈ ਥੋੜੀਆਂ ਵੋਟਾਂ ਗਈਆਂ ਸਿੱਖੀ ਦਾ ਹੈ ਉਹਦੀ ਤੇ ਜਾਵਤ ਹੈ ਜੇਬ ਖਾਲੀ ਹੈ ਜੇਬ ਕੱਟੀ ਗਈ ਜੇਬ ਕੀ ਕੱਟਿਆ ਗਿਆ ਜੇਬ ਜੀ ਜੇਬ ਖਾਲੀ ਸੀ ਰੋਲਾ ਪਾਉਂਦਾ ਮੇਰੀ ਜੇਬ ਕੱਟੀ ਗਈ ਜੇਬ ਕੱਟੀ ਗਈ ਜੇਬ ਤਾਂ ਬੜੂਆ ਖਾਲੀ ਵੀ ਨਹੀਂ ਸੀ ਜੇਬ ਜੋ ਕੱਟ ਕੀ ਲਿਆ ਤੁਹਾਡੀ ਜੋ ਜੇਤ ਉਹ ਦੱਸੋ ਸਹੀ ਵੀ ਕੀ ਸੀ ਤੁਹਾਡੀ ਜੇਬ ਜਿਹੜਾ ਕੱਟ ਲਈ ਜੇਬ ਦੇ ਸਿਰ ਸਿੱਕੀ ਠੀਕ ਇੱਥੇ ਜਿਹੜੀ ਗਈ ਜੇ ਕੋ ਜੇਬ ਜੁੰਦਾ ਜੇਬ ਕੱਟੀ ਜਾਂਦੀ ਉਹ ਪਾਗਲ ਹੈ ਤੁਹਾਡੀ ਕੋਈ ਜੇਬ ਗੁੱਟੂ ਜੇਬ ਜਹੀ ਕੁਝ ਨਹੀਂ ਤੁਸੀਂ ਕੋ ਦਿੱਤਾ ਨਹੀਂ ਗੁਰਦੁਆਰਿਆਂ ਜੋ ਲੋਕ ਗੁਰਦੁਆਰੇ ਹੁਣ ਤੇ ਹਟ ਗਏ ਉਹਨਾਂ ਨੂੰ ਕੋਈ ਤੋਂ ਮਿਲਦਾ ਨਹੀਂ ਬੱਚੇ ਬੁੱਲਰ ਤੋਂ ਹਟ ਗਏ ਝੂਠੀਆਂ ਕਹਾਣੀਆਂ ਨੇ ਸੁਣਾਈ ਜਾਂਦੇ ਹੋ ਉਹਨਾਂ ਦੇ ਵਿਸ਼ਵਾਸ ਹੁੰਦਾ ਨਹੀਂ ਵਿਸ਼ਵਾਸ ਕਰਦੇ ਹੋ ਕਾਬਲ ਨਹੀਂ ਲਾਇਕ ਨਹੀਂ ਲੋਕ ਹਟ ਗਏ ਸੁਣਦੇ ਛਾਇਆ ਛੂਚੀ ਜਗਤ ਭੁਲਾਣਾ ਛਾਇਆ ਛੂਚੀ ਜਗਤ ਭੁਲਾਣਾ ਇਹ ਕਮਾਇਆ ਹੁੰਦੀ ਹੈ ਕਮਾਇਆ ਦੀ ਛਾਇਆ ਹੁੰਦੀ ਹੈ ਛਾਇਆ ਕੀ ਹੈ ਛਾਇਆ ਗਿਆ ਉੱਤਰ ਜਿਹੜਾ ਹਨੇਰਾ ਹੈ ਇੱਕ ਇੱਕ ਹਨੇਰਾ ਹੈ ਜਿਹੜਾ ਇੱਕ ਚਾਨਣ ਜਿਹੜੀ ਕਲਪਨਾ ਕਲਪਨਾ ਕੀ ਹੈ ਛੂਚੀ ਹੈ ਕਲਪਨਾ ਦੇ ਵਿੱਚ ਕੀ ਹੈ ਖਾਲੀ ਹੁੰਦੀ ਹੈ ਕਪੋਲ ਕਲਪਨਾ ਕਹਿੰਦੇ ਕਲਪਨਾ ਕੀ ਹੁੰਦੀ ਹੈ ਕਪੋਲ ਹੁੰਦੀ ਹੈ ਖਾਲੀ ਜਿਹੜਾ ਕਾਲਪਨਿਕ ਧਰਮ ਨੇ ਸਭ ਕਪੋਲ ਕਲਪਨਾ ਨੇ ਸਭ ਖਾਲੀ ਦੇ ਵਿੱਚ ਸੱਚ ਹੈ ਹੀ ਨਹੀਂ ਇਹਨਾਂ ਦੇ ਵਿੱਚ ਧਰਮ ਨਹੀਂ ਹਣ ਝੂੜ ਸੱਚ ਦੀ ਛਾਂ ਹੈ ਛਾਂ ਦੀ ਹਨੇਰਾ ਛਾਂ ਦੇ ਵਿੱਚ ਹਨੇਰਾ ਹੁੰਦਾ ਹੈ ਉਹ ਜੀ ਚੀਜ਼ ਬਣਾ ਕੇ ਦਿਖਾਤੀ ਤੁਹਾਨੂੰ ਧਰ ਨਾਮ ਵੀ ਉਹ ਜਿਹਾ ਦਿਖਾਤਾ ਪਰ ਹੈ ਸਭ ਡੁਪਲੀਕੇਟ ਛਾਂ ਦੇ ਵਿੱਚ ਸਭ ਕੁਝ ਹੁੰਦਾ ਹੈ ਹੁੰਦਾ ਡੁਪਲੀਕੇਟ ਛਾਂ ਦੇ ਪੱਤੇ ਵੀ ਹੁੰਦੇ ਨੇ ਛਾਂ ਦੇ ਬਰੀਕ ਟਾਣੀ ਵੀ ਹੁੰਦੀ ਹੈ ਛਾਂ ਦੇ ਵਿੱਚ ਫੁੱਲ ਵੀ ਹੁੰਦਾ ਪਰ ਛਾਂ ਦੀ ਟਾਣੀ ਤੁਸੀਂ ਤੋੜ ਕੇ ਉੱਥੇ ਦਾਤਲ ਕਰਕੇ ਦਿਖਾਓ ਛਾਂ ਚ ਛਾਂ ਜੋ ਟਾਣੀ ਤੋੜ ਕੇ ਜਾਂ ਫੁੱਲ ਤੋੜ ਕੇ ਛਾਂ ਚ ਟੰਕ ਕੇ ਦਿਖਾਓ ਤੁਸੀਂ ਆਪਣੇ ਛਾਂ ਦੇ ਵਿੱਚੋਂ ਫੁੱਲਾਂ ਨੂੰ ਉਹਦੀ ਮਾਲਾ ਬਣਾ ਲਓ ਫੁੱਲਾਂ ਦੀ ਹਾਰ ਬਣ ਜਾਊਗਾ ਛਾਂ ਝੁੱਚੀ ਹੁੰਦੀ ਹੈ ਅਗਿਆਨਤਾ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਖਾਲੀ ਗਿਆਨ ਤੋਂ ਸਖੜੀ ਜਗ੍ਹਾ ਦਾ ਹੋ ਗਿਆ ਹੈ ਸਾਡਾ ਜਿੰਨਾ ਹਿਰਦਾ ਗਿਆਨ ਤੋਂ ਖਾਲੀ ਪਿਆ ਨਾ ਉਹਦੇ ਵਿੱਚ ਹਨੇਰਾ ਹੈ ਅਗਿਆਨਤਾ ਉਹ ਛੁੱਚੀ ਹੈ ਥੋਥਾ ਚਨਾ ਬਾਜੇ ਘਣਾ ਤਾਂ ਲਿਖਦੇ ਨੇ ਜਿਹਦੇ ਅੰਦਰ ਗਿਆਨ ਹੈ ਜਿੰਨਾ ਗਿਆਨ ਹੈ ਉਹਨਾਂ ਦਾ ਹੈਗਾ ਹਿਰਦਾ ਠੋਸ ਗਿਆਨ ਵਾਲੀ ਜਗ੍ਹਾ ਹੁੰਦੀ ਹੈ ਠੋਸ ਜਿੱਥੇ ਗਿਆਨ ਨਹੀਂ ਹੈ ਅਗਿਆਨਤਾ ਉਹ ਹੁੰਦੀ ਹੈ ਛੂਚੀ ਖਾਲੀ ਇਹ ਮਨ ਕਿਉਂ ਖਾਲੀ ਜਗ੍ਹਾ ਕਰਕੇ ਮਨ ਡੋਲਦਾ ਕੁਝ ਹਿਰਦੇ 'ਚ ਗਿਆਨ ਹੈ ਕੁਝ ਖਾਲੀ ਹੈ ਖਾਲੀ ਕਰਕੇ ਉਹ ਡੋਲਦਾ ਇਹ ਛੁੱਚੀ ਜਗਤ ਭਲਾਨਾ ਛੁੱਚੀ ਆ ਖਾਲੀ ਹੈ ਜਗਤ ਭਲਾਨਾ ਉਹ ਜਗਤ ਤਾਂ ਹੀ ਭਲਾਨਾ ਜਗਤ ਕਲਪਨਾ ਨੇ ਲੈ ਲਿਆ ਸਾਨੂੰ ਵਹਿਮ ਹੋ ਗਿਆ ਬਈ ਸਾਡੇ ਘਰੇ ਤੇ ਕੁਝ ਹੋ ਜਾਂਦਾ ਸਾਡੇ ਘਰੇ ਤੇ ਕਾਹਨੂੰ ਹੁੰਦਾ ਕੁਝ ਕਰਦਾ ਤਾਂ ਇਹ ਜੀਵ ਆਤਮਾ ਹੀ ਹੈ ਪਰ ਡੋਰੀ ਦਾ ਉਹਦੇ ਹੱਥ 'ਚ ਹੈ ਇਹ ਨਹੀਂ ਕੁਝ ਕਰ ਸਕਦਾ ਜਨਤਾ ਕੇ ਹੱਥ ਕੱਛ ਨਹੀਂ ਇਹ ਵੀ ਕਹਿੰਦਾ ਕਰਦੇ ਵੀ ਜਨਤ ਪੂਰੇ ਨੇ ਬਸ ਇਹੀ ਗੱਲ ਹੈ ਇਹ ਛਾਇਆ ਹੈ ਉਹਦੀ ਛਾਇਆ ਛੁੱਚੀ ਹੈ ਜਗਤ ਭੁਲਾਣਾ ਜਗਤ ਭੁਲਾਣਾ ਜਗਤ ਸਾਰਾ ਭੁੱਲਿਆ ਫਿਰਦਾ ਸਾਨੂੰ ਬੈਮ ਹੈ ਵੀ ਅਸੀਂ ਕਰ ਸਕਦੇ ਹਾਂ ਕੁਝ ਮਾਇਆ ਛਾਇਆ ਹੀ ਹੈ ਛਾਇਆ ਹੀ ਹੈ ਹੋਰ ਕੀ ਹੈ ਮਾਇਆ ਛਾਇਆ ਹੀ ਹੈ ਤਾਂ ਹੀ ਉਹ ਨਹੀਂ ਜੀਵਾਤਮਾ ਛਾਇਆ ਉਹਦੀ ਛਾਇਆ ਨਹੀਂ ਕੁਝ ਕਰ ਸਕਦੀ ਹੁੰਦੀ ਜਿਵੇਂ ਤੋਂ ਜਿਵੇਂ ਤੋਂ ਸੂਰਜ ਦੀ ਛਾਇਆ ਹੈ ਨੂੰ ਸੂਰਜ ਜਾਂਦਾ ਤਾਂ ਉਧਰ ਨੂੰ ਚਲੀ ਜਾਂਦੀ ਹੈ ਕਿਰਨਾਂ ਦੀ ਡਾਇਰੈਕਸ਼ਨ ਸੂਰਜ ਨਾਲ ਜੁੜੀ ਹੋਈ ਹੈ ਕਿ ਧੁੱਪ ਨਾਲ ਜੁੜੀ ਹੋਈ ਹੈ ਇਧਰੋਂ ਸੂਰਜ ਨਿਕਲਿਆ ਕਿਰਨਾਂ ਐ ਨੂੰ ਜਾ ਰਹੀਆਂ ਨੇ ਤੇ ਛਾਇਆ ਪੇੜ ਦੀ ਐ ਨੂੰ ਜਾ ਰਹੀ ਹੈ ਤੇ ਕਿਰਨਾਂ ਉੱਤਰ ਨੂੰ ਆਈ ਜਾਂਦੀਆਂ ਛਾਇਆ ਥੱਲੇ ਨੂੰ ਆਈ ਜਾਂਦੀ ਐ ਇਧਰ ਹੋ ਗਿਆ ਸੂਰਜ ਫੇਰ ਉਹਦੀ ਛਾਇਆ ਐ ਨੂੰ ਜਾਣ ਲੱਗੀ ਪੇੜ ਦੀ ਛਾਇਆ ਸੂਰਜ ਦੀ ਛਾਇਆ ਨੇ ਬਦਲਤੀ ਪਰ ਇੱਕ ਪੇੜ ਦੀ ਛਾਇਆ ਇੱਕ ਸੂਰਜ ਦੀ ਛਾਇਆ ਸੂਰਜ ਦੀ ਛਾਇਆ ਧੁੱਪ ਹੈ ਪੇੜ ਦੀ ਛਾਇਆ ਕਿਹਨੇ ਬਦਲੀ ਸੂਰਜ ਨੇ ਬਦਲੀ ਕਰਨਾ ਨੇ ਅਜਾ ਜੋ ਅਸੀਂ ਕਰਦੇ ਹਾਂ ਸਾਡੀ ਕਰਤ ਤਾਂ ਉਹ ਛਾਇਆ ਹੈ ਨਾਲ ਹੀ ਉਹਦੀ ਤਾਕਤ ਸੂਰਜ ਦੀ ਹੈ ਜਿੱਦ ਨੂੰ ਸੂਰਜ ਜਾਂਦਾ ਉਹੀ ਕੁਝ ਹੋਈ ਜਾਂਦਾ ਛਾਇਆ ਨੇ ਸਾਡੀ ਨਾਲ ਕੀ ਕਰਨਾ ਉਹਦੀ ਛਾਇਆ ਧੁੱਪ ਹੈ ਸਾਡੀ ਛਾਇਆ ਉਹ ਦਰਖਤ ਦੀ ਛਾਇਆ ਉਹ ਉਹਨਾਂ ਨੂੰ ਘੁੰਮੀ ਜਾਂਦੀ ਹੈ ਉਹ ਵੀ ਘੁੰਮੀ ਜਾਂਦੀ ਲੰਬੀ ਹੁੰਦੀ ਆਪਣੀ ਮਰਜ਼ੀ ਨਾਲ ਛਾਇਆ ਲੰਬੀ ਥੋੜੀ ਬੋਧੀ ਕਰਕੇ ਦਿਖਾਵੇ ਦਰਖਤ ਆਪਣੀ ਮਰਜ਼ੀ ਨਾਲ ਕਰ ਲੋ ਜੇ ਤਾਂ ਆਪਣੀ ਮਰਜ਼ੀ ਨਾਲ ਦਰਖਤ ਛਾਇਆ ਆਪਣੀ ਵਧਾ ਘਟਾ ਸਕਦਾ ਫਿਰ ਤਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਜੇ ਦਰਖਤ ਦੇ ਪਾਸੇ ਗੱਲ ਨਹੀਂ ਹੈ ਸਾਡੇ ਵੀ ਬਸ ਕੁਝ ਨਹੀਂ ਹੈਗਾ ਹੈ ਦਰਖਤ ਦੀ ਛਾਇਆ ਇਹ ਕਹੋ ਦਰਖਤ ਦੀ ਹੈ ਨਹੀਂ ਦਰਖਤ ਦੀ ਛਾਇਆ ਨਾ ਛਾਇਆ ਤਾਂ ਦਰਖਤ ਦੀ ਜੇ ਬੈਠੇ ਆਪਾਂ ਜਾ ਕੇ ਉਹਦੇ ਬਾਅਦ ਕੀ ਹੋਇਆ ਛਾਇਆ ਵੀ ਉਹਦੀ ਉਹਦੇ ਬਸ ਉਹਦੇ ਦੀ ਬਸ ਜਿਹਨੇ ਛਾਇਆ ਪੈਦਾ ਕੀਤੀ ਹੈ ਉਹਦੇ ਬਾਅਦ ਛਾਇਆ ਧੁੱਪ ਦੀ ਵਜ੍ਹਾ ਨਾਲ ਰਾਤ ਨੂੰ ਕਿਉਂ ਨਹੀਂ ਛਾਇਆ ਹੁੰਦੀ ਬਈ ਰਾਤ ਨੂੰ ਦਰਖਤ ਦੀ ਛਾਇਆ ਕਿਉਂ ਨਹੀਂ ਹੁੰਦੀ ਹਾਂ ਹੈ ਹੈ ਦੀ ਪੈਦਾ ਵੀ ਉਹਦੀ ਹੋ ਕੀਤੀ ਹੋਈ ਹੈ ਬਸ ਵਿੱਚ ਵੀ ਉਹਦੇ ਹੀ ਹੈ ਸਭ ਕੁਝ ਛਾਇਆ ਵਿਚਾਰੀ ਛੁੱਟੀ ਹੈ ਇਹਦੇ ਬਸ ਕੁਝ ਨਹੀਂ ਹੈਗਾ ਜਗਤ ਭਲਾਨਾ ਜਗਤ ਕਹਿੰਦਾ ਛਾਇਆ ਹੈਗੀ ਹੈ ਭਲਾਨਾ ਨਹੀਂ ਹੈ ਮੈਂ ਕਿਉਂ ਨਹੀਂ ਕਰ ਸਕਦਾ ਕੁਝ ਲਿਖਿਆ ਕਿਰਤ ਧੁਰੇ ਪਰਵਾਨਾ ਧੁਰੇ ਪਰਵਾਨਾ ਧੁਰੋਂ ਪਰਵਾਨਾ ਨਹੀਂ ਹੈ ਧੁਰੇ ਹੋਰ ਗੱਲ ਹੈ ਧੁਰੋਂ ਹੋਰ ਗੱਲ ਹੈ ਆਪਣਾ ਹੀ ਮਰਜ਼ੀ ਨਾਲ ਪਰਵਾਨਾ ਲਿਖ ਲਿਆ ਪ੍ਰਵਾਨ ਕਰ ਲਿਆ ਵੀ ਮੈਂ ਕੁਝ ਕਰ ਸਕਦਾ ਜਿਹੜੀ ਸਾਡੀ ਕਰਤਾ ਹੈ ਨਾ ਸਾਡੀ ਸੋਚ ਹੈ ਇਹਦਾ ਅੰਦਰੇ ਪਰਵਾਨਾ ਲਿਖ ਲਿਆ ਪ੍ਰਵਾਨ ਕਰ ਲਿਆ ਵੀ ਹਾਂ ਮੈਂ ਕਿਉਂ ਨਹੀਂ ਕਰ ਸਕਦਾ ਧੁਰੇ ਪਰਵਾਨਾ ਧੁਰੋਂ ਪਰਵਾਨਾ ਨਹੀਂ ਹੈ ਧੁਰੇ ਧੁਰੇ ਪਰਮੇਸ਼ਰ ਦਾ ਕਰਾਉਣੀ ਹੈ ਪ੍ਰਵਾਨ ਕੀਤੀ ਹੋਈ ਗੱਲ ਇਹ ਅਸੀਂ ਪ੍ਰਵਾਨ ਕੀਤੀ ਹੋਈ ਹੈ ਗੱਲ ਆਪਣੇ ਅੰਦਰੇ ਪ੍ਰਮਾਣ ਕਰ ਲਿਆ ਧੁਰੇ ਤੁਰੋ ਆਰ ਤੁਰੇ ਦਾ ਫਰਕ ਹੈ ਸ਼ਬਦ ਦਾ ਫਰਕ ਹੈ ਇੱਕ ਦਾ ਜਿਹਦਾ ਧੁਰੋ ਨਾ ਆਉਂਦਾ ਫਿਰ ਦਰਗਾਹ ਜੋ ਦਰਗਾਹ ਨਹੀਂ ਪ੍ਰਮਾਣ ਦੀ ਗੱਲ ਹੈਗੀ ਅਸੀਂ ਮੰਨ ਲਈਏ ਅੰਦਰੇ ਪ੍ਰਮਾਣ ਕਰ ਲਈਏ ਆਪਣੇ ਹੁਣ ਅੰਦਰੋਂ ਕਿ ਕਿਵੇਂ ਜਿਹਨੇ ਜਿੱਥੇ ਲਿਖੀ ਹੈ ਨਾ ਇਹ ਪ੍ਰਮਾਣ ਕੀਤੀ ਹੈ ਜਿਹੜੇ ਹੱਥ ਨੇ ਜਿਹੜੀ ਕਲਮ ਨੇ ਉਹੀ ਕਲਮ ਮਟਾਉ ਹੁਣ ਇਹਨੂੰ ਪ੍ਰਵਾਨ ਕੀਤੀ ਗੱਲ ਨੂੰ ਜੀ ਜਿਹਨੇ ਕੀਤੀ ਉਹ ਆਪੇ ਬਣਾ ਸਕਦਾ ਹੈ ਨਾ ਸੱਚਖੰਡ ਨੇ ਪ੍ਰਵਾਨ ਕੀਤੀ ਹੈ ਲਿਖੀ ਹੈ ਨਾ ਉਹਨੇ ਮਟਾਉਣੀ ਹੈ ਆਪਣੀ ਮਨੋਦਾ ਪੇਸ਼ ਨਹੀਂ ਆਪਣੀ ਮਨੋਦਾ ਪੇਸ਼ ਨਹੀਂ ਜੇ ਹੁਣ ਕਹੇ ਰੱਬ ਨਹੀਂ ਕਰਦਾ ਇਹ ਇਹ ਤਾਂ ਬਾਤ ਕਿਉਂ ਆਪਣਾ ਜਿਹੜਾ ਹੈ ਨਾ ਦੋਸਤ ਦੂਏ ਨੂੰ ਦੇ ਨਾਲ ਬਸ ਜਿਹੜੀ ਗੱਲ ਮੈਂ ਮੰਨੀ ਹੋਈ ਹੈ ਗਲਤ ਉਹ ਮੈਨੂੰ ਕਿਤੇ ਅਗਣੀ ਪੈਣੀ ਇਹ ਬਾਂਦਰ ਦੀ ਮੁੱਠੀ ਹੈ ਜੇ ਬਾਂਦਰ ਨਹੀਂ ਖੁੱਲਣੀ ਖੱਲਾ ਖਲਾ ਖੱਲਾ ਘਾੜ ਨੂੰ ਛੱਡਦਾ ਹੋਰ ਕੋਈ ਤਰੀਕਾ ਬਣਾ ਲੈ ਖਿਲਾ ਖਾਣ ਦਾ ਜੇ ਸਿਆਣਾ ਹੁੰਦਾ ਹੱਥ ਕੱਢ ਕੇ ਉੱਥੇ ਮਾਰਦਾ ਕੋਈ ਲਿਆ ਕੇ ਉਹਨੂੰ ਭਰ ਕੁਝ ਹੀ ਭਰ ਦਿੰਦਾ ਖਿਲਾ ਖਾ ਲੈਂਦਾ ਇੰਨੀ ਅਕਲ ਹੈ ਜੀ ਛੀਜੈ ਜੋਬਨ ਜਰੂਆ ਸਰਕਾਰ ਛੀਜਾ ਜੋਬਨ ਜੋਬਨ ਛਿਜ ਜਾਂਦਾ ਹੈ ਜੋਬਨ ਕਾਹਦਾ ਛਿਜ ਜਾਂਦਾ ਸਰੀਰ ਦੇ ਜੋਬਨ ਦੀ ਗੱਲ ਘਟਾ ਹੈ ਅੰਦਰਲੇ ਜੋਬਨ ਦੀ ਗੱਲ ਹੈ ਜਿਹੜਾ ਬੁੱਧ ਦਾ ਬਲ ਹੈ ਬੁੱਧ ਦਾ ਬਲ ਹੀ ਬੁੱਧ ਦਾ ਜੋਬਰ ਹੁੰਦਾ ਸਰੀਰ ਦਾ ਬਲ ਹੈ ਤੇ ਸਰੀਰ ਦਾ ਜੋਬਰ ਸਰੀਰ ਦਾ ਬਲ ਘਟ ਗਿਆ ਜੋਬਰ ਘਟ ਗਿਆ ਬਿਮਾਰ ਹੋ ਜਾਂਦਾ ਜੋਬਰ ਘਟ ਜਾਂਦਾ ਕਮਜ਼ੋਰੀ ਆ ਜਾਂਦੀ ਹੈ ਜੋਬਰ ਘਟ ਜਾਂਦਾ ਬੁੱਧ ਦਾ ਜੇ ਬਲ ਘਟਦਾ ਹੈ ਤੇ ਬੁੱਧ ਦਾ ਜੋਬਰ ਵੀ ਘਟਦਾ ਹੈ ਛੀਟਾ ਜੋਬਰ ਜਰੂਆ ਸਰਕਾਲ ਜਰੂਆ ਸਰਕਾਲ ਜੋਬਨ ਸਰੀਰ ਦਾ ਵੀ ਛਿੱਜ ਰਿਹਾ ਹੈ ਤੇ ਬੁੱਧ ਦਾ ਬਲ ਵੀ ਘਟ ਰਿਹਾ ਜਰਾ ਰੋਗ ਆ ਰਿਹਾ ਹੈ ਜਦ ਬਲ ਛਿੱਜਦਾ ਕਪੜੇ ਪੱਕ ਤਾਂ ਆਉਂਦਾ ਨਹੀਂ ਹੈ ਜੇ ਲਾਈਟ ਘਟਦੀ ਹੈ ਹਨੇਰਾ ਕਿਤੋਂ ਆਉਂਦਾ ਨਹੀਂ ਹਨੇਰਾ ਉੱਥੇ ਹੀ ਹੁੰਦਾ ਹਨੇਰਾ ਦਾ ਪ੍ਰਗਟ ਹੁੰਦਾ ਹੈ ਇਵੇਂ ਜਰਾ ਰੋਗ ਜਰੂਆ ਜਿਹੜਾ ਹੈ ਨਾ ਇਹ ਪ੍ਰਗਟ ਹੁੰਦਾ ਆਉਂਦਾ ਨਹੀਂ ਹੈ ਪੱਗ ਤੋਂ ਅਸੀਂ ਕਹਿੰਦੇ ਪਾ ਆ ਗਿਆ ਆਇਆ ਕਿਤੋਂ ਨਾ ਆਉਣ ਦਿੰਦੇ ਨਾ ਆਉਣ ਦਿੰਦੇ ਉਹ ਪ੍ਰਗਟ ਹੋਇਆ ਉਹ ਤਾਂ ਦੂਆ ਪਾਸਾ ਸਿੱਕੇ ਦਾ ਜਰੂਆ ਸਰਕਾਰ ਜਰੂਆ ਆ ਗਿਆ ਜਰੂਆ ਦੇ ਨਾਲ ਕਾਲ ਹੈ ਸੱਤੇ ਕਾਇਆ ਚੀਜੈ ਭਈ ਸਿਬਾਲ ਇਸੇ ਤਰੀਕੇ ਨਾਲ ਜਿਵੇਂ ਬਾਲ ਜੋਬਨ ਸਿੱਧਾ ਬੁਢੇਪਾ ਹੁੰਦਾ ਹੈ ਸਰ ਤੇ ਕਾਲ ਹੈ ਆਖਰ ਸਰੀਰ ਨੇ ਖਤਮ ਹੋ ਜਾਣਾ ਹੈ ਇਵੇਂ ਜਿਹੜੀ ਕਾਇਆ ਅੰਦਰਲੀ ਬੁੱਧ ਦਾ ਬਲ ਘਟਦਾ ਹੈ ਕਾਇਆ ਚੀਜੈ ਭਈ ਸਿਬਾਲ ਐ ਛਿੱਦੀ ਹੈ ਜਿਵੇਂ ਪਾਣੀ ਜਿਹੜਾ ਹੈ ਨਾ ਜਾਲਾ ਪਏ ਤੇ ਪਾਣੀ ਖਰਾਬ ਹੋ ਜਾਂਦਾ ਐਵੇਂ ਬੁੱਧ ਦੇ ਵਿੱਚ ਜਿਹੜਾ ਅਗਿਆਨਤਾ ਦਾ ਜਾਲਾ ਪਏ ਅਗਿਆਨਤਾ ਦਾ ਜਾਲਾ ਪੈ ਜਾਂਦਾ ਹੈ ਅਗਿਆਨਤਾ ਦਾ ਪਸਾਰਾ ਹੋ ਜਾਂਦਾ ਹੈ ਬੁੱਧ ਦਾ ਬਲ ਘਟ ਜਾਂਦਾ ਹੈ ਰੋਸ਼ਨੀ ਬੰਦੋਂ ਪੈ ਜਾਂਦੀ ਰੋਸ਼ਨੀ ਜਦ ਬੰਦੋਂ ਪੈਂਦੀ ਹੈ ਤਾਂ ਹਨੇਰੇ ਦਾ ਜਿਹੜਾ ਜਾਲ ਹੈ ਵਿੱਚ ਦਿਖਾਈ ਦੇਣ ਲੱਗ ਜਾਂਦਾ ਜੇ ਰੋਸ਼ਨੀ ਵੱਧਦੀ ਹੈ ਹਨੇਰੇ ਦਾ ਜਿਹੜਾ ਜਾਲ ਉਹਨੂੰ ਖਤਮ ਕਰ ਦਿੰਦੀ ਹੈ ਰੋਕ ਦਿੰਦੀ ਸਰੀਰ ਦਾ ਜਿਵੇਂ ਬਲ ਘਟਦਾ ਹੈ ਸਰੀਰ ਦਾ ਜਿਹੜਾ ਯੋਗਨ ਘਟਦਾ ਹੈ ਤੇ ਸਰੀਰ ਕਮਜ਼ੋਰ ਪੈ ਜਾਂਦਾ ਹੈ ਦੇਖਣ ਨੂੰ ਵੀ ਚੰਗਾ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਕਾਲ ਦੇ ਗਰਾਸ ਹੋ ਜਾਂਦਾ ਹੈ ਇਹ ਵੇ ਜਿਹੜੀ ਕਾਇਆ ਬੁੱਧੀ ਹੈ ਸ੍ਰੀ ਅੰਤਰਾਤਮਾ ਇਹਨੂੰ ਭਰਮ ਘੇਰ ਲੈਂਦਾ ਭਰਮ ਦਾ ਜਾਲ ਪੈ ਜਾਂਦਾ ਇਹ ਚੀਜ਼ ਹੈ ਭਾਈ ਸਵਾਲ ਸਵਾਲ ਜਾਲੇ ਨੂੰ ਕਹਿੰਦੇ ਜਾਲਾ ਜਾਲ ਹੁੰਦਾ ਪਰਮ ਦੇ ਜਾਲ 'ਚ ਫਸ ਜਾਂਦੀ ਹੈ ਜਿਉਂ ਜਿਉਂ ਇਹਦੀ ਅਗਿਆਨਤਾ ਵੱਧਦੀ ਹੈ ਤੇ ਉਹਦੇ ਪਰਮ ਦੇ ਜਾਲ 'ਚ ਫਸੀ ਜਾਂਦੀ ਹੈ ਪਰਮ ਵਧੀ ਜਾਂਦਾ ਹੈ